Pronto, Deus. मैं अपराधी सद भूलते तुम बख्शन हारे लिखे कत है ना छूटी है खिन खिन भूलना ਬਖਸ਼ਣਹਾਰ ਬਖਸ਼ ਲੈ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰੋ ਭਰੇ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਮਾਇਆ ਮੋਹ ਪਰਮ ਪੈ ਭੂਲੇ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾ ਸਿਉ ਪ੍ਰੀਤ ਲਗਾਈ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜੰਤਰਾ ਸਮਟਾਈ ਇਕ ਅਰਦਾਸ ਪਾਟ ਕੀਰਤ ਕੀ ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਬਖਸ਼ੀ ਗੁਰ ਮੇਰਿਆ ਬਹੁਤੇ ਨੇ ਔਗਣ ਮੇਰੇ ਬਖਸ਼ੀ ਗੁਰ ਮੇਰਿਆ ਬਹੁਤੇ ਸਿਓ ਮੇਰੇ ਸਤਿਗੁਰ ਜੀ ਤੇ ਆਉਂ ਹਮ ਆਪਣ ਪਰੇ ਕੁਗੁਣ ਨਾਹੀ ਹਮ ਗੁਣ ਪਰੇ ਅੰਮ੍ਰਿਤ ਛਾੜ

Aşkı yarıda ਜਪੋ ਜਪੋ ਜਪੋ ਜਪੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਹਿਰ ਤੁਧ ਪਿਆ Yeah. ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਕਬੀਰ ਸਭ ਤੇ ਹਮ ਬੁਰੇ पद चलो सब कोए पढ़ो संगत कबीर सब दे पढ़ो पढ़ो जिन ऐसा कर ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਸਰਬੰਸਦਾਨੀ ਪਿਤਾ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਜੀ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ ਅੱਜ ਆਪਾਂ ਇਸ ਪੰਡਾਲ ਦੇ ਤੀਸਰੇ ਔਰ ਲਾਸਟ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਮੱਥਾ ਟੇਕਣ ਵਾਲਿਆਂ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਨਮਸਕਾਰ ਕਰਕੇ 5-7 ਮਿੰਟਾਂ ਵਿੱਚ ਸੱਜ ਜਾਓ 5-4 ਮਿੰਟਾਂ ਵਿੱਚ ਨਮਸਕਾਰ ਕਰ ਲਓ ਪਹਿਰੇਦਾਰਾਂ ਨੂੰ ਫਿਰ ਬੇਨਤੀ ਕਰ ਦਿਆਂਗਾ ਵੀ 5 ਮਿੰਟ ਤੋਂ ਬਾਅਦ ਫਿਰ ਰਸਤਾ ਜਿਹੜਾ ਹੈ ਉਹ ਪਿੱਛੇ ਬੰਦ ਕਰ ਦੇਣਾ ਆਉਣ ਵਾਲੇ ਪਿੱਛੇ ਹੀ ਬੈਠ ਜਾਣ ਰੋਜ਼ ਵਾਂਗ ਸਮਾਪਤੀ ਵੇਲੇ ਆਵਾਜ਼ ਦੇ ਕੇ ਫਿਰ ਅੱਗੇ ਬੁਲਾ ਲਾਂਗੇ ਬੜੇ ਸੋਹਣੇ ਦਿਨ ਲੱਗ ਰਹੇ ਨੇ ਅੱਜ ਕੱਲ ਕਈ ਤੇ ਅੱਜ ਹੀ ਕਹਿਣ ਲੱਗੇ ਵੀ ਗਰਮੀ ਜੀ ਹੋ ਗਈ ਕਈਆਂ ਨੇ ਦੋ ਕੁ ਦਿਨਾਂ ਨੂੰ ਕਹਿਣ ਲੱਗ ਜਾਣਾ ਬੜਾ ਔਖਾ ਹੈ ਬੜੀ ਗਰਮੀ ਹੈ ਦੋ ਕੁ ਦਿਨਾਂ ਨੂੰ ਸਟਾਰਟ ਹੋ ਜਾਣਾ ਰਾਜੀ ਹੈ ਹੀ ਨਹੀਂ ਕਿਸੇ ਗੱਲ ਪਰਸੋਂ ਕੱਲ ਕਹਿੰਦੇ ਪਰਸੋਂ ਕਹਿੰਦੇ ਸੀ ਆਪਾਂ ਵੀ ਠੰਡ ਬਹੁਤ ਹੈ ਹੁਣ ਕਹਿਣ ਲੱਗ ਜਾਂਗੇ ਗਰਮੀ ਬਹੁਤ ਹੈ ਰਾਜੀ ਹੁੰਦਾ ਹੀ ਨਹੀਂ ਮਨ ਕਦੀ ਤੇ ਜਿਹੜਾ ਉਹਦੇ ਸਿਸਟਮ ਨੂੰ ਸਮਝ ਜਾਂਦਾ ਹੈ ਜਿਹਨੂੰ ਪਤਾ ਹੈ ਉਹ ਉਹਦੀ ਮੌਜ ਵਿੱਚ ਰਾਜੀ ਰਹਿੰਦਾ ਹੈ ਉਹਦੇ ਹੁਕਮ ਵਿੱਚ ਰਾਜੀ ਰਹਿੰਦਾ ਹੈ ਹੁਕਮ ਵਿੱਚ ਸਾਰਾ ਕੁਝ ਹੋ ਰਿਹਾ ਜੋ ਕੁਝ ਵੀ ਚੱਲ ਰਿਹਾ ਸਭ ਭਾਣੇ ਵਿੱਚ ਹੈ ਭਾਣੇ ਵਿੱਚ ਹੀ ਬੰਦਾ ਆਉਂਦਾ ਹੈ ਭਾਣੇ ਵਿੱਚ ਹੀ ਸੰਸਾਰ ਵਿੱਚੋਂ ਚਲਿਆ ਜਾਂਦਾ ਹੈ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਆ ਜਦੋਂ ਇਹਨੂੰ ਰਜਾ ਕਹਿੰਦੇ ਨੇ ਰਜਾ ਚ ਰਹਿਣਾ ਭਾਣਾ ਤੇ ਸਾਰਾ ਹੀ ਹੈ ਅਸੀਂ ਭਾਣਾ ਜੋੜਦੇ ਆ ਦੁੱਖ ਨਾਲ ਜੇ ਕੋਈ ਬੰਦਾ ਮਰ ਜੇ ਫਿਰ ਜਾ ਕੇ ਕਰ ਕਹਿੰਦੇ ਆ ਚਲੋ ਭਾਈ ਕੋਈ ਨਹੀਂ ਰੱਬ ਦਾ ਪਾਣਾ ਹੈ ਪਰ ਜਿਹੜਾ ਬੱਚਾ ਜੰਮਦਾ ਉਹ ਵੀ ਰੱਬ ਦਾ ਪਾਣਾ ਹੈ ਪਾਣੇ 'ਚ ਹੀ ਆ ਜਾਂਦਾ ਜੰਮਣਾ ਵੀ ਮਰਨਾ ਵੀ ਇਹ ਸਭ ਪਾਣਾ ਹੈ ਪਰ ਇਹਨੂੰ ਮਿੱਠਾ ਕਰਕੇ ਮੰਨਣਾ ਇਹਨੂੰ ਕਹਿੰਦੇ ਨੇ ਹੁਕਮ ਇਹਨੂੰ ਕਹਿੰਦੇ ਨੇ ਰਜਾ ਚ ਹੁਕਮ ਰਜਾਈ ਚੱਲਣਾ ਉਹਦਾ ਹੁਕਮ ਜੋ ਚੱਲ ਰਿਹਾ ਹੈ ਪਾਣਾ ਹੁਕਮ ਪਾਣਾ ਕਾਨੂੰਨ ਰੱਬੀ ਕਾਨੂੰਨ ਹੁਕਮ ਕਹਿੰਦੇ ਨੇ ਕਾਨੂੰਨ ਨੂੰ ਜਿਵੇਂ ਬਾਹਰ ਵੀ ਇੱਕ ਕਾਨੂੰਨ ਹੀ ਹੈ ਬਾਹਰ ਇੱਕ ਕਾਨੂੰਨ ਹੈ ਆਪਾਂ ਸਾਰੇ ਹੀ ਸੰਵਿਧਾਨ ਦੇ ਵਿੱਚ ਕਾਨੂੰਨ ਦੇ ਵਿੱਚ ਆਉਂਦੇ ਆ ਜਿਹੜੇ ਆਪਾਂ ਇੰਡੀਆ 'ਚ ਜੰਮੇ ਆ ਆਪਾਂ ਇੰਡੀਆ ਦੇ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਆਪਾਂ ਇੰਡੀਆ ਦਾ ਕਾਨੂੰਨ ਇਹਦੇ ਤੋਂ ਬਾਹਰ ਨਹੀਂ ਆਪਾਂ ਜਾ ਸਕਦੇ ਅਮਰੀਕਾ 'ਚ ਰਹਿਣ ਵਾਲੇ ਅਮਰੀਕਾ ਦੇ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਇੱਕ ਰੱਬ ਦਾ ਕਾਨੂੰਨ ਹੈ ਰੱਬੀ ਹੁਕਮ ਜਿਹੜਾ ਸਾਰਿਆਂ ਤੇ ਵਰਤ ਰਿਹਾ ਸਾਰਿਆਂ ਦੇ ਸਿਰ ਤੇ ਉਹਦਾ ਹੁਕਮ ਹੈ ਧਰਮ ਖੰਡ ਵਿੱਚ ਹਰ ਕੋਈ ਆਇਆ ਹੋਇਆ ਹੈ ਜਿਹੜਾ ਇੱਥੇ ਜੰਮਿਆ ਹੈ ਉਹ ਧਰਮ ਖੰਡ ਵਿੱਚ ਆਉਂਦਾ ਹੈ ਇਹਨੂੰ ਥੋੜਾ ਜਿਹਾ ਸਮਝੀਏ ਜਰਾ ਧਿਆਨ ਜੇ ਇਕਾਗਰ ਕਰੋ ਤੇ ਗੱਲ ਪਕੜ ਚ ਆਵੇ ਸਮਝ ਜੋ ਜੇ ਥੋੜੀ ਜੀ ਗੱਲ ਸਾਡੇ ਸੁਰਤ ਚ ਆ ਜਾਵੇ ਵੇਖੋ ਹੁਣ ਆਪਾਂ ਜਿਵੇਂ ਕੋਈ ਸਟੂਡੈਂਟ ਪੜ੍ਹਦਾ ਹੈ ਬੱਚਾ ਪੜ੍ਹਦਾ ਹੈ ਉਹਨੂੰ ਅਗਲਾ ਕਹਿੰਦਾ ਭਾਈ ਤੂੰ ਨਾ ਚੰਗੀ ਪੜ੍ਹਾਈ ਕਰ ਸਰਕਾਰ ਦਾ ਮਾਨਤਾ ਪ੍ਰਾਪਤ ਸਕੂਲ ਹੈ ਸਰਕਾਰ ਦੀਆਂ ਨਜ਼ਰਾਂ 'ਚ ਹੀ ਹੁੰਦੇ ਨੇ ਚਾਹੇ ਸਕੂਲ ਪ੍ਰਾਈਵੇਟ ਹੋਵੇ ਭਾਵੇਂ ਸਰਕਾਰੀ ਹੋਵੇ ਉਹਨਾਂ ਦੀਆਂ ਨਜ਼ਰਾਂ 'ਚ ਹੀ ਬਾਹਰ ਨਹੀਂ ਉਹਦੇ ਵਿੱਚ ਰਹਿ ਕੇ ਚੱਲਣਾ ਬੱਚਾ ਕਵੇ ਜੀ ਮੈਂ ਤੇ ਸਕੂਲ ਦੇ ਮੈਂ ਨਹੀਂ ਪੜਦਾ ਮੈਂ ਤੇ ਆਪਣੀ ਮਰਜ਼ੀ ਕਰੂੰ ਮੈਂ ਨਹੀਂ ਮੰਨਦਾ ਸਰਕਾਰ ਨੇ ਪੜਨ ਲਈ ਸਕੂਲ ਬਣਾਏ ਨੇ ਵੀ ਪੜਾਈਆਂ ਕਰੋ ਭਾਈ ਸਭ ਉਹਦੀ ਨਜ਼ਰ 'ਚ ਨੇ ਅਗਲਾ ਨਹੀਂ ਪੜਦਾ ਮੈਂ ਨਹੀਂ ਪੜਦਾ ਗਲਤੀਆਂ ਕਰਦਾ ਹੈ ਪੜਨ ਦੀ ਬਜਾਏ ਗਲਤੀਆਂ ਕਰਦਾ ਹੈ ਹੁਣ ਚਲਿਆ ਗਿਆ ਜੇਲ੍ਹ 'ਚ ਗਲਤੀਆਂ ਕਰਨ ਕਰਕੇ ਸਕੂਲ ਛੱਡ ਕੇ ਕਾਲਜ ਛੱਡ ਕੇ ਯੂਨੀਵਰਸਿਟੀ ਛੱਡ ਕੇ ਚਲਿਆ ਗਿਆ ਜੇਲ੍ਹ ਵਿੱਚ ਤੇ ਕਵੇ ਮੈਂ ਨਹੀਂ ਮੰਨਦਾ ਕਾਨੂੰਨ ਨੂੰ ਤੇ ਜੇਲ੍ਹ ਕਿਹੜਾ ਕਾਨੂੰਨ ਤੋਂ ਬਾਹਰ ਹੈ ਉਹ ਵੀ ਵਿੱਚ ਹੀ ਜਿਵੇਂ ਹੁਣ ਮੰਨ ਲਓ ਆਪਾਂ ਗੱਡੀ ਚਲਾ ਰਹੇ ਆ ਆਪਾਂ ਕਹੀਏ ਮੈਂ ਨਹੀਂ ਜੀ ਸੜਕ ਦੇ ਰੂਲ ਨੂੰ ਮੰਨਦਾ ਮੈਂ ਤੇ ਮੰਨਦਾ ਹੀ ਨਹੀਂ ਰੋਡ ਦਾ ਕੀ ਰੂਲ ਹੈ ਮੈਂ ਨਹੀਂ ਮੰਨਦਾ ਮੈਂ ਤੇ ਬੱਤੀ ਲੰਘੂ ਮੈਂ ਤੇ ਲਾਲ ਬੱਤੀ ਚੋਂ ਹੀ ਗੱਡੀ ਕੱਢੂ ਚੱਲ ਕਰ ਫਿਰ ਮਰਜ਼ੀ ਜਦੋਂ ਬੱਤੀ ਨੂੰ ਲੰਘ ਜਾਏਗਾ ਚਲਾਨ ਕੱਟ ਦੇਣਗੇ ਹੁਣ ਤੂੰ ਬਾਹਰ ਤੇ ਨਿਕਲ ਹੀ ਨਹੀਂ ਸਕਦਾ ਕਾਨੂੰਨ ਦੇ ਵਿੱਚ ਹੀ ਰਹਿਣਾ ਪੈਣਾ ਹੈ ਭਾਵੇਂ ਕਾਲਜ 'ਚ ਪੜ ਭਾਵੇਂ ਜੇਲ੍ਹ 'ਚ ਜਾ ਦੋਵੇਂ ਹੀ ਸਰਕਾਰ ਦੀਆਂ ਨਜ਼ਰਾਂ 'ਚ ਨੇ ਆਖੋ ਸਤਨਾਮ ਇਸ ਗੱਲ ਨੂੰ ਪਕੜੋ ਜਿਹੜੇ ਆਪਾਂ ਕਈ ਕਹਿੰਦੇ ਆ ਨਾ ਸਾਰਿਆਂ ਦੇ ਉੱਪਰ ਪਰਮਾਤਮਾ ਹੈ ਕਰਨ ਵਾਲਾ ਸਭ ਕੁਝ ਉਹੀ ਹੈ ਬਿਲਕੁਲ ਸੱਚ ਹੈ ਉਹਦੇ ਹੁਕਮ 'ਚ ਹੈ ਸਾਰਾ ਕੁਝ ਮਰਜ਼ੀ ਹੁਣ ਤੇਰੀ ਹੈ ਭਾਵੇਂ ਕਾਲਜ ਵਿੱਚ ਚਲਿਆ ਜਾ ਇਹ ਵੀ ਉਹਦੀਆਂ ਨਜ਼ਰਾਂ 'ਚ ਹੀ ਹੈ ਭਾਵੇਂ ਜੇਲ੍ਹ 'ਚ ਚਲਿਆ ਜਾ ਇਹ ਵੀ ਉਹਦੇ ਹੁਕਮ 'ਚ ਹੀ ਹੈ ਸਰਕਾਰ ਤੋਂ ਬਾਹਰ ਜਾ ਕੇ ਇਸੇ ਤਰ੍ਹਾਂ ਪਰਮਾਤਮਾ ਨੇ ਇਹ ਸਭ ਕੁਝ ਬਣਾਇਆ ਹੈ ਗਿਆਨ ਲੈ ਕੇ ਅਕਲ ਲੈ ਕੇ ਕਾਨੂੰਨ ਨੂੰ ਸਮਝ ਕੇ ਸਹੀ ਚੱਲਿਆ ਚੱਲ ਤਾਂ ਵੀ ਹੁਕਮ 'ਚ ਸੁਖ ਮਾਣ ਰਿਆ ਇਹ ਹੁਕਮ 'ਚ ਤੇ ਜੇ ਤੂੰ ਚਲਾਨ ਕਟਾਉਣਾ ਹੈ ਜੇਲ੍ਹ 'ਚ ਜਾਣਾ ਹੈ ਭਾਵ ਨਰਕ ਭੋਗਣਾ ਹੈ ਇਹ ਵੀ ਹੁਕਮ ਤੋਂ ਬਾਹਰ ਨਹੀਂ ਉਹਦਾ ਰੱਬੀ ਹੁਕਮ ਸਾਰਿਆਂ ਤੇ ਲਾਗੂ ਹੈ ਇਹ ਰੱਬ ਦਾ ਸਿਸਟਮ ਹੈ ਉਹ ਲਾਗੂ ਹੈ ਸਾਰਿਆਂ ਉੱਤੇ ਲਾਗੂ ਹੁੰਦਾ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਹੁਕਮ ਤੋਂ ਬਾਹਰ ਕੋਈ ਨਹੀਂ ਹੁਕਮ ਮਤਲਬ ਕਾਨੂੰਨ ਰੱਬ ਦਾ ਕਾਨੂੰਨ ਸੱਚਾ ਕਾਨੂੰਨ ਉਹਦੇ ਤੋਂ ਬਾਹਰ ਨਹੀਂ ਕੋਈ ਜੇ ਆਪਾਂ ਜੰਮ ਪਏ ਇੱਥੇ ਆ ਗਏ ਤੇ ਧਰਮ ਖੰਡ ਵਿੱਚ ਆਪਾਂ ਆ ਗਏ ਇਸ ਕਾਨੂੰਨ 'ਚ ਆ ਗਏ ਆਪਾਂ ਹੁਣ ਇਸ ਕਾਨੂੰਨ ਦੇ ਵਿੱਚ ਚੱਲੀਏ ਜਿਵੇਂ ਸਿੱਖ ਲੋ ਅਕਲ ਸਿੱਖ ਲਈਏ ਵੀ ਆਪਾਂ ਬੱਤੀ ਨਹੀਂ ਲੰਘਣੀ ਭਾਈ ਕਾਨੂੰਨ ਆ ਕਹਿੰਦਾ ਕਾਨੂੰਨ ਆ ਕਹਿੰਦਾ ਜਿਹੜਾ ਕਾਨੂੰਨ ਦੇ ਵਿੱਚ ਰਹੇਗਾ ਉਹ ਕਿਉਂ ਜਾਏਗਾ ਜੇਲ੍ਹ 'ਚ ਉਹ ਕਿਉਂ ਦੁਖੀ ਹੋਏਗਾ ਤੇ ਜਿਹੜਾ ਕਾਨੂੰਨ ਤੋਂ ਬਾਹਰ ਜਾਏਗਾ ਫਿਰ ਦੁੱਖ ਭੋਗਦਾ ਜਿਵੇਂ ਹੁਣ ਇਹਨੂੰ ਇੱਕ ਕਿਤਾਬ ਚਲਾਉਂਦੀ ਏ ਇੱਕ ਕਿਤਾਬ ਹੈ ਕਾਨੂੰਨ ਦੀ ਇੱਕ ਕਿਤਾਬ ਹੈ ਕਾਨੂੰਨ ਦੀ ਜਿਹਦੇ ਅੰਦਰ ਸਾਰਾ ਕੁਝ ਚੱਲਦਾ ਹੈ ਸਾਡਾ ਇੰਡੀਆ ਬਾਹਰ ਨੂੰ ਚਲਾਉਣ ਵਾਸਤੇ ਵੀ ਇੱਕ ਕਿਤਾਬ ਹੈ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਇਹ ਅੰਦਰਲਾ ਕਾਨੂੰਨ ਹੈ ਕਿ ਕਿਵੇਂ ਪ੍ਰਮਾਤਮਾ ਖੇਡ ਵਰਤੰਦਾ ਹੈ ਕਿਵੇਂ ਇਹ ਸਾਰਾ ਅੰਦਰਲਾ ਸਿਸਟਮ ਕੀ ਹੈ ਇਹਨੂੰ ਸਮਝਾਉਣ ਵਾਸਤੇ ਵੀ ਗੁਰੂ ਗ੍ਰੰਥ ਸਾਹਿਬ ਹਨ ਅੰਦਰ ਦੇ ਕਾਨੂੰਨ ਨੂੰ ਸਮਝਾਉਣ ਲਈ ਤੇ ਜਿਹੜੇ ਬੰਦੇ ਨੂੰ ਕਾਨੂੰਨ ਦਾ ਪਤਾ ਲੱਗ ਜਾਵੇ ਤੇ ਕਾਨੂੰਨ ਨੂੰ ਮੰਨਦਾ ਰਵੇ ਉਹ ਫਿਰ ਕਿਉਂ ਦੁੱਖ ਭੋਗੇਗਾ ਹੁਕਮ ਰੱਬੀ ਜਿਹੜਾ ਹੁਕਮ ਨਿਯਮ ਸਾਰਿਆਂ ਤੇ ਲਾਗੂ ਹੁੰਦਾ ਹੈ ਉਸ ਹੁਕਮ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਸਮਝ ਲਈਏ ਸਾਨੂੰ ਪਤਾ ਲੱਗ ਜੇ ਆਹ ਕਰਨਾ ਹੈ ਤੇ ਆਹ ਨਹੀਂ ਕਰਨਾ ਆਹ ਖਾਣਾ ਹੈ ਤੇ ਆਹ ਨਹੀਂ ਖਾਣਾ ਐਦਾਂ ਬੋਲਣਾ ਹੈ ਐਦਾਂ ਨਹੀਂ ਬੋਲਣਾ ਐਦਾਂ ਚੱਲਣਾ ਹੈ ਐਦਾਂ ਨਹੀਂ ਚੱਲਣਾ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਅਸੀਂ ਬੱਤੀ ਲੰਘਦੇ ਹੀ ਨਹੀਂ ਕੋਈ ਲਾਲ ਬੱਤੀ ਜੋ ਅਸੀਂ ਕਿਉਂ ਲੰਘਾਂਗੇ ਸਾਨੂੰ ਅਕਲ ਆ ਗਈ ਤੇ ਸਾਨੂੰ ਫਿਰ ਕਾਦੀ ਸਟ੍ਰੈਸ ਹੈ ਸਾਨੂੰ ਪਤਾ ਲੱਗ ਗਿਆ ਵੀ 60 ਦੀ ਸਪੀਡ ਤੇ ਗੱਡੀ ਰੱਖਣੀ ਹੈ ਆਪਾਂ 60 ਤੇ ਰੱਖਾਂਗੇ 100 ਤੇ ਚੜਨ ਵਾਲੇ ਨੂੰ ਸਟ੍ਰੈਸ ਹੋ ਜਿਹੜਾ 100 ਤੇ ਜਾ ਰਿਹਾ ਟੈਨਸ਼ਨ ਉਹਨੂੰ ਹੀ ਹੈ ਵੀ ਚਲਾਨ ਕੱਟ ਦੇਣਗੇ ਜੇ ਖੜੇ ਹੋਏ ਕਿਤੇ ਰਾਹ ਵਿੱਚ ਜੇ ਚੰਡੀਗੜ੍ਹ ਵਿੱਚ ਤੇ ਆਮ ਹੀ ਇਦਾਂ ਨਾ ਚੰਡੀਗੜ੍ਹ 'ਚ ਵੱਧ ਸਪੀਡ ਤੇ ਜਾਣ ਵਾਲਾ ਸਟ੍ਰੈਸ ਜਾ ਰਿਹਾ ਜਿਹੜਾ ਜਿੰਨੀ ਸਪੀਡ ਹੈ ਉਸੇ 'ਚ ਹੀ ਚੱਲਦਾ ਹੈ ਲਿਖਿਆ ਜਿੰਨੀ ਵੀ 60 ਤੇ ਚਲਾਓ ਉਹਨੂੰ ਕਾਦੀ ਟੈਨਸ਼ਨ ਹੈ ਸਟ੍ਰੈਸ ਤੇ ਤੇਜ਼ ਜਾਣ ਵਾਲਾ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਹ ਕਰਨਾ ਆ ਨਹੀਂ ਕਰਨਾ ਬਸ ਜੇ ਉਹਨੂੰ ਮੰਨ ਲਿਆ ਫਿਰ ਸਮਝ ਲਓ ਅਸੀਂ ਨਰਕ ਚੋਂ ਨਿਕਲ ਗਏ ਤੇ ਸਟ੍ਰੈਸ ਹੀ ਸਟ੍ਰੈਸ ਹੀ ਜਿਉਂਦਿਆਂ ਦੀ ਨਰਕ ਹੁੰਦੀ ਏ ਸਟ੍ਰੈਸ ਨਰਕ ਹੈ ਜਿਹੜਾ ਬੰਦਾ ਸਟ੍ਰੈਸ ਵਿੱਚ ਹੈ ਨਰਕ ਭੋਗਦਾ ਹੈ ਭੋਗੇਗਾ ਨਹੀਂ ਅੱਜ ਭੋਗਦਾ ਹੈ ਸਟ੍ਰੈਸ ਵਿੱਚ ਰਹਿਣਾ ਨਰਕ 'ਚ ਰਹਿਣਾ ਹੀ ਹੁੰਦਾ ਹੈ ਬਸ ਜਿਹੜਾ ਸਟ੍ਰੈਸ ਤੋਂ ਨਿਕਲ ਗਿਆ ਸਮਝ ਲਓ ਨਰਕ ਚੋਂ ਬਾਹਰ ਨਿਕਲ ਗਿਆ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆ ਕਹਿੰਦੇ ਬਚ ਗਏ ਭਗਤ ਕਬੀਰ ਸਾਹਿਬ ਕਹਿੰਦੇ ਨੇ ਬਚ ਗਏ ਭਾਈ ਨਰਕ ਤੋਂ ਤੇ ਬਚਾ ਲਿਆ ਗੁਰੂ ਨੇ ਮਹਾਰਾਜ ਨੇ ਐਸੀ ਕਿਰਪਾ ਕੀਤੀ ਵੀ ਸੁਰਗ ਨਕਲੀ ਸੁਰਗ ਜਿਹੜਾ ਬਣਾਇਆ ਸੀ ਕਹਿੰਦੇ ਸੁਰਗ ਨਕਲੀ ਨਰਕ ਕਹਿੰਦੇ ਬਚ ਗਏ ਅਸੀਂ ਕਿਵੇਂ ਬਚ ਗਏ ਭਾਈ ਸਤਿਗੁਰ ਕੇ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਇੱਕ ਹੁੰਦਾ ਹੈ ਪ੍ਰਸ਼ਾਦ ਕੜਾ ਪ੍ਰਸ਼ਾਦ ਇੱਕ ਹੁੰਦਾ ਹੈ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ ਜਿਵੇਂ ਆਪਣੇ ਗੁਰ ਪ੍ਰਸਾਦ ਗੁਰੂ ਦਾ ਗੁਰੂ ਦੀ ਕਿਰਪਾ ਆ ਪ੍ਰਸ਼ਾਦ ਤੇ ਆਪਾਂ ਬਹੁਤ ਵਾਰ ਲਿਆ ਕਈ ਵਾਰੀ ਦੂਰੀ ਦੂਰੀ ਵਾਰੀ ਵੀ ਲਿਆ ਕਈ ਵਾਰੀ ਚਾਰ ਚਾਰ ਵਾਰੀ ਵੀ ਲੈ ਲੈਨੇ ਆ ਪ੍ਰਸ਼ਾਦ ਆ ਤੇ ਬਹੁਤ ਵਾਰ ਲਿਆ ਹੈ ਪਰ ਪ੍ਰਸਾਦ ਕਿਸੇ ਕਿਸੇ ਤੇ ਹੁੰਦਾ ਹੈ ਕਿਰਪਾ ਕਿਸੇ ਕਿਸੇ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਇਸ ਕਰਕੇ ਸਾਨੂੰ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਭਾਈ ਤਾਂ ਜੋ ਅਸੀਂ ਰੂਲ ਨੂੰ ਤੋੜੀਏ ਹੀ ਨਾ ਰੂਲ ਤੋੜੀਏ ਨਾ ਤੇ ਜੇਲ੍ਹ ਜਾਈਏ ਭਾਵ ਮਾੜਾ ਕੁਝ ਕਰੀਏ ਨਾ ਤੇ ਨਰਕ ਭੋਗੀਏ ਨਾ ਇਹ ਸਾਰਾ ਕੁਝ ਰੱਬੀ ਨਿਯਮ ਦੇ ਵਿੱਚ ਹੀ ਆਉਂਦਾ ਹੁਕਮ ਚ ਆਉਂਦਾ ਹੈ ਹੁਕਮ ਦੇ ਵਿੱਚ ਨੇ ਸਾਰੇ ਅਸੀਂ ਵੀ ਉਸ ਹੁਕਮ ਤੋਂ ਬਾਹਰ ਨਹੀਂ ਚੱਲ ਸਕਦੇ ਕੋਈ ਨਹੀਂ ਚੱਲ ਸਕਦਾ ਰੱਬ ਦਾ ਨਿਯਮ ਹਰੇਕ ਤੇ ਲਾਗੂ ਹੁੰਦਾ ਹੈ ਪਰ ਸਮਝਦਾਰ ਜਿਹੜੇ ਨੇ ਉਹਦੇ ਵਿੱਚ ਰਹਿਣਗੇ ਖੁਸ਼ ਰਹਿਣਗੇ ਬਾਕੀ ਨਿਯਮ ਤੋੜਦੇ ਰਹਿਣਗੇ ਔਖੇ ਹੁੰਦੇ ਰਹਿਣਗੇ ਜੇਲ੍ਹ ਭੋਗਦੇ ਰਹਿਣਗੇ ਥਾਣੇ ਜਾਂਦੇ ਰਹਿਣਗੇ ਹਰ ਬੰਦਾ ਹੁਕਮ 'ਚ ਹੀ ਆਉਂਦਾ ਹੈ ਸਰੀਰ ਹਰੇਕ ਦਾ ਵਧਣਾ ਹੈ ਜਵਾਨ ਹੋਣਾ ਹੈ ਫਿਰ ਬਿਮਾਰੀਆਂ ਵੀ ਲੱਗਦੀਆਂ ਨੇ ਬੁੱਢਾ ਵੀ ਹੋਣਾ ਤੇ ਮਰਨਾ ਵੀ ਹੈ ਇਹ ਹੁਕਮ 'ਚ ਹੀ ਹੈ ਸਾਰਾ ਕੁਝ ਬੱਚੇ ਹੋਣੇ ਪਰਿਵਾਰ ਸਭ ਕੁਝ ਹੁਕਮ 'ਚ ਹੋ ਰਿਹਾ ਬਸ ਇਹਨੂੰ ਸਿਸਟਮ ਨੂੰ ਸਮਝ ਕੇ ਅਕਲ ਲੈ ਕੇ ਸਹੀ ਤੁਰੇ ਚੱਲੀਏ ਹੁਕਮ ਨੂੰ ਸਮਝ ਲੈਣਾ ਕਾਨੂੰਨ ਦੀ ਜਾਣਕਾਰੀ ਲੈਣਾ ਹੈ ਸਮਝੋ ਇਹ ਵੀ ਕਿਵੇਂ ਚੱਲਦਾ ਸਾਰਾ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਚੰਗੀ ਤਰ੍ਹਾਂ ਸਮਝਾ ਦੇਣਗੇ ਫਿਰ ਅਸੀਂ ਭਾਣੇ ਵਿੱਚ ਚੱਲਣ ਲੱਗ ਜਾਾਂਗੇ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਭਾਣੇ ਵਿੱਚ ਜਿਹੜਾ ਚੱਲੂ ਉਹ ਸੋਹੀ ਰਹੂ ਤੇ ਜਿਹੜਾ ਆਪਣੀਆਂ ਮਰਜ਼ੀਆਂ ਕਰਦਾ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ ਖਾਵੇ ਰੱਬ ਦੀ ਚੱਕੀ ਸਭ ਤੇ ਚੱਲਦੀ ਹੈ ਭਾਈ ਰੱਬ ਦੀ ਜਿਹੜੀ ਉਹਦਾ ਕਾਨੂੰਨ ਹੈ ਉਹ ਸਾਡੇ ਅੰਦਰ ਹੈ ਤੇ ਸਾਰਿਆਂ ਤੇ ਚੱਲ ਰਿਹਾ ਜਿਹੜਾ ਕਾਨੂੰਨ ਹੈ ਨਾ ਸਾਡਾ ਇੰਡੀਆ ਦਾ ਉਹ ਸਾਰਿਆਂ ਤੇ ਚੱਲਦਾ ਹੈ ਇਹ ਐਗਜ਼ੈਂਪਲ ਦੇ ਰਿਹਾ ਉਦਾਂ ਤੇ ਬੜਾ ਫਰਕ ਹੈ ਉਦਾਂ ਤੇ ਵੱਖਰਾ ਵੱਖਰਾ ਵੀ ਹੈ ਤੇ ਐਗਜ਼ੈਂਪਲ ਹੈ ਕਹਿਣ ਚਾਹੁੰਦੀ ਹੈ ਗੱਲ ਸਾਡੇ ਇਹ ਅਮਰੀਕਾ ਕੈਨੇਡਾ ਵਿੱਚ ਕਾਨੂੰਨ ਸਾਰਿਆਂ ਲਈ ਇੱਕ ਹੈ ਇੱਥੇ ਫਰਕ ਹੈ ਬਹੁਤ ਇੱਥੇ ਤੇ ਫਰਕ ਹੈ ਇਹ ਤਾਂ ਆਪਾਂ ਗੱਲ ਕਰ ਰਹੇ ਆ ਕਿਤੇ ਸਮਝ ਲਓ ਤੁਸੀਂ ਵੀ ਸੱਚਮੁੱਚ ਇੱਥੇ ਵੀ ਸਾਰਾ ਕੁਝ ਕਾਨੂੰਨ ਮੁਤਾਬਕ ਹੀ ਚੱਲਦਾ ਬੱਤੀਆਂ ਲੰਗੀ ਜਾਂਦੇ ਨੇ ਸਾਰੇ ਸਭ ਕੁਝ ਚੱਲਦਾ ਇੱਥੇ ਦੀ ਗੱਲ ਨਹੀਂ ਗੱਲ ਤੇ ਕਰਦਾ ਇੱਕ ਐਗਜ਼ਾਮਪਲ ਹੈ ਦੇਣ ਵਾਸਤੇ ਸਾਡੇ ਤੇ ਕਾਨੂੰਨ ਲਾਗੂ ਹੀ ਨਹੀਂ ਸਾਡੇ ਕਾਨੂੰਨ ਲਾਗੂ ਨਹੀਂ ਹੁਣ ਜਿਵੇਂ ਐਗਜ਼ਾਮਪਲ ਲੈ ਲਓ ਵੀ ਸਰਸੇ ਵਾਲੇ ਬਾਬੇ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਨਕਲ ਕੀਤੀ ਉਹਨੂੰ ਅੱਜ ਤੱਕ ਸਜ਼ਾ ਨਹੀਂ ਦਿੱਤੀ ਨਾਲੇ ਕੇਸ ਵੀ ਚੱਲਿਆ ਰੌਲਾ ਵੀ ਪਿਆ ਉਹਨੇ ਭਾਈ ਪੰਜ ਪਿਆਰੇ ਬਣਾਏ ਬਾਟਾ ਵੀ ਬਣਾਇਆ ਨਕਲੀ ਆਬੇ ਹਿਆਤ ਬਣਾ ਕੇ ਪਿਆਇਆ ਉਹਨੂੰ ਅੱਜ ਤੱਕ ਸਜ਼ਾ ਨਹੀਂ ਮਿਲੀ ਤੇ ਉਸੇ ਬਾਬੇ ਦੀ ਮੋਟਰਸਾਈਕਲ ਤੇ ਉਹ ਫਿਲਮਾਂ ਵਾਲੀ ਨਕਲ ਕੀਤੀ ਐਕਟਰਾਂ ਦੀ ਐਕਟਰ ਨਕਲਕਾਰੀ ਦਿੰਦੇ ਨੇ ਇੱਕ ਐਕਟਰ ਨੇ ਨਕਲ ਕੀਤੀ ਉਹਨੂੰ ਅਗਲੇ ਦਿਨ ਹੀ ਜੇਲ੍ਹ ਭੇਜਤਾ ਉਹਦੀ ਨਕਲ ਕੋਈ ਐਕਟਰ ਕਰੇ ਉਹਨੂੰ ਅਗਲੇ ਦਿਨ ਹੀ ਜੇਲ੍ਹ ਹੈ ਕਹਿੰਦੇ ਭਾਵਨਾਵਾਂ ਨਾਲ ਖਿਲਵਾੜ ਹੋ ਗਿਆ ਉਹਨੂੰ ਅਗਲੇ ਦਿਨ ਜੇਲ੍ਹ ਹੋ ਗਈ ਇਹਨੇ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਨਕਲ ਕੀਤੀ ਸੀ ਉਹਨੂੰ ਕੋਈ ਸਜ਼ਾ ਨਹੀਂ ਮਿਲੀ ਫਿਰ ਕਾਨੂੰਨ ਇੱਕ ਕਿਵੇਂ ਹੋਇਆ ਸ਼ਿਪਾਰਸ਼ਾਂ ਚੱਲਦੀਆਂ ਨੇ ਸ਼ਿਪਾਰਸ਼ਾਂ ਚੱਲਦੀਆਂ ਨੇ ਬਹੁ ਗਿਣਤੀ ਦੀ ਸੁਣੀ ਜਾਂਦੀ ਹੈ ਵੋਟਾਂ ਦਾ ਖਿਆਲ ਕਰਕੇ ਕਿਹਾ ਜਾਂਦਾ ਕੇਸ ਪਾ ਦੇ ਨਾ ਪਾ ਦੇ ਕੇਸ ਤੇ ਅੱਗੇ ਚੱਲਣਾ ਹੁੰਦਾ ਬੰਨਣ ਵਾਲਿਆਂ ਨੇ ਕੇਸ ਬੰਨਣਾ ਹੁੰਦਾ ਧਾਰਾਂ ਤੇ ਥਾਣਿਆਂ 'ਚ ਲੱਗਦੀਆਂ ਨੇ ਕੇਸ ਤੇ ਗਾਂ ਜਾਣਾ ਥਾਣ ਧਾਰਾਂ ਤੇ ਥਾਣੇ 'ਚ ਲੱਗ ਜਾਂਦੀਆਂ ਨੇ ਜਿੰਨੀਆਂ ਮਰਜ਼ੀ ਧਾਰਾਂ ਲਾ ਦਿਓ ਆਹ ਕੀਤਾ ਇਹ ਨਿਆ ਕੀਤਾ ਆਹ ਕੀਤਾ ਜਿੰਨੀਆਂ ਮਰਜ਼ੀ ਲਾ ਦਿਓ ਉਦੋਂ ਗਾਂ ਭੁਗਤਦੇ ਫਿਰੋ ਸੋ ਉਸ ਬੰਦੇ ਨੂੰ ਅਗਲੇ ਦਿਨ ਹੀ ਜੇਲ੍ਹ ਹੋ ਗਈ ਨਾਲੇ ਇੱਕ ਗੱਲ ਹੋਰ ਸੁਣੋ ਹੁਣ ਐਕਟਰਾਂ ਦੀਆਂ ਤੇ ਐਕਟਰਾਂ ਨੇ ਨਕਲਾਂ ਕਰਨੀਆਂ ਹੀ ਜਦੋਂ ਅਸੀਂ ਜਿਵੇਂ ਹੁਣ ਅਗਲਾ ਕਹਿੰਦਾ ਜੋ ਨੱਚਣ ਨਹੀਂ ਲੱਗੀ ਫਿਰ ਘੁੰਡ ਕਾਦਾ ਵੀ ਜਦੋਂ ਹੁਣ ਤੂੰ ਐਕਟਰ ਬਾਣੀ ਗਿਆ ਤੇ ਫਿਰ ਕਾਦੀ ਸ਼ਰਮ ਹੈ ਫਿਰ ਤੇਰੀਆਂ ਨਕਲਾਂ ਤੇ ਲਾਉਣ ਗਈ ਲੋਕ ਜਾਂ ਤੇ ਗੁਰੂ ਹੀ ਰਹਿੰਦਾ ਭਾਈ ਜਾਂ ਤੇ ਗੁਰੂ ਰਹਿੰਦਾ ਫਿਰ ਤੇ ਗੱਲ ਵੀ ਹੁਣ ਬਾਣੀ ਐਕਟਰ ਗਿਆ ਤੇ ਐਕਟਰਾਂ ਦੀਆਂ ਫਿਰ ਐਕਟਰ ਨਕਲਾਂ ਵੀ ਲਾਉਣ ਤੇਰੇ ਵਾਂਗੂ ਨੱਚ ਕੇ ਵੀ ਖਾਉਣਗੇ ਤੇਰੇ ਵਰਗੇ ਵਾਲ ਵੀ ਬਣਾਉਣਗੇ ਫਿਰ ਤੇਰੇ ਵਰਗੇ ਕੱਪੜੇ ਪਾ ਕੇ ਤੇਰਾ ਮਜ਼ਾਕ ਵੀ ਉਡਾਉਣਗੇ ਵੀ ਆ ਚਮਕੀਲੇ ਵਾਂਗੂ ਆ ਚਮ ਚਮਕੀਲੇ ਜੇ ਕੱਪੜੇ ਕੀ ਪਾਈ ਫਿਰਦਾ ਚਮਕ ਚਮਕ ਵਾਲੇ ਕੱਪੜੇ ਚਮਕੀਲੇ ਚਮਕੀਲੇ ਕੱਪੜੇ ਇਹ ਕੀ ਪਾਈ ਫਿਰਦਾ ਫਿਰ ਤੇ ਨਕਲਾਂ ਕਰਨਗੇ ਇਹ ਮੈਂ ਤਾਂ ਵਿੱਚ ਦੀ ਬੇਨਤੀ ਕੀਤੀ ਹੈ ਵੀ ਇਹ ਇੱਕ ਐਗਜ਼ਾਮਪਲ ਹੈ ਕਿਤੇ ਆਪਾਂ ਸਮਝ ਲਈਏ ਇੱਥੇ ਬੜਾ ਫਰਕ ਹੈ ਕਾਨੂੰਨ ਦੇ ਵਿੱਚ ਪ੍ਰਧਾਨ ਮੰਤਰੀ ਵੀ ਆਉਂਦਾ ਹੈ ਜੇ ਲਾਲ ਬੱਤੀ ਹੋ ਜੂ ਗੱਡੀ ਉਹਦੀ ਵੀ ਖੜਨੀ ਚਾਹੀਦੀ ਹੈ ਮੁੱਖ ਮੰਤਰੀ ਪੰਜਾਬ ਦਾ ਸਾਡੇ ਕਾਨੂੰਨ ਤੋਂ ਬਾਹਰ ਨਹੀਂ ਜੇ ਲਾਲ ਬੱਤੀ ਹੋ ਗਈ ਗੱਡੀ ਉਹਦੀ ਵੀ ਖੜੂਏ ਕਿਤੇ ਨਹੀਂ ਲਿਖਿਆ ਮੁੱਖ ਮੰਤਰੀ ਲੰਘ ਸਕਦਾ ਹੈ ਜਾਂ ਮੁੱਖ ਮੰਤਰੀ ਨੇ ਲੰਘਣਾ ਰੋਡ ਬੰਦ ਕਰ ਦਿਓ ਇੱਥੇ ਕਿਤੇ ਨਹੀਂ ਲਿਖਿਆ ਪਰ ਕਾਨੂੰਨ ਨੂੰ ਧੱਜੀਆਂ ਉਡਾਈਆਂ ਜਾਂਦੀਆਂ ਨੇ ਕਹਿਣ ਦਾ ਮਤਲਬ ਇਹ ਹੈ ਇੱਥੇ ਤੇ ਇਦਾਂ ਵਿਦੇਸ਼ਾਂ ਵਿੱਚ ਨਹੀਂ ਵਿਦੇਸ਼ਾਂ ਵਿੱਚ ਜੇ ਲਾਲ ਬੱਤੀ ਹੋ ਜੂ ਤੇ ਗੱਡੀ ਪ੍ਰਧਾਨ ਮੰਤਰੀ ਦੀ ਵੀ ਖੜਦੀ ਹੈ ਉੱਥੇ ਸਟੇਟ ਦਾ ਮਿਨਿਸਟਰ ਜਿਹੜਾ ਹੋਏਗਾ ਉਹਦੀ ਗੱਡੀ ਖੜੂ ਉੱਥੇ ਆਪਣੇ ਵਾਲਾ ਕੰਮ ਨਹੀਂ ਹੁਣ ਵੇਖੋ ਰੱਬ ਦਾ ਜਿਹੜਾ ਕਾਨੂੰਨ ਹੈ ਨਾ ਜੀ ਹੁਣ ਅਗਲੀ ਗੱਲ ਮੈਂ ਕਰਦਾ ਇਹ ਤੇ ਵੇਖੋ ਕਿ ਕਾਨੂੰਨ ਤੇ ਬਣਿਆ ਉਹ ਗੱਲ ਵੱਖ ਹੈ ਲਾਗੂ ਕੋਈ ਕਰੇ ਤੇ ਭਾਵੇਂ ਨਾ ਕਾਨੂੰਨ ਤੇ ਬਣਿਆ ਹੋਇਆ ਲਾਗੂ ਕੋਈ ਕਰੇ ਨਾ ਕਰੇ ਇਹ ਵੱਖਰੀ ਗੱਲ ਕਾਨੂੰਨ ਤੇ ਬਣਿਆ ਹੋਇਆ ਇਸੇ ਤਰ੍ਹਾਂ ਜਿਹੜਾ ਰੱਬ ਦਾ ਕਾਨੂੰਨ ਹੈ ਨਾ ਜੀ ਸੁਣਿਓ ਰੱਬ ਦਾ ਕਾਨੂੰਨ ਹਰੇਕ ਤੇ ਲਾਗੂ ਹੁੰਦਾ ਹੈ ਭਾਵੇਂ ਕੋਈ ਅਮਰੀਕਾ ਰਹਿੰਦਾ ਹੈ ਭਾਵੇਂ ਕੋਈ ਇੰਡੀਆ ਰਹਿੰਦਾ ਹੈ ਇੱਥੇ ਆ ਬਾਹਰਲੇ ਤੇ ਆਪਣੀਆਂ ਮਰਜ਼ੀਆਂ ਕਰ ਸਕਦੇ ਆ ਬਾਹਰਲਾ ਕਾਨੂੰਨ ਤੇ ਤੋੜਿਆ ਜਾ ਸਕਦਾ ਹੈ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਜਿਹੜਾ ਰੱਬ ਦੇ ਕਾਨੂੰਨ ਨੂੰ ਤੋੜ ਸਕੇ ਉਹ ਚੱਲਣਾ ਹੀ ਚੱਲਣਾ ਹੈ ਉਹ ਸਾਡੇ ਅੰਦਰ ਚੱਲ ਰਿਹਾ ਹੈ ਉਹ ਜੀ ਸਾਡੇ ਅੰਦਰ ਕਚਹਿਰੀ ਲੱਗੀ ਹੋਈ ਹੈ ਹਰ ਵੇਲੇ ਧਰਮਰਾਜ ਅੰਦਰ ਬੈਠਾ ਹੈ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ ਧਰਮ ਬਹਾਲਿਆ ਧਰਮਰਾਜ ਕੋਈ ਬੰਦਾ ਨਹੀਂ ਬੈਠਾ ਕੋਈ ਸਿੰਘਾਂ ਵਾਲੇ ਨਹੀਂ ਵੀ ਜਿਹੜੇ ਇਦਾਂ ਗੱਲਬਾਤ ਕਰਦੇ ਨੇ ਗੱਲ ਕਹਿਣ ਚ ਆ ਜਾਂਦੀ ਹੈ ਵੀ ਤੇਰੇ ਅੰਦਰ ਇੱਕ ਜੱਜ ਬੈਠਾ ਹੈ ਇਹਨੂੰ ਗੱਲ ਨੂੰ ਸਮਝਣਾ ਹੈ ਇਹ ਗੱਲ ਸਮਝਾਉਣ ਜਿਵੇਂ ਹੁਣ ਮੈਂ ਐਗਜ਼ਾਮਪਲ ਦੇਣਾ ਤੁਸੀਂ ਐਗਜ਼ਾਮਪਲ ਨੂੰ ਸੱਚ ਥੋੜਾ ਮੰਨ ਸਕਦੇ ਆ ਗੱਲ ਕਹਿਣ 'ਚ ਹੁੰਦੀ ਹੈ ਵੀ ਧਰਮ ਰਾਜ ਦਾ ਮਤਲਬ ਹੈ ਜਿਵੇਂ ਬਾਹਰ ਜੱਜ ਬੈਠਾ ਹੈ ਕੰਦਰ ਜੱਜ ਬੈਠਾ ਹੈ ਹੁਣ ਆਪਾਂ ਇਹਦੀ ਪਿਕਚਰ ਬਣਾ ਲਓ ਅੰਦਰ ਵਾਲੇ ਜੱਜ ਦੀ ਵੀ ਜੱਜ ਇਦਾਂ ਬੈਠਾ ਹੈ ਜਿਵੇਂ ਬਣਾਈ ਬਣਾਈਆਂ ਹੀ ਨੇ ਪਿਕਚਰਾਂ ਨਾਟਕਾਂ ਵਿੱਚ ਆਪਾਂ ਵੇਖਦੇ ਰਹੇ ਆ ਬੰਦੇ ਨੂੰ ਫੜ ਕੇ ਲਿਜਾ ਰਹੇ ਨੇ ਜੰਮ ਕੁੱਟ ਰਹੇ ਨੇ ਜੰਮ ਸਿੰਘਾਂ ਵਾਲੇ ਹੁੰਦੇ ਨੇ ਗਾਂ ਉਹਦੀ ਵੱਡੀ ਸਾਰੀ ਕੁਰਸੀ ਲੱਗੀ ਹੈ ਉਹ ਬੁਲਾ ਕੇ ਪੁੱਛਦਾ ਹੈ ਫਿਰ ਚਿੱਤਰ ਗੁਪਤ ਆਉਂਦੇ ਨੇ ਬਈਆਂ ਖੋਲਦੇ ਨੇ ਆਪਣੇ ਅੰਦਰ ਦਿਮਾਗ 'ਚ ਉਹੀ ਪਿਕਚਰ ਵਹਿ ਗਈ ਵੀ ਸੱਚਮੁੱਚ ਇਦਾਂ ਹੀ ਹੋਈ ਇਸ ਇਦਾਂ ਹੀ ਅੱਗੇ ਕਚਹਿਰੀ ਲੱਗੀ ਐ ਇਦਾਂ ਹੀ ਇਦਾਂ ਹੀ ਜੰਮ ਲੈ ਕੇ ਜਾਣਗੇ ਇਦਾਂ ਹੀ ਫਿਰ ਕੁੱਟਣਗੇ ਇਹ ਗੱਲ ਨੂੰ ਸਮਝੋ ਥੋੜਾ ਜਿਹਾ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਹੋਰ ਗ੍ਰੰਥਾਂ 'ਚ ਕੀ ਲਿਖਿਆ ਹੈ ਇਹ ਉਹ ਜਾਣਨ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗ੍ਰੰਥ ਸਾਹਿਬ 'ਚ ਇਹ ਲਿਖਿਆ ਹੈ ਕਿ ਜਿੱਦਣ ਜਿੰਦ ਪਾ ਦਿੰਦਾ ਧਰਮਰਾਜ ਨਾਲ ਹੀ ਬਾ ਦਿੰਦਾ ਅੰਦਰੀ ਜੱਜ ਕੰਦਰੀ ਬੈਠਾ ਹੁੰਦਾ ਜੱਜਮੈਂਟ ਕਰਨ ਵਾਲਾ ਹਰ ਚੀਜ਼ ਅੰਦਰੇ ਬਾਚ ਹੁੰਦੀ ਹੈ ਚੰਗਿਆਈਆਂ ਬੁਰਾਈਆਂ ਧਰਮ ਧਰਮਰਾਜ ਦੀ ਹਜ਼ੂਰੀ ਚ ਧਰਮ ਰਾਜ ਜਿਹੜਾ ਰੱਬੀ ਕਾਨੂੰਨ ਹੈ ਉਹਦਾ ਰਾਜ ਆਪਣੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਤੇ ਕਰਦੇ ਧਰਮ ਦਾ ਰਾਜ ਤੇਰੀ ਤੇਰੇ ਮਨ ਤੇ ਹੋਵੇ ਜਿਹਦੇ ਮਨ ਤੇ ਧਰਮ ਧਰਮ ਤੇ ਅੰਦਰ ਹੈ ਹੀ ਇਹ ਸਾਰਿਆਂ ਦੇ ਸੱਚ ਤੇ ਸਭ ਦੇ ਅੰਦਰ ਹੈ ਜਿਵੇਂ ਹੁਣ ਮੰਨ ਲਓ ਬੰਦਾ ਕੋਈ ਗਲਤ ਕਰਦਾ ਉਹਨੂੰ ਅੰਦਰੋਂ ਆਵਾਜ਼ ਆਉਂਦੀ ਹੈ ਵੀ ਇਹ ਗਲਤ ਹੈ ਬਸ ਉਹ ਅੰਦਰ ਵਾਲੇ ਧਰਮ ਦੀ ਸੱਚ ਦੀ ਆਵਾਜ਼ ਨੂੰ ਸੁਣ ਲੈ ਜਿਹੜੀ ਧੁਰਕੀ ਕੀ ਬਾਣੀ ਤੇਰੇ ਅੰਦਰ ਆਉਂਦੀ ਹੈ ਧੁਰੋਂ ਆਉਂਦੀ ਹੈ ਜਿਹੜੀ ਧੁਰੇ ਦੀ ਆਵਾਜ਼ ਹੈ ਧੁਰੋਂ ਆਉਂਦੀ ਹੈ ਜਿਹੜੀ ਉਹ ਅਸਲੀ ਜੱਜ ਦੀ ਆਵਾਜ਼ ਹੈ ਉਹ ਪਰਮਾਤਮਾ ਦੀ ਆਵਾਜ਼ ਹੈ ਉਹਨੂੰ ਇਗਨੋਰ ਨਾ ਕਰੋ ਪਰਮਾਤਮਾ ਦੀ ਅੰਦਰੋਂ ਸਾਡੇ ਸਭ ਦੇ ਆਵਾਜ਼ ਆਉਂਦੀ ਹੈ ਉਹ ਧਰਮ ਰਾਜਾ ਸਾਡੇ ਅੰਦਰ ਹੀ ਬੈਠਾ ਜਦੋਂ ਕਹਿੰਦਾ ਗਲਤ ਕਰਦਾ ਹੈ ਅਸੀਂ ਕਿਹਨਾਂ ਤੋਂ ਬੈਠਾ ਰਹਿ ਚੱਕ ਕੇ ਮੈਂ ਤੇ ਐਂ ਪੀਉ ਉਹ ਅਗਲੇ ਦਿਨ ਫੇਰ ਕਹੂ ਗਲਤ ਪਹਿਲੇ ਦਿਨ ਪੀਣ ਲੱਗਿਆ ਸੀ ਉਹ ਕਹਿੰਦੇ ਨਾ ਫਿਰ ਦੂਜੇ ਦਿਨ ਚੌਥੇ ਦਿਨ ਮੁੜ ਕੇ ਉਹ ਇੰਨਾ ਮੱਧਮ ਹੀ ਪੈ ਜਾਂਦਾ ਹੈ ਆਵਾਜ਼ ਤੇ ਉਹਦੀ ਅੱਜ ਵੀ ਸਾਡੇ ਅੰਦਰੋਂ ਆਉਂਦੀ ਹੈ ਪਰ ਮਾੜੇ ਕਰਮਾਂ ਦਾ ਪਰਦਾ ਹੀ ਇੰਨਾ ਪੈ ਜਾਂਦਾ ਵੀ ਸੁਣਨੋਂ ਹੀ ਹਟ ਜਾਂਦੀ ਹੈ ਆਉਂਦੀ ਤੇ ਅੱਜ ਵੀ ਹੈ ਵੀ ਗਲਤ ਕਰਨ ਲੱਗਿਆ ਆ ਗਲਤ ਕਰਨ ਲੱਗਿਆ ਆ ਝੂਠ ਬੋਲਤਾ ਝੂਠੀ ਗਵਾਹੀ ਦੇਣ ਚੱਲਿਆ ਬੰਦਾ ਤੇ ਸਹੀ ਹੈ ਤੂੰ ਝੂਠੀ ਗਵਾਹੀ ਦੇਣ ਚੱਲਿਆ ਪਰ ਅੰਦਰੋਂ ਆਵਾਜ਼ ਆਉਂਦੀ ਹੈ ਇੱਕ ਵਾਰੀ ਆਪਾਂ ਕੀ ਕਰਦੇ ਨੇ ਉਹਨੂੰ ਇਗਨੋਰ ਕਰ ਦਿੰਨੇ ਆ ਉਹ ਹੈ ਉਹ ਕਹਿੰਦੇ ਭਾਈ ਜਿਹੜੀ ਤੇਰੀ ਅੰਦਰ ਸੱਚ ਦੀ ਆਵਾਜ਼ ਆਉਂਦੀ ਹੈ ਉਸ ਨੂੰ ਉਹਦਾ ਰਾਜ ਮਨ ਤੇ ਹੋਵੇ ਧਰਮ ਦਾ ਰਾਜ ਆਪਣੇ ਮਨ ਤੇ ਕਰ ਲੈ ਆਪਣੇ ਤਨ ਤੇ ਕਰ ਲੈ ਤੇਰੇ ਮਨ ਉਤੇ ਧਰਮ ਦਾ ਰਾਜ ਹੋਵੇ ਉਹਦੇ ਮੁਤਾਬਕ ਚੱਲ ਉਹਦੇ ਕਾਨੂੰਨ ਮੁਤਾਬਕ ਚੱਲ ਭਾਈ ਹਰ ਵੇਲੇ ਬਾਚ ਰਿਆ ਅੰਦਰ ਸਾਡਾ ਮਾੜਾ ਕਰਮ ਜਦੋਂ ਅਸੀਂ ਆਪਾਂ ਕਰ ਲੈਨੇ ਆ ਨਾ ਜੀ ਸਾਡਾ ਮਾੜਾ ਕਰਮ ਸਾਨੂੰ ਸਾਰੀ ਜ਼ਿੰਦਗੀ ਬਲੈਕਮੇਲ ਕਰਦਾ ਰਹਿੰਦਾ ਹੈ ਫਿਰ ਸੁਣਿਓ ਆ ਗੱਲ ਸੁਣਿਓ ਤੁਹਾਨੂੰ ਪਤਾ ਹੈ ਕਿਸੇ ਬੰਦੇ ਨੇ ਤੁਹਾਡੀ ਗਲਤੀ ਵੇਖੀ ਹੋਵੇ ਤੇ ਫਿਰ ਅਗਲਾ ਬਲੈਕਮੇਲ ਕਰਦਾ ਵੀ ਮੈਂ ਤੇ ਦੱਸੂ ਇੰਨੇ ਪੈਸੇ ਦੇ ਇੰਨੀ ਮਾਇਆ ਦੇ ਮੇਰੀ ਆਹ ਗੱਲ ਮੰਨ ਨਹੀਂ ਤੇ ਮੈਂ ਦੱਸੂ ਐਦਾਂ ਕਈ ਬੰਦੇ ਬਲੈਕਮੇਲ ਕਰਦੇ ਨੇ ਜਿਹੜਾ ਬੰਦਾ ਮਾੜਾ ਕੰਮ ਕਰ ਲੈਂਦਾ ਹੈ ਉਹਦੇ ਅੰਦਰ ਨੂੰ ਪਤਾ ਹੁੰਦਾ ਹੈ ਉਹਦਾ ਕਰਮ ਹੀ ਉਹਨੂੰ ਬਲੈਕਮੇਲ ਕਰਦਾ ਰਹਿੰਦਾ ਹੈ ਉਹਦਾ ਚਿੱਤਰ ਗੁਪਤ ਉਹਦੇ ਤੋਂ ਲੇਖੇ ਲੈਂਦਾ ਭਾਈ ਚਿੱਤਰ ਗੁਪਤ ਕੀ ਹੈ ਚੰਗੀ ਤਰ੍ਹਾਂ ਜਿਹੜੇ ਦੀਵਾਨ ਸੁਣਦੇ ਰਹਿੰਦੇ ਨੇ ਉਹਨਾਂ ਨੇ ਤੇ ਸੁਣਿਆ ਹੋਇਆ ਪਹਿਲਾਂ ਜਿਹੜੇ ਦੀਵਾਨ ਸੁਣਦੇ ਨੇ ਉਹਨਾਂ ਨੂੰ ਤੇ ਪਤਾ ਹੈ ਜਿਹੜੇ ਵਿੱਚ ਕਈ ਨਵੇਂ ਹੁੰਦੇ ਨੇ ਉਹ ਨੋਟ ਕਰ ਲਓ ਚਿੱਤਰ ਗੁਪਤ ਕੀ ਹੈ ਇਹਨੂੰ ਪੁੱਠਾ ਕਰ ਲਓ ਗੁਪਤ ਚਿੱਤਰ ਇੱਕ ਹੈ ਜੀ ਚਿੱਤਰ ਗੁਪਤ ਇਹਨੂੰ ਪੁੱਠਾ ਕਰੋ ਗੁਪਤ ਚਿੱਤਰ ਆ ਕੀ ਹੈ ਮੇਰਾ ਤਨ ਜੋ ਤੁਹਾਨੂੰ ਦਿਸਦਾ ਹੈ ਇਹ ਕੀ ਹੈ ਇਹ ਮੇਰਾ ਗੁਪਤ ਇਹ ਮੇਰਾ ਪ੍ਰਗਟ ਚਿੱਤਰ ਹੈ ਜਿਹੜਾ ਤੁਹਾਨੂੰ ਦਿਸ ਤੁਸੀਂ ਦਿਸਦੇ ਹੋ ਮੈਨੂੰ ਇਹ ਕੀ ਹੈ ਇਹ ਪ੍ਰਗਟ ਚਿੱਤਰ ਇੱਕ ਮੇਰਾ ਗੁਪਤ ਚਿੱਤਰ ਹੈ ਜਿਹਦਾ ਮੈਨੂੰ ਹੀ ਪਤਾ ਹੈ ਉਹ ਕੀ ਹੈ ਉਹ ਹੈ ਮੇਰੇ ਵਿਚਾਰ ਜਾਂ ਸਿੱਧਾ ਕਹਿ ਲੋ ਤਨ ਪ੍ਰਗਟ ਚਿੱਤਰ ਹੁੰਦਾ ਹੈ ਮਨ ਬੋਲੋ ਮਨ ਗੁਪਤ ਚਿੱਤਰ ਹੁੰਦਾ ਹੈ ਆ ਪ੍ਰਗਟ ਚਿੱਤਰ ਹੈ ਮਨ ਗੁਪਤ ਚਿੱਤਰ ਹੈ ਤਨ ਤੁਹਾਨੂੰ ਪ੍ਰਗਟ ਚਿੱਤਰ ਦਿਸਦਾ ਹੈ ਮੇਰਾ ਗੁਪਤ ਚਿੱਤਰ ਨਹੀਂ ਦਿਸਦਾ ਪਰ ਅਸਲ ਮੈਂ ਕੀ ਆ ਅਸਲ ਤੁਸੀਂ ਕੀ ਹੋ ਜਿਹੜੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਅਸਲ ਕੀ ਹੋ ਜਾਂ ਮੈਂ ਅਸਲ ਕੀ ਹਾਂ ਮੈਂ ਆ ਜੋ ਦੇਖਦਾ ਤੁਹਾਨੂੰ ਅਸਲ ਕੀ ਆ ਅਸਲ ਮੈਂ ਹਾਂ ਜੋ ਮੇਰੇ ਵਿਚਾਰ ਨੇ ਅਸਲ ਹੁੰਦਾ ਹੈ ਜੋ ਵਿਚਾਰ ਹੁੰਦੇ ਨੇ ਬੰਦੇ ਦਾ ਪ੍ਰਗਟ ਚਿੱਤਰ ਵੇਖ ਕੇ ਫੈਸਲਾ ਕਰ ਲਓਗੇ ਤੁਸੀਂ ਵੀ ਧਰਮੀ ਸਾਡੀ ਸੋਚ ਕਿੱਥੇ ਖੜੀ ਹੈ ਅਸੀਂ ਹਮੇਸ਼ਾ ਪ੍ਰਗਟ ਚਿੱਤਰ ਵੇਖ ਕੇ ਫੈਸਲਾ ਕਰਦੇ ਆਂ ਵੀ ਬੰਦਾ ਬਹੁਤ ਧਰਮੀ ਹੈ ਇਹਨੇ ਦਾੜੀ ਰੱਖੀ ਏ ਇਹਨੇ ਗਾਤਰਾ ਪਾਇਆ ਇਹਨੇ ਕਿਰਪਾਨ ਪਾਈ ਏ ਇਹਨੇ ਜੀ ਚੂਲਾ ਪਾਇਆ ਇਹ ਜੀ ਪਾਠ ਕਰਦਾ ਇਹ ਹੈ ਸਾਡੀ ਸੋਚ ਅਸੀਂ ਪ੍ਰਗਟ ਚਿੱਤਰ ਵੇਖ ਕੇ ਫੈਸਲਾ ਕਰਦੇ ਆਂ ਪਰ ਗੁਰੂ ਜੀ ਉਹ ਸਾਡਾ ਪ੍ਰਗਟ ਚਿੱਤਰ ਨਹੀਂ ਵੇਖਦੇ ਗੁਪਤ ਚਿੱਤਰ ਵੇਖਦੇ ਨੇ ਤਨ ਨਹੀਂ ਵੇਖਦੇ ਮਨ ਵੇਖਦੇ ਨੇ ਆਪਾਂ ਪਤਾ ਕੀ ਵੇਖਣਾ ਹੈ ਰਮਾਲਾ ਲੈ ਕੇ ਬੰਦਾ ਆ ਰਿਹਾ ਹੈ ਬੜਾ ਸ਼ਰਧਾਲੂ ਹੈ ਗੁਰੂ ਸਾਹਿਬ ਨੇ ਵੇਖਣਾ ਹੈ ਮਨ ਵੀ ਇਹਦੇ ਅੰਦਰ ਚੱਲਦਾ ਕੀ ਹੈ ਇਸ ਵੇਲੇ ਵੀ ਲੋਕੀ ਵੇਖਣ ਵੀ ਮੈਂ ਰਮਾਲਾ ਵਧੀਆ ਲੈ ਕੇ ਆਇਆ ਉਹਨਾਂ ਨੇ ਵੇਖ ਲੈਣਾ ਆਪਾਂ ਬਾਹਰੋਂ ਵੇਖਣਾ ਗੁਰੂ ਨੇ ਅੰਦਰੋਂ ਉਹਨਾਂ ਨੇ ਗੁਪਤ ਚਿੱਤਰ ਵੇਖਣਾ ਆਪਾਂ ਪ੍ਰਗਟ ਚਿੱਤਰ ਦੇਖਦੇ ਹੁਣ ਸਵਾਰਨਾ ਕੀ ਚਾਹੀਦਾ ਜੀ ਬੋਲੋ ਸਵਾਰਨਾ ਕਿਹੜੇ ਨੂੰ ਚਾਹੀਦਾ ਬਾਹਰਲੇ ਨੂੰ ਕਿ ਅੰਦਰਲੇ ਨੂੰ ਬੋਲੋ ਅੰਦਰਲੇ ਨੂੰ ਠੀਕ ਕਿਹਨੂੰ ਕਰੀਏ ਅੰਦਰਲੇ ਅਸਲ ਤੇ ਅਸੀਂ ਗੁਪਤ ਚਿੱਤਰ ਹੈ ਜਿਹੜਾ ਮੇਰੇ ਵਿਚਾਰ ਨੇ ਉਹ ਆਵੇਂ ਆ ਥੋੜਾ ਆ ਮੈਂ ਬਾਡੀ ਆ ਮੈਂ ਸਰੀਰ ਆ ਮੈਂ ਅਸੀਂ ਤੇ ਸਰੀਰ ਤੋਂ ਵੀ ਗਾਂ ਲੰਗੇ ਪਏ ਆ ਅਸੀਂ ਤੇ ਕੱਪੜਿਆਂ ਨੂੰ ਹੀ ਸਮਝੀ ਜਾਂਦੇ ਆ ਚਲੋ ਤਨ ਤਨ ਪ੍ਰਗਟ ਚਿੱਤਰ ਹੈ ਮਨ ਗੁਪਤ ਚਿੱਤਰ ਹੈ ਅਸੀਂ ਤੇ ਤਨ ਤੋਂ ਵੀ ਥੱਲੇ ਆ ਅਸੀਂ ਤੇ ਕੱਪੜਿਆਂ ਨੂੰ ਹੀ ਸਮਝੀ ਜਾਂਦੇ ਆ ਬੰਦਾ ਪਹਿਰਾਵੇ ਨੂੰ ਸਾਡੀ ਸੋਚ ਇੱਥੇ ਤੱਕ ਜਾਂਦੀ ਹੈ ਜੀ ਪਰ ਗੁਰੂ ਜੀ ਤਨ ਤੇ ਵੇਖਦੇ ਹੀ ਨਹੀਂ ਉਹ ਤੇ ਗੱਲ ਹੀ ਮਨ ਦੀ ਕਰਦੇ ਨੇ ਕਿਉਂਕਿ ਸਿੱਖ ਬੌਡੀ ਨਹੀਂ ਮੇਰੀਆਂ ਉਂਗਲਾਂ ਸਿੱਖ ਨੇ ਮੇਰਾ ਨੱਕ ਸਿੱਖ ਹੈ ਮੇਰੇ ਕੰਨ ਸਿੱਖ ਨੇ ਮੇਰਾ ਮੱਥਾ ਸਿੱਖ ਹੈ ਕੀ ਸਿੱਖ ਹੈ ਸਿੱਖ ਹੈ ਮੇਰਾ ਮਨ ਮਨ ਸਿੱਖ ਹੈ ਬੌਡੀ ਨਹੀਂ ਮੇਰੀ ਸਿੱਖ ਮਨ ਸ਼ਬਦ ਗੁਰੂ ਸੁਰਤ ਧੁਨ ਚੇਲਾ ਮੇਰਾ ਮਨ ਤੇ ਗੁਰੂ ਆ ਵੀ ਅਗਲੀ ਗੱਲ ਸਮਝ ਲਓ ਜੇ ਜੇ ਇਹ ਬੇਸਿਕ ਗੱਲਾਂ ਨੇ ਬਹੁਤ ਜੇ ਇਸ ਤਰੀਕੇ ਸਿਰ ਅਸੀਂ ਸਾਰੀ ਦੀ ਸਾਰੀ ਚੀਜ਼ ਜੇ ਨਹੀਂ ਬਦਲ ਦੋਗੇ ਸਾਰਾ ਕੁਝ ਬਦਲ ਸਕਦਾ ਹੈ ਜੇ ਇੰਨਾ ਵਿਚਾਰਾਂ ਨੂੰ ਸੁਰਤ 'ਚ ਟਿਕਾਓ ਸੁਰਤ 'ਚ ਟਿਕਾਓ ਸਾਡਾ ਸਾਰਾ ਹੀ ਜਿਹੜਾ ਮਹਿਲ ਬਣਾਈ ਫਿਰਦੇ ਆ ਸਾਰਾ ਹੀ ਬਦਲ ਜਾਏਗਾ ਤੇ ਕਮਾਲ ਦੀ ਗੱਲ ਇਹ ਹੋ ਜੂ ਜਿਹੜੇ ਲੋਕੀ ਧਰਮ ਤੋਂ ਦੂਰ ਭੱਜਦੇ ਨੇ ਉਹਨਾਂ ਦਾ ਧਰਮ ਨਾਲ ਪਿਆਰ ਪੈ ਜਾਂਦਾ ਹੈ ਜਿਹੜੇ ਕਹਿੰਦੇ ਨੇ ਵੀ ਐਵੇਂ ਹੀ ਗੱਲਾਂ ਬਣਾਈਆਂ ਨੇ ਜੀ ਧਰਮ ਐਵੇਂ ਕਿਵੇਂ ਬਣਾਈਆਂ ਨੇ ਤਰਕਸ਼ੀਲ ਕਰੇ ਗੱਲ ਤਰਕਸ਼ੀਲ ਤਰਕ ਉਦੋਂ ਕਰਦੇ ਨੇ ਜਦੋਂ ਧਰਮ ਦੇ ਨਾਂ ਤੇ ਪਖੰਡ ਹੁੰਦਾ ਹੈ ਜਦੋਂ ਗਲਤ ਗੱਲਾਂ ਅਸੀਂ ਪ੍ਰਚਲਿਤ ਕਰਦੇ ਨੇ ਅਗਲਾ ਕਹਿੰਦਾ ਧਰਮ ਤੇ ਹੁੰਦਾ ਹੀ ਨਹੀਂ ਇਹੋ ਜੀਆਂ ਗੱਲਾਂ ਫਿਰ ਪ੍ਰਚਲਿਤ ਹੁੰਦੀਆਂ ਨੇ ਪਰ ਗੁਰੂ ਨਾਨਕ ਦੀ ਬਾਣੀ ਦਾ ਜਵਾਬ ਕੋਈ ਤਰਕਸ਼ੀਲ ਨਹੀਂ ਦੇ ਸਕਦਾ ਤਰਕਸ਼ੀਲ ਤਰਕ ਕਰਦੇ ਨੇ ਕਮਿਊਨਿਸਟ ਜਿਹੜੇ ਕਾਮਰੇਡ ਕਹਿੰਦੇ ਨੇ ਆ ਉਹ ਠੀਕ ਹੈ ਆਪਣੀਆਂ ਉਹ ਆ ਸਾਡੇ ਕਰਮ ਕਾਂਡਾਂ ਨੂੰ ਵੇਖ ਕੇ ਕਹਿੰਦੇ ਨੇ ਪਰ ਜੇ ਸਹੀ ਢੰਗ ਨਾਲ ਗੁਰਬਾਣੀ ਨੂੰ ਸਮਝ ਸਕੀਏ ਤੇ ਉਹਨਾਂ ਨੂੰ ਵੀ ਮੰਨਣਾ ਪਏਗਾ ਵੀ ਗੁਰੂ ਨਾਨਕ ਸਾਹਿਬ ਸੱਚ ਬੋਲਦੇ ਨੇ ਆਖੋ ਸਤਨਾਮ ਮੰਨਣਾ ਪਊਗਾ ਮੇਰੀ ਬੇਨਤੀ ਨੂੰ ਸਮਝੋ ਜੇ ਆ ਦੋ ਚਾਰ ਗੱਲਾਂ ਦਿਮਾਗ 'ਚ ਲੈ ਆਓ ਸਮਝ ਆ ਜੇ ਹੁਣ ਮੇਰੀ ਫੇਰ ਸੁਣਿਓ ਸਰੀਰ ਸਿੱਖ ਨਹੀਂ ਸਿੱਖ ਕੌਣ ਹੈ ਜੀ ਗੁਪਤ ਚਿੱਤਰ ਜਿਹੜਾ ਅੰਦਰ ਵਾਲਾ ਮੇਰਾ ਇਸੇ ਤਰ੍ਹਾਂ ਦੇ ਸਿੱਖ ਨਹੀਂ ਮਨ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦੇ ਦੇ ਗੁਰੂ ਨਹੀਂ ਗਿਆਨ ਗੁਰੂ ਹੈ ਦੇ ਗੁਰੂ ਨਹੀਂ ਹੁੰਦਾ ਗਿਆਨ ਗੁਰੂ ਹੁੰਦਾ ਹੈ ਦੇ ਕੀ ਹੈ ਦੇ ਹੈ ਗ੍ਰੰਥ ਤੇ ਜੋ ਵਿੱਚ ਲਿਖਿਆ ਹੈ ਉਹ ਹੈ ਗੁਰੂ ਮੇਰਾ ਮਨ ਨਿਰਗੁਣ ਸਰੂਪ ਹੈ ਮਨ ਦਾ ਕਿਹੜਾ ਕੋਈ ਆਕਾਰ ਹੈ ਮੇਰਾ ਜਿਹੜਾ ਮਨ ਹੈ ਇਹ ਨਿਰਗੁਣ ਹੈ ਆ ਜਿਹੜਾ ਸਰੀਰ ਹੈ ਇਹ ਸਰਗੁਣ ਹੈ ਇਸੇ ਤਰ੍ਹਾਂ ਗੁਰੂ ਜੀ ਜਿਹੜੇ ਨੇ ਨਿਰਗੁਣ ਨੇ ਆ ਦੇਹ ਜਿਹੜੀ ਸਾਨੂੰ ਦਿਸਦੀ ਹੈ ਸਰਗੁਣ ਹੈ ਗਿਆਨ ਮਤਲਬ ਵਿਚਾਰ ਹੁਣ ਮੇਰੀ ਬੇਨਤੀ ਨੂੰ ਸਮਝੋ ਮੇਰੇ ਵਿਚਾਰ ਮੇਰਾ ਗੁਪਤ ਚਿੱਤਰ ਹੋ ਗਿਆ ਗੁਰੂ ਨਾਨਕ ਦੇ ਵਿਚਾਰ ਗੁਰੂ ਨਾਨਕ ਦੇਵ ਜੀ ਦਾ ਗੁਪਤ ਚਿੱਤਰ ਹੋ ਗਿਆ ਗੁਪਤ ਚਿੱਤਰ ਵਿਚਾਰ ਹੋਏ ਅੱਛਾ ਦੇਹ ਤੇ ਸਾਡੇ ਕੋਲ ਹੈ ਨਹੀਂ ਗੁਰੂ ਨਾਨਕ ਦੀ ਪਰ ਉਹਨਾਂ ਦਾ ਗੁਪਤ ਚਿੱਤਰ ਵਿਚਾਰ ਸਾਡੇ ਕੋਲ ਹੈ ਨੇ ਵਿਚਾਰ ਗੁਰੂ ਹੈ ਦੇਹ ਥੋੜਾ ਆਖੋ ਸਤਨਾਮ ਫਿਰ ਕਿਵੇਂ ਕਹਿ ਦਿਆਂਗੇ ਗੁਰੂ ਨਾਨਕ ਚਲੇ ਗਏ ਗੁਰੂ ਨਹੀਂ ਮਰਦਾ ਮਤਲਬ ਵਿਚਾਰ ਨਹੀਂ ਮਰਦੇ ਗੁਰੂ ਕਿਤੇ ਨਹੀਂ ਜਾਂਦਾ ਮਤਲਬ ਵਿਚਾਰ ਕਿਤੇ ਨਹੀਂ ਜਾਂਦੇ ਸਾਡੇ ਕੋਲ ਜਿਨ੍ਹਾਂ ਨੇ ਗੁਰੂ ਨਾਨਕ ਜੀ ਦਾ ਮਨ ਵੇਖਣਾ ਹੈ ਵਿਚਾਰ ਵੇਖਣੇ ਨੇ ਪੜੋ ਸਾਡੇ ਕੋਲ ਨੇ ਗੁਰੂ ਅਰਜਨ ਦੇਵ ਜੀ ਦਾ ਮਨ ਵੇਖਣਾ ਹੈ ਵਿਚਾਰ ਪੜ ਲਓ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਮਨ ਵੇਖਣਾ ਉਹਨਾਂ ਦੇ ਵਿਚਾਰ ਪੜ ਲਓ ਵਿਚਾਰ ਪੜੋ ਗੁਰੂ ਤੇ ਕਿਤੇ ਗਿਆ ਹੀ ਨਹੀਂ ਜੇ ਬਾਡੀ ਨੂੰ ਗੁਰੂ ਸਮਝਦਾ ਹੈ ਦੇਹ ਗੁਰੂ ਹੁੰਦੀ ਹੋਈ ਨਹੀਂ ਤੇ ਸਿੱਖ ਵੀ ਦੇ ਹੁੰਦਾ ਹੀ ਨਹੀਂ ਸਿੱਖ ਮਨ ਹੁੰਦਾ ਹੈ ਤੇ ਗੁਰੂ ਵੀ ਗਿਆਨ ਹੁੰਦਾ ਹੈ ਦੇਹ ਨੂੰ ਗੁਰੂ ਸਮਝਦੇ ਨੇ ਬੜੇ ਲੋਕ ਇੱਥੇ ਦੇਹ ਧਾਰੀਆਂ ਮਗਰ ਲੱਗੇ ਹੋਏ ਮੱਥੇ ਟੇਕਦੇ ਨੇ ਨੱਕ ਰਗੜਦੇ ਨੇ ਸਾਡੇ ਬਾਬਾ ਜੀ ਦੇਹ ਧਾਰੀਆਂ ਨੂੰ ਅਸੀਂ ਮੰਨਦੇ ਆ ਦੇਹ ਦੇਹ ਧਾਰੀ ਦੇਹ ਧਾਰੀ ਉਹ ਦੇਹ ਗਿਆਨ ਕੀ ਕਰਾਊ ਗਿਆਨ ਤੇ ਗੁਰੂ ਕਰਾਂਦਾ ਹੈ ਗਿਆਨ ਨਾਲ ਹੁੰਦਾ ਬੰਦੇ ਨੂੰ ਗੁਰੂ ਹਾਂ ਇਹ ਗੱਲ ਹੈ ਗਿਆਨ ਦੇ ਵਿੱਚ ਵਰਤਦਾ ਹੈ ਗਿਆਨ ਦੇ ਦੇ ਜਰੀਏ ਪਰ ਦੇ ਗੁਰੂ ਨਹੀਂ ਹੁੰਦੀ ਹੁੰਦਾ ਗਿਆਨ ਗੁਰੂ ਹੈ ਸਾਡੇ ਗੁਰੂ ਦੱਸ ਸੀ ਮੇਰੀ ਸੁਣਿਓ ਸਾਡੇ ਗੁਰੂ ਦੱਸ ਸੀ ਨਹੀਂ ਗੁਰੂ ਇੱਕ ਸੀ ਗਿਆਨ ਇੱਕ ਸੀ ਸੋਚ ਇੱਕ ਸੀ ਦੇਹਾਂ ਦੱਸ ਸੀ ਸਰੀਰ ਦੱਸ ਸੀ ਗੁਰੂ ਦੱਸ ਨਹੀਂ ਹੁੰਦੇ ਗੁਰੂ ਇੱਕ ਹੁੰਦਾ ਹੈ ਇਹ 11ਵਾਂ ਸ਼ਰੀਰ ਹੈ 11ਵੀਂ ਦੇਹ ਹੈ ਦੇਹ ਹੈ ਗ੍ਰੰਥ ਪਹਿਲਾਂ ਸਾਡੇ ਵਰਗੀ ਦੇਹ ਸੀ ਜਿਵੇਂ ਆਪਣੀ ਹੈ ਹੱਡ ਚੰਮ ਸਾਰਾ ਕੁਝ ਅੱਖਾਂ ਸਾਰਾ ਕੁਝ ਇਦਾਂ ਸੀ ਹੁਣ ਦੇਹ ਗ੍ਰੰਥ ਹੈ ਹੁਣ ਉਹੀ ਗਿਆਨ ਗ੍ਰੰਥ ਵਿੱਚ ਹੈ ਜਿਹੜਾ ਗਿਆਨ ਗੁਰੂ ਦੇ ਸਰੀਰ 'ਚ ਵਰਤਦਾ ਸੀ ਤਾਂ ਕਰਕੇ ਭਾਈ ਗਿਆਨ ਗੁਰੂ ਹੈ ਇੱਕ ਗੁਰੂ ਹੈ 10 ਨਹੀਂ ਆ ਚਾਰ ਅੱਖਰ ਕਿਸੇ ਦੀ ਜ਼ਿੰਦਗੀ ਬਦਲ ਦੇਣਗੇ ਬਿਲਕੁਲ ਬਦਲ ਦੇਣਗੇ ਕਿਉਂ ਨਹੀਂ ਬਦਲ ਦੇਣਗੇ ਰੌਣਕ ਲਾ ਦੇਣਗੇ ਕਿਸੇ ਦੇ ਘਰ 'ਚ ਕਿਉਂ ਨਹੀਂ ਲਾ ਦੇਣਗੇ ਸੁਣਿਓ ਦੋ ਗਵਾਂਢੀ ਆਪਸ 'ਚ ਪਰਿਵਾਰ ਦੋ ਰਹਿੰਦੇ ਨੇ ਗਵਾਂਢ 'ਚ ਦੋਨਾਂ ਦੇ ਬੱਚੇ ਭਰਤੀ ਹੋ ਗਏ ਭਰਤੀ ਹੋ ਗਏ ਜੰਗ ਲੱਗੀ ਹੋਈ ਹੈ ਉਡੀਕਦੇ ਨੇ ਕਦੋਂ ਆਉਣਗੇ ਕਦੋਂ ਆਉਣਗੇ ਕਦੋਂ ਆਉਣਗੇ ਇੱਕ ਘਰ 'ਚ ਡਾਕੀਆ ਆ ਗਿਆ ਡਾਕੀਆ ਆ ਗਿਆ ਗੇਟ ਅੱਗੇ ਉਹ ਕਹਿੰਦਾ ਆਜੋ ਭਾਈ ਚਿੱਠੀ ਲੈ ਕੇ ਆਇਆ ਤੁਹਾਡੇ ਪੁੱਤ ਫੌਜੀ ਦੀ ਚਿੱਠੀ ਆਈ ਚਿੱਠੀ ਆ ਗਈ ਹੁਣ ਉਹ ਪੜ੍ਹ ਕੇ ਕੀ ਸੁਣਾਇਆ ਉਹਨੇ ਫੌਜੀ ਨੇ ਲਿਖਿਆ ਹੈ ਕਿ ਮੈਂ ਕੱਲ ਨੂੰ ਸ਼ਾਮ ਦੀ ਟ੍ਰੇਨ ਤੇ ਵਾਪਸ ਆ ਰਿਹਾ ਹਾਂ ਸਾਰੇ ਟੱਬਰ ਨੂੰ ਆ ਦੋ ਲਾਈਨਾਂ ਨੇ ਅੱਖਰਾਂ ਦੋ ਲਾਈਨਾਂ ਨੇ ਇੱਕ ਵਿਚਾਰ ਹੈ ਇੱਕ ਗੱਲ ਲਿਖਤੀ ਬੋਲ ਕੇ ਕਹਿ ਦਿਓ ਵਿਚਾਰ ਭਾਵੇਂ ਲਿਖ ਦਿਓ ਇੱਕ ਵਿਚਾਰ ਨੇ ਸਾਰੇ ਟੱਬਰ ਚ ਰੌਣਕਾਂ ਲਾਤੀਆਂ ਕਹਿੰਦੇ ਆ ਰਿਹਾ ਜੀ ਆ ਰਿਹਾ ਹੈ ਘਰ ਵਾਲੀ ਖੁਸ਼ ਭੈਣਾ ਖੁਸ਼ ਪਿਓ ਖੁਸ਼ ਮਾਂ ਖੁਸ਼ ਉਹੀ ਡਾਕੀਆ ਦੂਜੀ ਚਿੱਠੀ ਲੈ ਕੇ ਗਵਾਂਢ ਚ ਚਲਿਆ ਗਿਆ ਉਹਦੇ ਤੇ ਚਿੱਠੀ ਤੇ ਲਿਖਿਆ ਅਫਸਰਾਂ ਨੇ ਤੁਹਾਡਾ ਪੁੱਤ ਮਰ ਗਿਆ ਹੈ ਤੇ ਅਸੀਂ 4 ਦਿਨਾਂ ਬਾਅਦ ਸ਼ਹੀਦ ਦੀ লাশ ਲੈ ਕੇ ਆਵਾਂਗੇ ਅੱਖਰ ਚਾਰ ਹੀ ਨੇ ਵਿਚਾਰ ਹੀ ਹੈ ਇੱਕ ਇੱਕ ਵਿਚਾਰ ਨੂੰ ਚਿੱਠੀ ਤੇ ਲਿਖਤਾ ਜਦੋਂ ਅੱਜ ਕੱਲ ਫੋਨ ਆ ਜੂ ਉਦੋਂ ਵਿਚਾਰ ਚਿੱਠੀ ਤੇ ਲਿਖੇ ਨੇ ਅੱਜ ਫੋਨ ਆ ਜੂ ਵਿਚਾਰ ਹੈ ਤੇ ਕੀ ਲਿਖਤਾ ਚਿੱਠੀ ਤੇ ਸੁਣਿਓ ਚਿੱਠੀ ਤੇ ਲਿਖਤਾ ਵੀ ਤੁਹਾਡਾ ਪੁੱਤ ਸ਼ਹੀਦ ਹੋ ਗਿਆ ਧਿਆਨ ਪੂਰਾ ਇਕਾਗਰ ਰੱਖਿਓ ਗੱਲ ਨਿਕਲੇ ਨਾ ਧਿਆਨ ਰੱਖਿਓ ਲਿਖਿਆ ਹੋਇਆ ਵੀ ਚਿੱਠੀ ਤੇ ਤੁਹਾਡਾ ਪੁੱਤ ਸ਼ਹੀਦ ਹੋ ਗਿਆ ਹੁਣ ਘਰ ਵਾਲੀ ਚੀਕਾ ਮਾਰਦੀ ਏ ਮਾਂ ਅੱਡ ਰੋਂਦੀ ਏ ਪਿਓ ਅਲੱਗ ਚੀਕਾ ਮਾਰਦਾ ਹੈ ਸਾਰਾ ਟੱਬਰ ਰੋਣ ਰੋ ਰਿਹਾ ਹੈ ਇੱਕ ਘਰ ਵਿੱਚ ਚਾਰ ਅੱਖਰਾਂ ਨੇ ਮਾਤਮ ਪਾਤਾ ਤੇ ਇੱਕ ਘਰ ਵਿੱਚ ਚਾਰ ਅੱਖਰਾਂ ਨੇ ਰੌਣਕ ਲਾਤੀ ਕਹਿੰਦੇ ਅੱਖਰ ਬਦਲ ਦੇਣਗੇ ਜ਼ਿੰਦਗੀ ਆ ਵਿਚਾਰ ਬਦਲ ਦੇਣਗੇ ਵਿਚਾਰ ਜ਼ਿੰਦਗੀ ਬਦਲਦੇ ਨੇ ਅਸਲ ਵਿੱਚ ਵਿਚਾਰ ਹੀ ਤੁਹਾਨੂੰ ਚੇਂਜ ਕਰਨਗੇ ਗੁਰੂ ਨਾਨਕ ਦੇ ਵਿਚਾਰ ਗੁਰੂ ਅਰਜਨ ਦੇਵ ਜੀ ਦੇ ਵਿਚਾਰ ਬਾਜਾਂ ਵਾਲੇ ਸੱਚੇ ਪਾਤਸ਼ਾਹ ਦੇ ਵਿਚਾਰ ਜਿੱਦਣ ਘਰ 'ਚ ਆਉਣਗੇ ਬਚਨ ਆਉਣਗੇ ਆ ਗਿਆਨ ਸਾਡੇ ਮਨ ਵਿੱਚ ਆਏਗਾ ਅਸੀਂ ਸਮਝਾਂਗੇ ਉਸੇ ਵਿਚਾਰਾਂ ਨੇ ਰੌਣਕਾਂ ਲਾ ਦੇਣੀਆਂ ਨੇ ਆ ਪੁੱਠੇ ਸਿੱਧੇ ਛਾਲਾ ਮਾਰਦੇ ਗਾਉਂਦੇ ਨੱਚਦੇ ਤੇਰੀਆਂ ਅੱਖਾਂ ਦੀਆਂ ਗੱਲਾਂ ਨੱਕ ਦੀਆਂ ਗੱਲਾਂ ਕੰਨ ਦੀਆਂ ਗੱਲਾਂ ਕੱਦ ਦੀਆਂ ਗੱਲਾਂ ਵਾਲਾਂ ਦੀਆਂ ਗੱਲਾਂ ਕਰਦੇ ਨੇ ਇਹੀ ਵਿਚਾਰ ਨੇ ਜਿਹੜੇ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਆਖੋ ਸਤਨਾਮ ਭਾਵੇਂ ਰੌਣਕ ਲਾ ਲਓ ਤੇ ਭਾਵੇਂ ਖਤਮ ਕਰ ਲਓ ਅੱਖਰ ਤੇ ਉਹੀ ਨੇ ਜਿਹੜੇ ਚਿੱਠੀ ਤੇ ਅੱਖਰ ਸੱਸਾ ਵੀ ਉਹੀ ਹੈ ਹਾਹਾ ਵੀ ਉਹੀ ਹੈ ਅੱਖਰ ਤੇ ਉਹੀ ਨੇ ਊੜਾ ਬੀ ਸੀ ਤੇ ਉਹੀ ਰਹਿਣੀ ਹੈ ਅੱਖਰ ਉਹੀ ਨੇ ਬਸ ਉਹ ਅੱਖਰਾਂ ਤੋਂ ਬਣਾਇਆ ਕੀ ਵਿਚਾਰ ਕੀ ਹੈ ਆ ਵਿਚਾਰਾਂ ਨੇ ਰੌਣਕਾਂ ਲਾਉਣੀਆਂ ਨੇ ਤੇ ਮਾੜੇ ਗੀਤਾਂ ਵਾਲਿਆਂ ਦੇ ਵਿਚਾਰਾਂ ਨੇ ਨਰਕ ਬਣਾ ਦੇਣਾ ਸਾਡਾ ਘਰ ਤੇ ਹੁਣ ਅਗਲੀ ਗੱਲ ਸੁਣੋ ਵਿਚਾਰ ਦੀ ਕੀਮਤ ਹੈ ਵਿਚਾਰ ਦੀ ਹੁਣ ਪਤਾ ਕੀ ਹੋਇਆ ਜੀ ਦੇ ਗੁਰੂ ਹੈ ਅਖੇ ਜੀ ਦੇ ਜੇ ਦੇ ਨਾ ਹੋਵੇ ਤੇ ਸੁਣਾਵੇ ਕੌਣ ਜਿਹੜੇ ਦੇ ਧਾਰੀ ਤੁਹਾਡੇ ਨਾਲ ਗੱਲ ਕਰਦੇ ਨੇ ਵੀ ਅਸੀਂ ਤੇ ਜਾਣਦੇ ਆ ਦੇ ਆ ਦੇ ਧਾਰੀ ਨੂੰ ਮੰਨਦੇ ਆ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਆਹ ਗੱਲ ਦੱਸੋ ਸਮਝੋ ਚੰਗੀ ਤਰ੍ਹਾਂ ਅੱਗੇ ਸਮਝਾਓ ਹੁਣ ਚਿੱਠੀ ਆਈ ਹੈ ਪੜਨੀ ਆਉਂਦੀ ਨਹੀਂ ਘਰ ਵਾਲੀ ਕਹਿੰਦੀ ਹੈ ਡਾਕੀਆ ਤੂੰ ਹੀ ਪੜ ਕੇ ਸੁਣਾ ਦੇ ਡਾਕੀਆ ਪੜ ਕੇ ਸੁਣਾਉਂਦਾ ਹੈ ਵਿਚਾਰ ਤੇ ਗੁਰੂ ਦਾ ਹੈ ਨਾ ਵਿਚਾਰ ਤੇ ਮਾਲਕ ਦਾ ਹੈ ਉਹਦੇ ਉਹਦੇ ਪਤੀ ਦਾ ਵਿਚਾਰ ਆਇਆ ਪਤੀ ਦੀ ਚਿੱਠੀ ਆਈ ਹੈ ਬੀਬੀ ਪਤਨੀ ਨੂੰ ਸੱਦ ਲਿਆ ਕਹਿੰਦੀ ਪੜ ਕੇ ਸੁਣਾ ਪਤਨੀ ਪਤਨੀ ਨੂੰ ਪੜ ਕੇ ਸੁਣਾਉਂਦਾ ਹੈ ਪੜ ਕੇ ਸੁਣਾਉਂਦਾ ਹੈ ਮੇਰੀ ਪਿਆਰੀ ਪਤਨੀ ਉਹ ਕਹਿੰਦੀ ਹਾਂਜੀ ਬੀਬੀ ਨੇ ਕਹਿਣਾ ਹੀ ਹੈ ਹੰਗੂਰਾ ਭਰਦੀ ਹੈ ਮੈਂ ਇੱਥੇ ਠੀਕ ਠਾਕ ਹਾਂ ਹਾਂਜੀ ਮੈਂ ਵਾਪਸ ਆਵਾਂਗਾ ਹਾਂਜੀ ਮੈਨੂੰ ਬੱਚਿਆਂ ਦੀ ਯਾਦ ਆਉਂਦੀ ਹੈ ਹਾਂਜੀ ਮੈਂ ਵਾਪਸ ਆਵਾਂਗਾ ਤੂੰ ਮੇਰੀ ਉਡੀਕ ਰੱਖੀ ਹਾਂਜੀ ਚੰਗਾ ਮੇਰੀ ਪਿਆਰੀ ਪਤਨੀ ਉਹ ਕਹਿੰਦੀ ਹਾਂਜੀ ਤੇ ਜੇ ਡਾਕੀਆ ਬਾਅਦ ਚ ਕਵੇ ਵੀ ਤੂੰ ਤੇ ਮੇਰੀ ਪਤਨੀ ਹੈ ਉਹ ਕਹੇਗੀ ਮੈਂ ਤੇਰੀ ਪਤਨੀ ਕਿਵੇਂ ਹੋ ਗਈ ਤੂੰ ਹੁਣ ਤੇ ਕਹਿੰਦੀ ਸੀ ਹਾਂਜੀ ਉਹ ਕਹੂਗਾ ਕਮਲਿਆ ਓਏ ਡਾਕੀਆ ਤੁਰ ਜਾ ਇੱਥੋਂ ਹਾਂਜੀ ਮੈਂ ਆਪਣੇ ਘਰ ਵਾਲੇ ਨੂੰ ਕਹਿੰਨੀ ਆ ਤੈਨੂੰ ਨਹੀਂ ਆਖੋ ਸਤਨਾਮ ਵਾਹਿਗੁਰੂ ਗੱਲ ਪਕੜੋ ਇੱਥੇ ਡਾਕੀਏ ਬਣ ਗਏ ਜਿਹੜੇ ਡਾਕੀਏ ਸੀ ਉਹ ਘਰ ਵਾਲੇ ਬਣ ਗਏ ਸਾਡੇ ਡਾਕੀਏ ਘਰ ਵਾਲੇ ਬਣ ਗਏ ਮਾਲਕ ਕੋਈ ਹੋਰ ਹੈ ਸੁਣਾਉਣ ਵਾਲਾ ਜਿਹੜਾ ਆਇਆ ਹੈ ਉਹਨੂੰ ਹੀ ਮੰਨ ਕੇ ਬਹਿ ਕੇ ਵੀ ਰਿਸ਼ਤੇਦਾਰ ਦੀ ਆ ਗਏ ਸਾਡੇ ਉਹਨੂੰ ਹੀ ਜੱਫੀਆਂ ਪਾਣ ਲੱਗ ਗਿਆ ਤੂੰ ਰਿਸ਼ਤੇਦਾਰ ਦੀ ਚਿੱਠੀ ਲੈ ਕੇ ਆਇਆ ਹੈ ਸਤਕਾਰ ਕਰੋ ਡਾਕੀਏ ਨੂੰ ਚਾਹ ਪਿਆ ਦਿਓ ਆਓ ਜੀ ਠੰਡ ਚ ਆਇਓ ਚਾਹ ਪੀ ਲਓ ਚਿੱਠੀ ਲੈ ਕੇ ਆਏ ਚਲੋ ਠੀਕ ਹੈ ਪਰ ਜੇ ਤੂੰ ਦਾਕੀਏ ਨੂੰ ਕਹਿਣ ਲੱਗ ਜੇ ਵੀ ਤੂੰ ਹੀ ਮੇਰਾ ਰਿਸ਼ਤੇਦਾਰ ਹੈ ਫਿਰ ਗਲਤ ਹੋ ਗਈ ਗੱਲ ਇਸੇ ਤਰ੍ਹਾਂ ਦੇ ਜਿਹੜੀ ਹੁੰਦੀ ਹੈ ਨਾ ਜੀ ਦੇ ਇਹ ਤੇ ਗਿਆਨ ਨੂੰ ਲਿਆਉਣ ਦਾ ਜਰੀਆ ਹੈ ਸਰੀਰ ਤੇ ਜਰੀਆ ਹੈ ਧਿਆਨ ਦਿਓ ਗਿਆਨ ਵੱਲ ਧਿਆਨ ਦਿਓ ਗੁਰੂ ਵੱਲ ਤੇ ਸਾਡਾ ਗੁਰੂ ਕਿਤੇ ਗਿਆ ਹੀ ਨਹੀਂ ਅੱਜ ਵੀ ਸਾਡੇ ਕੋਲ ਗੁਰੂ ਕਿਤੇ ਨਹੀਂ ਗਿਆ ਅੱਜ ਵੀ ਸਾਡੇ ਕੋਲ ਤਾਂ ਕਰਕੇ ਭਾਈ ਦੇਹਾਂ ਦੇ ਚੱਕਰਾਂ 'ਚ ਨਹੀਂ ਫਸਣਾ ਦੇਹ ਦੀ ਯਾਦ ਹੀ ਆਈ ਜਾਵੇ ਕਿਤੇ ਮੁੜ ਮੁੜ ਕੇ ਦੇਹ ਦੀ ਸੁਰਤ ਦੇਹ ਨੂੰ ਯਾਦ ਨਾ ਕਰੀ ਜਾ ਬਚਨਾਂ ਨੂੰ ਯਾਦ ਰੱਖੀ ਸਰੀਰ ਨੂੰ ਯਾਦ ਨਾ ਕਰੀ ਜਾ ਤੂੰ ਬਚਨਾਂ ਨੂੰ ਯਾਦ ਰੱਖੀ ਤੇਰਾ ਗੁਰੂ ਗਿਆਨ ਹੈ ਦੇਹ ਨਹੀਂ ਦੇਹ ਨਾਲ ਨਾ ਜੁੜ ਗਿਆਨ ਨਾਲ ਜੁੜ ਬਚਨਾਂ ਨਾਲ ਜੁੜ ਸ਼ਰੀਰ ਨਹੀਂ ਪਾਰ ਉਤਾਰਾ ਕਰਦਾ ਪਾਰ ਉਤਾਰਾ ਮਾਫ ਕਰਨਾ ਗੱਲ ਹੋਰ ਸੁਣ ਲਿਓ ਹੋਰ ਕਲੀਅਰ ਕਰ ਲਓ ਇਹਨੂੰ ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਦੇ ਦੇ ਦਰਸ਼ਨ ਤੇ ਉਹਨਾਂ ਨੇ ਵੀ ਕੀਤੇ ਸੀ ਕਿਉਂ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਤੇ ਵਾਰ ਕੀਤਾ ਸੀ ਦਰਸ਼ਨ ਤੇ ਦੇ ਦੇ ਉਹਨਾਂ ਨੇ ਵੀ ਕੀਤੇ ਸੀ ਅੱਗੇ ਸੁਣੋ ਗੁਰੂ ਗੋਬਿੰਦ ਸਿੰਘ ਨੂੰ ਖੰਜਰ ਮਾਰਨ ਵਾਲੇ ਦਿਲ ਵਾਲੇ ਪਾਸੇ ਖੱਬੇ ਪਾਸੇ ਖੰਜਰ ਮਾਰਨ ਵਾਲਿਆਂ ਨੇ ਦਰਸ਼ਨ ਤੇ ਦੇ ਦੇ ਕੀਤੇ ਸੀ ਕੋਲ ਗਏ ਸੀ ਪਰ ਦੇਹ ਕੋਲ ਪਹੁੰਚ ਗਏ ਗੁਪਤ ਚਿੱਤਰ ਜਿਹੜਾ ਹੁੰਦਾ ਮਨ ਗੁਰੂ ਤੱਕ ਪਹੁੰਚੇ ਹੀ ਨਹੀਂ ਆਖੋ ਸਤਨਾਮ ਵਾਹਿਗੁਰੂ ਦੇਹ ਕੋਲ ਜਾ ਕੇ ਭਲਾ ਨਹੀਂ ਹੁੰਦਾ ਜਿਹੜੇ ਉਹ ਜਲਾਦਾ ਨੇ ਗੁਰੂ ਅਰਜਨ ਦੇਵ ਜੀ ਨੂੰ ਤਵੀ ਤੇ ਬਾਤਾ ਸੀਸ ਤੇ ਤੱਤਾ ਰੇਤਾ ਪਾਇਆ ਜੇ ਗੁਰੂ ਅਰਜਨ ਦੇਵ ਜੀ ਨੂੰ ਸੁਣ ਲੈਂਦੇ ਵਿਚਾਰ ਸੁਣਦੇ ਉਹਨਾਂ ਦੇ ਉਹਨਾਂ ਦੇ ਹੱਥ ਕੰਬਣ ਲੱਗ ਜਾਣੇ ਸੀ ਉਹਨਾਂ ਨੇ ਗੁਰੂ ਜੀ ਨੂੰ ਸੁਣਿਆ ਨਹੀਂ ਵੇਖਿਆ ਜਿਵੇਂ ਆਪਾਂ ਵੇਖਦੇ ਜਦੋਂ ਆਪਾਂ ਸੁਣਦੇ ਆ ਯਾਦ ਰੱਖਿਓ ਸੁਣਦੇ ਆ ਅਸਲੀ ਦਰਸ਼ਨ ਹੀ ਇਹ ਨੇ ਜਦੋਂ ਗੁਰੂ ਸਾਹਿਬ ਨੂੰ ਸੁਣਨਾ ਟਿਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਸੁਣਨ ਨੂੰ ਦਰਸ਼ਨ ਕਹਿੰਦੇ ਨੇ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਇੱਕ ਗੱਲ ਹੋਰ ਸੁਣ ਲਓ ਧਰਮ ਜਗਤ ਵਿੱਚ ਧਰਮ ਜਗਤ ਵਿੱਚ ਮੂੰਹ ਮੱਥਾ ਵੇਖਣ ਨੂੰ ਦਰਸ਼ਨ ਨਹੀਂ ਕਹਿੰਦੇ ਧਰਮ ਜਗਤ ਵਿੱਚ ਸੁਣਨ ਨੂੰ ਦਰਸ਼ਨ ਕਹਿੰਦੇ ਹੁਣ ਸੁਣੋ ਬਾਣੀ ਦੀ ਪੰਕਤੀ ਸਤਿਗੁਰ ਨੂੰ ਸਭ ਕੋ ਵੇਖਦਾ ਬੋਲ ਕੇ ਪੜੋ ਸਤਿਗੁਰ ਨੂੰ ਸਭ ਕੋ ਵੇਖਦਾ ਪੱਕੀ ਮੋਰ ਪੱਕੀ ਮੋਰ ਕਿਉਂਕਿ ਜੋ ਮੈਂ ਕਹਿ ਰਿਹਾ ਕਈ ਵਾਰੀ ਆਉਂਦਾ ਵੀ ਪਤਾ ਨਹੀਂ ਆਪਣੇ ਕੋਲੋਂ ਹੀ ਕਹਿੰਦਾ ਐਦਾਂ ਕਿਵੇਂ ਹੋ ਸੁਣੋ ਪੱਕੀ ਮੋਰ ਗੁਰੂ ਗ੍ਰੰਥ ਸਾਹਿਬ ਦੀ ਹਾਂਜੀ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਸੁਪਨਾ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਵੇਖ ਕੇ ਮੁਕਤੀ ਨਹੀਂ ਹੁੰਦੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਸ਼ਬਦ ਨਾਲ ਸਾਂਝ ਨਹੀਂ ਬਣਾਉਂਦਾ ਗੁਰੂ ਦੇ ਵਿਚਾਰਾਂ ਨਾਲ ਸਾਂਝ ਬਣਾ ਤੇਰਾ ਗੁਪਤ ਚਿੱਤਰ ਗੁਰੂ ਦੇ ਗੁਪਤ ਚਿੱਤਰ ਨਾਲ ਮਿਲ ਜਾਵੇ ਇਦਾਂ ਕਹਿ ਲਓ ਤੇਰਾ ਮਨ ਗੁਰੂ ਦੇ ਮਨ ਨਾਲ ਮਿਲ ਜਾਵੇ ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਕਨਾ ਸਤਿਗੁਰਾਂ ਦੇ ਵਿਚਾਰ ਤੇਰੇ ਵਿਚਾਰ ਬਣ ਜਾਣ ਗੁਰੂ ਸਾਹਿਬ ਦੇ ਬਚਨ ਤੇਰੇ ਬਚਨ ਬਣ ਜਾਣ ਜੋ ਗੁਰੂ ਸਾਹਿਬ ਦੇ ਵਿਚਾਰ ਨੇ ਸਾਡੀ ਜ਼ਿੰਦਗੀ 'ਚ ਜਿੱਦਣ ਉਹ ਵਿਚਾਰ ਆ ਗਏ ਉਦੋਂ ਆਪਾਂ ਕਹਿ ਸਕਦੇ ਹਾਂ ਸਿੱਖ ਨੂੰ ਗੁਰੂ ਮਿਲ ਗਿਆ ਤੇ ਜਿੰਨਾ ਚਿਰ ਇਦਾਂ ਦੇਹ ਕੋਲ ਦੇਹ ਬੈਠੀ ਰਹੂ ਇਹਨੂੰ ਮਲਾਪ ਨਹੀਂ ਕਹਿੰਦੇ ਦੇ ਕੋਲ ਦੇ ਨੂੰ ਲੈ ਆਓ ਲੈ ਆਇਆ ਆਪਾਂ ਬੈਠੇ ਆ ਆ ਮਾਫ ਕਰਨਾ ਸਾਡੇ ਵਰਗੇ ਤੇ ਰਹਿੰਦੇ ਹੀ ਗੁਰਦੁਆਰਿਆਂ 'ਚ ਨੇ ਆਖੋ ਸਤਨਾਮ ਸ੍ਰੀ ਵਾਹ ਅਸੀਂ ਤੇ ਰਹਿੰਦੇ ਹੀ ਗੁਰਦੁਆਰਿਆਂ 'ਚ ਕੀ ਮਿਲਾਪ ਹੋ ਗਿਆ ਸਾਰਿਆਂ ਦਾ ਸਾਰੇ ਗੁਰਦੁਆਰਿਆਂ 'ਚ ਰਹਿਣ ਵਾਲਿਆਂ ਦਾ ਮਿਲਾਪ ਹੋ ਗਿਆ ਦੇ ਕੋਲ ਦੇ ਹੀ ਰਹਿੰਦੀ ਹਰ ਵੇਲੇ ਭਾਵੇਂ ਸੱਚਖੰਡ 'ਚ ਸੌਂ ਜਾ ਜਾ ਕੇ ਦੇ ਕੋਲ ਦੇ ਲੈ ਗਿਆ ਇਹਦੇ ਨਾਲ ਕੀ ਹੋਇਆ ਜਿੰਨਾ ਚਿਰ ਮਨ ਨਹੀਂ ਮਿਲਦਾ ਵਿਚਾਰ ਨਹੀਂ ਮਿਲਦੇ ਸਿੱਖ ਦਾ ਤੇ ਗੁਰੂ ਦਾ ਮਲਾਪ ਦਾ ਮਤਲਬ ਹੈ ਵਿਚਾਰਾਂ ਦਾ ਮਿਲ ਜਾਣਾ ਆਪਣੇ ਵਿਚਾਰ ਖਤਮ ਕਰ ਦੇ ਗੁਰੂ ਦੇ ਵਿਚਾਰਾਂ ਨੂੰ ਆਪਣੇ ਵਿਚਾਰ ਬਣਾ ਲੈ ਇਹ ਪਕੜੋ ਇਹ ਬੇਸਿਕ ਨੌਲੇਜ ਹੈ ਇਹ ਮੁੱਢਲੀ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਜੇ ਅਸੀਂ ਇਹ ਮੁੱਢਲੀ ਜਾਣਕਾਰੀ ਨੂੰ ਸਮਝ ਲਈਏ ਚੰਗੀ ਤਰ੍ਹਾਂ ਸਮਝ ਜੀ ਸਮਝ ਆ ਜਾਏ ਸਾਡੇ ਵੀ ਮੁੱਢਲੀ ਜਾਣਕਾਰੀ ਆ ਹੈ ਅੱਛਾ ਫਿਰ ਫਿਰ ਆਪਣੇ ਦਿਮਾਗ 'ਚ ਗੱਲ ਪਤਾ ਕੀ ਆਉ ਵੀ ਯਾਰ 30 ਸਾਲ ਦਾ ਮੈਂ ਤੇ ਆਈ ਮੱਥਾ ਟੇਕ ਕੇ ਘਰ ਮੋੜ ਆਉਂਦਾ ਤਾਂ ਹੀ ਮੈਂ ਕਹਿੰਦਾ ਸੀ ਵੀ ਸ਼ਾਂਤੀ ਤੇ ਕੋਈ ਆਈ ਨਹੀਂ ਆਖੋ ਸਤਨਾਮ ਫਿਰ ਵਾਹ ਫਿਰ ਸੋਚੋਗੇ ਵੀ ਗੱਲ ਤੇ ਸਹੀ ਹੈ ਮੈਂ ਇੰਨੇ ਸਾਲ ਦਾ ਤਾਂ ਹੀ ਸੋਚਦਾ ਵੀ ਮੈਨੂੰ ਕੋਈ ਮਿਲਿਆ ਤੇ ਰਸਤੇ ਬਣਿਆ ਹੀ ਨਹੀਂ ਕੋਈ ਟਕਾ ਤੇ ਕੋਈ ਬਣਿਆ ਹੀ ਨਹੀਂ ਜਦੋਂ ਗੱਲ ਨੂੰ ਸਹੀ ਸਮਝੋਗੇ ਪੁੱਠਾ ਗੇੜਾ ਦੇਤਾ ਨਾ ਹਰ ਗੱਲ ਪੁੱਠੀ ਕਰਤੀ ਜਦੋਂ ਸਾਡੇ ਸਾਰੇ ਸਿਧਾਂਤਾਂ ਦਾ ਪੁੱਠਾ ਗੇੜਾ ਦੇਤਾ ਉਹ ਪੁੱਠਾ ਗੇੜਾ ਦੇਣ ਕਰਕੇ ਐਸੀ ਚੱਕਰੀ ਘੁੰਮ ਗਈ ਸਾਰੀ ਗੱਲ ਹਰੇਕ ਚੀਜ਼ ਨੂੰ ਪੁੱਠਾ ਹੀ ਸਮਝਦੇ ਆ ਅਰਥ ਹੀ ਗਲਤ ਕਰਤਾ ਹਰੇਕ ਚੀਜ਼ ਦਾ ਅਰਥ ਗਲਤ ਹਰੇਕ ਚੀਜ਼ ਦਾ ਅਰਥ ਗਲਤ ਦਰਸ਼ਨ ਦਰਸ਼ਨ ਕਰ ਲੋ ਭਾਈ ਦਰਸ਼ਨ ਕਰ ਲੋ ਇਹਨੂੰ ਦਰਸ਼ਨ ਮੰਨਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਆਪਾਂ ਐਦਾਂ ਬਹਿ ਕੇ ਗੁਰਬਾਣੀ ਦਾ ਸ਼ਬਦ ਵਿਚਾਰਦੇ ਆ ਕਹਿੰਦੇ ਉਦੋਂ ਸਿੱਖ ਨੂੰ ਦਰਸ਼ਨ ਹੁੰਦੇ ਨੇ ਸਾਡਾ ਮਨ ਦਰਸ਼ਨ ਕਰਦਾ ਹੈ ਹਾਂਜੀ ਹੁਣ ਆਪਾਂ ਸਮਝ ਆ ਗਈ ਵੀ ਆ ਕੀ ਹੈ ਜੀ ਬਾਹਰਲਾ ਇਹ ਹੈ ਸਾਡਾ ਪ੍ਰਗਟ ਚਿੱਤਰ ਸਾਡਾ ਮਨ ਕੀ ਹੈ ਬੋਲੋ ਮਨ ਕੀ ਹੈ ਗੁਪਤ ਚਿੱਤਰ ਆਪਾਂ ਸੁਧਾਰ ਕਿਹਦਾ ਕਰਨਾ ਹੈ ਗੁਪਤ ਚਿੱਤਰ ਸਾਡਾ ਗੁਪਤ ਚਿੱਤਰ ਸਾਡੇ ਤੋਂ ਲੇਖੇ ਕੌਣ ਲੈਂਦਾ ਹੈ ਗੁਪਤ ਚਿੱਤਰ ਹੁਣ ਆਪਾਂ ਅੱਜ ਤੱਕ ਸੁਣਿਆ ਨਾ ਵੀ ਗੁਪਤ ਚਿੱਤਰ ਤੇਨੇ ਲੇਖਾ ਲੈਣਗੇ ਹਿਸਾਬ ਕਿਤਾਬ ਉਹ ਕਰਨਗੇ ਫਿਰ ਇਹਦਾ ਮਤਲਬ ਗੁਪਤ ਚਿੱਤਰ ਕਿਵੇਂ ਇਹਨੂੰ ਹੋਰ ਖੋਲ ਲੋ ਹੋਰ ਖੋਲ ਲੋ ਇਸ ਗੱਲ ਨੂੰ ਬੋਲ ਕੇ ਪੜਦੇ ਹੋ ਦੇਖ ਵਾੜ ਅਨਕ ਪੜਦੇ ਮੈਂ ਪਰਦਾ ਰਸ ਦੇਖ ਵਾੜ ਅਨਕ ਪੜਦੇ ਮੈਂ ਪਰਦਾ ਰਸ ਸੰਗ ਫਾਕੇ ਚਿਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੈ ਹੁਣ ਜਦੋਂ ਚਿੱਤਰਗੁਪਤ ਆਪਾਂ ਗੁਰਬਾਣੀ ਤੋਂ ਐਦਾਂ ਸੁਣਦੇ ਆ ਸਾਡੇ ਘਰਾਂ 'ਚ ਖੰਡ ਪਾਠ ਹੁੰਦੇ ਨੇ ਆਪਾਂ ਬਾਹਰ ਬੈਠੇ ਨਾਲੇ ਚਾਹ ਬਦਾਣੇ ਨਾਲ ਪੀਂਦੇ ਹੁੰਨੇ ਆ ਨਾਲੇ ਪਾਠੀ ਪਰ ਸਪੀਕਰ ਲੱਗੇ ਹੁੰਦਾ ਉੱਤੇ ਅੰਦਰ ਬਹਿ ਕੇ ਨਹੀਂ ਬਈ ਐਦਾਂ ਇੱਕ ਚੀਜ਼ ਆ ਜਾਂਦੀ ਨੂੰ ਵਿੱਚ ਚਿੱਤਰ ਗੁਪਤ ਜਬ ਤੇ ਆਪਾਂ ਕਹਿੰਦੇ ਹਾਂ ਦੇਖੋ ਬਾਣੀ 'ਚ ਲਿਖਿਆ ਚਿੱਤਰ ਗੁਪਤ ਲਿਖੇ ਲੈਣਗੇ ਉੱਤੇ ਇੱਕ ਕਹਿੰਦੇ ਸੱਜੇ ਮੋਢੇ ਤੇ ਬੈਠਾ ਇੱਕ ਖੱਬੇ ਮੋਢੇ ਤੇ ਬੈਠਾ ਹੈ ਇਸ ਹਿਸਾਬ ਨਾਲ ਫਿਰ ਜਿੰਨੀ ਦੁਨੀਆ ਪਾਪੂਲੇਸ਼ਨ ਹੈ ਜਿੰਨੀ ਸਵਾ ਕਰੋੜ ਕਹਿੰਦੇ ਇੰਡੀਆ ਦੀ ਆਬਾਦੀ ਹੈ ਸਵਾ 100 ਕਰੋੜ 125 ਕਰੋੜ ਤੇ ਇਹਦਾ ਮਤਲਬ 2.5 250 ਕਰੋੜ ਤੇ ਕੱਲੇ ਚਿੱਤਰਗੁਪਤ ਇੰਡੀਆ ਜੀ ਨੇ 250 ਡਬਲ ਨੇ ਫਿਰ ਇੱਕ ਤੇ ਇੱਧਰ ਮੋਢੇ ਤੇ ਇੱਕ ਇੱਧਰਲੇ ਮੋਢੇ ਤੇ ਧੰਨੀ ਆ ਜਿਹੜੇ ਚੁੱਕੀ ਫਿਰਦੇ ਆ ਭਾਰ ਵੀ ਨਹੀਂ ਲੱਗਦਾ ਵੇਖੋ ਬਾਤਾ ਬਸ ਭਾਵੇਂ 50 ਬਾ ਦੇਣ ਇਹਨਾਂ ਦਾ ਕੀ ਹੈ ਅਰਥ ਕਰਨ ਵਾਲਿਆਂ ਨੇ ਭਾਵੇਂ 4 ਬਾ ਦੋ ਵਿਚਾਰ ਬੈਠੇ ਚਿੱਤਰ ਕਹਿਣਾ ਹੀ ਹੈ ਦੋ ਇੱਧਰ ਨੇ ਦੋ ਇੱਧਰ ਨੇ ਭਾਵੇਂ 4 4 ਬਾ ਦੋ ਅਸੀਂ ਕਿਹੜਾ ਪੁੱਛਣਾ ਵੀ ਕੀ ਕਿਵੇਂ ਬਹਿ ਗਏ ਕਿਵੇਂ ਹੁੰਦੇ ਨੇ ਕੀ ਹੁੰਦੇ ਨੇ ਸਾਡੇ ਤੇ ਹੈ ਹੀ ਨਹੀਂ ਸਾਡਾ ਇੰਟਰਸਟ ਹੀ ਨਹੀਂ ਇਸ ਪਾਸੇ ਸਾਡਾ ਤਾਂ ਇੰਟਰਸਟ ਤਾਸ਼ ਵਿੱਚ ਹੈ ਵੀ ਸੀਪ ਕਿਵੇਂ ਲੱਗਦੀ ਹੈ ਫਲਾਣੀ ਕਿਵੇਂ ਲੱਗਦੀ ਹੈ ਇਹਦਾ ਪਤਾ ਹੈ ਇਧਰ ਤੇ ਧਿਆਨ ਹੀ ਨਹੀਂ ਸਾਡਾ ਅਸੀਂ ਕਿਉਂ ਪੁੱਛੀਏ ਇਹ ਕੀ ਹੈ ਅਸੀਂ ਤਾਂ ਅੱਗੇ ਕਮਲਿਆਂ ਵਾਂਗੂ ਇਦਾਂ ਵੇ ਹਾਂਜੀ ਅਗਲਾ ਬੋਲੀ ਜਾਂਦਾ ਹਾਂਜੀ ਬਾ ਠੀਕ ਆ ਵੀ ਠੀਕ ਹੈ ਪੁੱਛ ਤੇ ਲੈ ਸੋਚ ਤੇ ਲੈ ਕਦੀ ਕਦੀ ਇਹਨਾਂ ਬਾਰੇ ਵਿਚਾਰ ਤੇ ਪੈਦਾ ਕਰੋ ਇੰਟਰਸਟ ਤੇ ਬਣਾਓ ਇਹਦੇ ਇਹਦੇ ਲਈ ਇੰਟਰਸਟ ਪੈਦਾ ਕਰੋ ਅੰਦਰ ਸ਼ੌਂਕ ਪੈਦਾ ਕਰੋ ਸ਼ੌਂਕ ਨਾਲ ਆਓ ਸ਼ੌਂਕ ਨਾਲ ਗੱਲ ਕਰੋ ਹਰ ਚੀਜ਼ ਨੂੰ ਗਹਿਰਾਈ ਨਾਲ ਸਮਝੋ ਯਾਦ ਰੱਖੋ ਜੀ ਜਦੋਂ ਸਮਝਾਂਗੇ ਫਿਰ ਪਿਆਰ ਪਏਗਾ ਜਿਹੜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਇਦਾਂ ਸਮਝਾਂਗੇ ਫਿਰ ਸਾਡੇ ਮਨੋਂ ਨਿਕਲੇਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿੱਡਾ ਸੋਹਣਾ ਗਿਆਨ ਦਿੱਤਾ ਫਿਰ ਅਸੀਂ ਦਿਲੋਂ ਮੱਥਾ ਟੇਕਾਂਗੇ ਮਨੋਂ ਹੁਣ ਤੇ ਆਪਾਂ ਫਾਰਮੈਲਿਟੀ ਕਰਤੀ ਮੱਥਾ ਟੇਕਦਾ ਫਿਰ ਅਸੀਂ ਮੱਥਾ ਅੰਦਰੋਂ ਟੇਕਣ ਲੱਗ ਜਾਂਗੇ ਫਿਰ ਮਨ ਕਹੇਗਾ ਵਾਹਿਗੁਰੂ ਧੰਨ ਸੱਚੇ ਪਾਤਸ਼ਾਹ ਮਨ ਇਦਾਂ ਕਹੂ ਵੀ ਐਡੀ ਸੋਹਣੀ ਗੱਲ ਸਮਝਾਤੀ ਲੈ ਮੇਰੇ ਤੇ ਪਤਾ ਹੀ ਨਹੀਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਵੀ ਸਮਝਾਂਗੇ ਬਿਨਾ ਵਿਚਾਰਾਂ ਤੋਂ ਪਿਆਰ ਕੀ ਪੈਣਾ ਹੈ ਵਿਚਾਰ ਨਾਲ ਪਿਆਰ ਪੈਂਦਾ ਹੁਣ ਆਪਣੀ ਜਾਣ ਪਛਾਣ ਹੈ ਮੈਨੂੰ 15 ਸਾਲ ਤੋਂ ਜਾਣਦੇ ਮੈਂ ਇੱਥੇ ਬਹਿ ਕੇ ਬੋਲਦਾ ਆ ਸਾਡੇ ਸਾਜੀ ਕਈ ਨੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਬਦਲ ਗਿਆ ਕਿਹੜਾ ਨਵਾਂ ਆ ਗਿਆ ਕਿਹੜਾ ਚੱਲ ਗਿਆ ਕਹਿੰਦੇ ਚਲੋ ਸਾਨੂੰ ਕੀ ਪਤਾ ਕੌਣ ਹੈ ਕੌਣ ਨਹੀਂ ਮਾੜੀ ਮੋਟੀ ਗੱਲਬਾਤ ਹੈ ਕਿਸੇ ਕਿਸੇ ਦੀ ਇੱਕ ਦੋ ਜਾਣਦੇ ਹੋਣਗੇ ਵੀ ਆਹ ਕੌਣ ਹੈ ਆਹ ਕੌਣ ਹੈ ਬੈਠੇ ਤੇ 30 ਹੁੰਨੇ ਆ ਅਸੀਂ ਇੰਨੇ ਸਾਲਾਂ ਦੇ ਪਰ ਜਾਣ ਪਛਾਣ ਮੇਰੇ ਨਾਲ ਹੀ ਬਣੀ ਹੈ ਕਿਉਂ ਕਿਉਂਕਿ ਆਪਾਂ ਬੋਲਦੇ ਆ ਵਿਚਾਰਾਂ ਕਰਕੇ ਜਾਣ ਪਛਾਣ ਬਣੀ ਹੈ ਜੇ ਸਟੇਜ ਤੇ ਬਹਿਣ ਨਾਲ ਬਣੇ ਫਿਰ ਬਾਕੀਆਂ ਨਾਲ ਕਿਉਂ ਨਹੀਂ ਬਣੀ ਬਾਕੀਆਂ ਨਾਲ ਕਿਉਂ ਨਹੀਂ ਬਣੀ ਜਿਵੇਂ ਹੁਣ ਤੁਸੀਂ ਮੈਨੂੰ ਐਗਜ਼ਾਮਪਲ ਦੇਣਾ ਕਈ ਵਾਰੀ ਕਹਿੰਦੇ ਹੋ ਬਹੁਤ ਪ੍ਰੇਮ ਹੈ ਜੀ ਅਸੀਂ ਕੋਈ ਦੀਵਾਨ ਛੱਡਦੇ ਨਹੀਂ ਸਾਡਾ ਬਹੁਤ ਪ੍ਰੇਮ ਹੈ ਸਾਨੂੰ ਵਧੀਆ ਲੱਗਦਾ ਅਸੀਂ ਆਉਨੇ ਆ ਹਰੇਕ ਦੀਵਾਨ 'ਚ ਨੇੜੇ ਤੇੜੇ ਪਤਾ ਲੱਗ ਜੇ ਜ਼ਰੂਰ ਜਾਂਦੇ ਆ ਇਹ ਪਿਆਰ ਪਿਆ ਕਿਉਂ ਪਿਆ ਵਿਚਾਰਾਂ ਕਰਕੇ ਵਿਚਾਰਾਂ ਕਰਕੇ ਤੇ ਜੇ ਮੈਂ ਵੀ ਇਦਾਂ ਚੁੱਪ ਕਰਕੇ ਬੈਠੇ ਰਹਿਨੇ ਆਪਾਂ ਤੁਸੀਂ ਵੀ ਬਹਿ ਜਾਓ ਮੈਂ ਵੀ ਬੈਠੇ ਰਹਿਨੇ ਬਸ ਫੇਰ ਨਹੀਂ ਸਾਂਝ ਵਿਚਾਰਾਂ ਦੀ ਬਣਦੀ ਹੈ ਸਾਂਝ ਵਿਚਾਰਾਂ ਕਰਕੇ ਬਣਦੀ ਹੈ ਇਸ ਕਰਕੇ ਇਸ ਗੱਲ ਨੂੰ ਸਮਝੋ ਚਿੱਤਰਗੁਪਤ ਕੀ ਹੈ ਹੁਣ ਆਪਾਂ ਪੰਕਤੀ ਪੜ੍ਹ ਲਈ ਹੁਣ ਇਹਦਾ ਅਰਥ ਕਰਦੇ ਹਾਂ ਦੇ ਕਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫੱਕ ਕਹਿੰਦੇ ਭਾਈ ਬੂਹਾ ਬੰਦ ਕਰ ਲਿਆ ਪਰਦੇ ਲਾ ਲੇ ਗਲਤ ਕੰਮ ਕਰਦਾ ਹੈ ਪਰਿਵਾਰ ਨਹੀਂ ਆਪਣਾ ਘਰ ਵਾਲੀ ਨਹੀਂ ਪਰਦਾ ਪ੍ਰਾਈਸ ਸਮਝੋ ਪਰਦਾਰਾ ਸੰਗ ਫੱਕ ਹੈ ਕਹਿੰਦਾ ਪਤਾ ਕੀ ਹੈ ਲੈ ਯਾਰ ਬੂਏ ਵੀ ਬੰਦ ਸੀ ਪਰਦੇ ਵੀ ਲੱਗੇ ਸੀ ਕਿਹੜਾ ਕਿਸੇ ਨੂੰ ਪਤਾ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆ ਜਿਨ੍ਹਾਂ ਨੂੰ ਮੱਥਾ ਟੇਕਦੇ ਆ ਆਪਣੇ ਸਤਿਗੁਰੂ ਜੀ ਆਪਣੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਕਿਸੇ ਨੂੰ ਤੇ ਪਤਾ ਨਹੀਂ ਲੱਗਿਆ ਪਰ ਤਨ ਪ੍ਰਗਟ ਚਿੱਤਰ ਹੈ ਮਨ ਗੁਪਤ ਚਿੱਤਰ ਹੈ ਚਿੱਤਰ ਗੁਪਤ ਨੂੰ ਤੇ ਪਤਾ ਹੈ ਤੇਰਾ ਗੁਪਤ ਚਿੱਤਰ ਬਣ ਗਿਆ ਅੰਦਰ ਤੇ ਫੋਟੋ ਬਣ ਗਈ ਹੁਣ ਜਿੰਨੇ ਆਪਾਂ ਬੈਠੇ ਆ ਹੁਣ ਸੋਚਿਓ ਜਿਹੜੇ ਬੰਦੇ ਨੇ ਘਰ ਵਾਲੀ ਨਾਲ ਧੋਖਾ ਕਰਕੇ ਕੁਝ ਗਲਤ ਕੀਤਾ ਹੈ ਜਾਂ ਘਰ ਵਾਲੀ ਨੇ ਬੰਦੇ ਨਾਲ ਧੋਖਾ ਕਰਕੇ ਕੁਝ ਗਲਤ ਕੀਤਾ ਹੈ ਕਿਸੇ ਨੂੰ ਨਹੀਂ ਆਪਣੇ ਜੋ ਪਤਾ ਪਰ ਜਦੋਂ ਉਹਨੂੰ ਤੇ ਪਤਾ ਹੈ ਵੀ ਉਹ ਕੰਮ ਮਾੜਾ ਹੈ ਲਿਆਇਓ ਜਰਾ ਸਾਹਮਣੇ ਸਾਰੇ ਗੁਪਤ ਚਿੱਤਰ ਸਾਰਿਆਂ ਦੇ ਹੈ ਨੇ ਕਈਆਂ ਦੇ ਨਹੀਂ ਨੇ ਜਿਹਦੇ ਹੈ ਨਹੀਂ ਉਹਨੂੰ ਸਟ੍ਰੈਸ ਹੀ ਕੋਈ ਨਹੀਂ ਜਿਨ੍ਹਾਂ ਦੇ ਹੈ ਨੇ ਹੱਥਾਂ 'ਚੋਂ ਪਸੀਨਾ ਆਉਣ ਲੱਗ ਗਿਆ ਹੁਣ ਤਲੀਆਂ 'ਚੋਂ ਪਸੀਨਾ ਆਉਣ ਲੱਗ ਗਿਆ ਹੁਣ ਦਿਲ ਦੀ ਧੜਕਣ ਤੇਜ਼ ਹੋ ਗਈ ਹੋਣੀ ਜਿਨ੍ਹਾਂ ਦੇ ਹੈ ਨੇ ਤੇ ਜਿਨ੍ਹਾਂ ਦਾ ਗੁਪਤ ਚਿੱਤਰ ਹੈ ਹੀ ਕੋਈ ਨਹੀਂ ਉਹਨੂੰ ਸਟ੍ਰੈਸ ਕੋਈ ਨਹੀਂ ਤੇ ਚੇਤਾ ਰੱਖਿਓ ਜੀ ਜਿੰਨਾ ਚਿਰ ਜਿਉਂਦਾ ਰਹੇਗਾ ਤੇਰੇ ਮਾੜੇ ਕੰਮ ਨੇ ਬਲੈਕਮੇਲ ਕਰਦੇ ਰਹਿਣਾ ਵੀ ਉੱਥੇ ਆ ਕਰਤੂਤ ਖੰਡਾਈ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹਦੇ ਤੋਂ ਬਚ ਕੇ ਵਖਾ ਦੁਨੀਆ ਨੂੰ ਤੇ ਪਤਾ ਨਹੀਂ ਲੱਗਾ ਤੂੰ ਇਹਦੇ ਤੋਂ ਬਚ ਕੇ ਵਖਾ ਇਹਨੂੰ ਕਹਿੰਦੇ ਨੇ ਰੱਬੀ ਕਾਨੂੰਨ ਫਿਰ ਉੱਥੇ ਆਓ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੁਣ ਕੌਣ ਨਿਕਲ ਸਕਦਾ ਦੱਸੋ ਇਸ ਰੱਬ ਦੇ ਰੱਬੀ ਕਾਨੂੰਨ ਚੋਂ ਕੌਣ ਬਾਹਰ ਨਿਕਲ ਸਕਦਾ ਮੈਂ ਨਿਕਲ ਸਕਦਾ ਸਾਡਾ ਮੁੱਖ ਮੰਤਰੀ ਨਿਕਲ ਜੂ ਸਾਡਾ ਪ੍ਰਧਾਨ ਮੰਤਰੀ ਨਿਕਲ ਜੂ ਸਾਡੇ ਜਥੇਦਾਰ ਨਿਕਲ ਜਾਣਗੇ ਬੀਬੀ ਇੰਦਰਾ ਨਿਕਲ ਗਈ ਇਹਨਾਂ ਗੱਲਾਂ ਚੋਂ ਨਿਕਲ ਗਏ ਦੱਸੋ ਕਿ ਕੇਪੀਐਸ ਬਰਾੜ ਕੇਐਸ ਬਰਾੜ ਜਿਹਨੇ ਹਮਲਾ ਕੀਤਾ ਹਰਮੰਦਰ ਸਾਹਿਬ ਤੋਂ ਨਿਕਲ ਗਿਆ ਉਹਦੇ ਚਿੱਤਰ ਗੁਪਤ ਅੱਜ ਵੀ ਬਣੇ ਹੋਏ ਨੇ ਵੀ ਇਦਾਂ ਅਟੈਕ ਕੀਤਾ ਸੀ ਇਦਾਂ ਬੱਚਿਆਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਸੀ ਤੂੰ ਆ ਕੀਤਾ ਸੀ ਉਹ ਵੇਖਣ ਨੂੰ ਭਾਵੇਂ ਅਜੇ ਵੀ ਜਿਉਂਦਾ ਹੈ ਪਰ ਅੰਦਰੋਂ ਮਰਿਆ ਹੋਇਆ ਹੈ ਉਹਦੇ ਗੁਪਤ ਚਿੱਤਰ ਉਹਨੂੰ ਪੀੜਦੇ ਨੇ ਜਿੰਨਾ ਚਿਰ ਜਿਉਂਦਾ ਰਹੂ ਪੀੜਿਆ ਹੀ ਜਾਊਗਾ ਆਖੋ ਸਤਨਾਮ ਵਾਹਿਗੁਰੂ ਗੱਲ ਸਮਝੋ ਹੁਣ ਚਿੱਤਰ ਗੁਪਤ ਲੇਖਾ ਅਜੇ ਤੇ ਮਾਫ ਕਰਨਾ ਜੀ ਹੁਣ ਸੁਣਿਓ ਅਜੇ ਤੇ ਕਈ ਵਾਰੀ ਨਾ ਆਪਣੇ ਵਰਗੇ ਢਿੱਲ ਕਰ ਜਾ ਚੱਲ ਕੋਈ ਨਹੀਂ ਭੁੱਲ ਪੱਲ ਗਏ ਲੰਘਣ ਦਿਓ ਹਰ ਬੰਦੇ ਨੇ ਇੱਕ ਦਿਨ ਬੁੱਢਾ ਹੋ ਜਾਣਾ ਬੁੱਢਾ ਹੋਵਾ ਕੰਮਣ ਲੱਗੀ ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ ਹੋਣਾ ਨਾ ਇੱਕ ਦਿਨ ਸਰੀਰ ਨੇ ਜਿਵੇਂ ਜਿਵੇਂ ਬੁੱਢਾ ਹੋਣਾ ਹੈ ਕੰਬਦਾ ਹੈ ਘਰ ਵਾਲੀ ਬਾਅਦ ਵਿੱਚ ਨਾ ਸੇਵਾ ਕਰਦੀ ਐ ਗੰਦਮੰਦ ਉੱਤੇ ਹੀ ਵੇਖ ਵੇਖ ਕੇ ਰੋਈ ਜਾਂਦਾ ਰਹਿੰਦਾ ਕੀ ਹੋ ਗਿਆ ਉਹਨੂੰ ਹੱਥ ਫੜ ਕੇ ਕਹੂ ਮੈਨੂੰ ਮਾਫ ਕਰ ਦੀ ਮੈਂ ਤੇਰੇ ਨਾਲ ਧੋਖੇ ਕੀਤੇ ਐਂਡ ਚ ਮੈਂ ਮੈਂ ਤੇਰੇ ਨਾਲ ਧੋਖੇ ਕੀਤੇ ਉਹ ਗੁਪਤ ਚਿੱਤਰ ਨੇ ਤੈਨੂੰ ਬਲੈਕਮੇਲ ਕਰਨਾ ਹੈ ਅੰਦਰ ਕੇ ਅੰਦਰ ਇੱਕ ਆਵਾਜ਼ ਆਏਗੀ ਤੂੰ ਸਹੀ ਨਹੀਂ याद रखो जी अंदर एक आवाज आएगी तू सही है तू कृपान ते पाली पर तू अजय तू दाढ़ी ते रख ली पर तू अजय सही नहीं तू बनिया ते फिरदा जरूर गुरसिख भज भज के सेवा करता लंगर पकाना पर तू अजय सही अंदर उस चीज ने खेड़ा नहीं चलना ਇਹਨੂੰ ਕਹਿੰਦੇ ਨੇ ਚਿੱਤਰ ਗੁਪਤ ਲੇਖਾ ਮੰਗਦਾ ਹੈ ਮੰਗੇਗਾ ਨਹੀਂ ਅੱਜ ਮੰਗਦਾ ਹੈ ਦੱਸੋ ਹੁਣ ਮੰਗ ਰਿਹਾ ਕਿ ਨਹੀਂ ਇਸ ਵੇਲੇ ਦੱਸੋ ਧੜਕਦਾ ਕਿ ਨਹੀਂ ਤੇਜ ਤੇਜ ਦਿਲ ਗੁਰੂ ਦੀ ਹਜ਼ੂਰੀ 'ਚ ਗੁਰਮਤ ਦੇ ਸ਼ੀਸ਼ੇ 'ਚ ਵੇਖੋ ਆਪਣੇ ਮੂੰਹ ਨੂੰ ਗੁਰੂ ਨੇ ਜਿਹੜਾ ਸ਼ੀਸ਼ਾ ਵਿਖਾ ਦੇਣਾ ਗੁਰੂ ਦਾ ਸ਼ਬਦ ਜਦੋਂ ਸਾਹਮਣੇ ਆ ਜਾਏ ਨਾ ਜੀ ਫਿਰ ਗੁਰੂ ਸਾਡੇ ਚਿੱਤਰ ਗੁਪਤ ਨੂੰ ਸ਼ੀਸ਼ਾ ਵਿਖਾ ਦਿੰਦਾ ਹੈ ਇਹ ਨਾ ਜੀ ਜਿਹੜਾ ਅੰਦਰ ਵਾਲਾ ਗੁਪਤ ਇੱਕ ਪ੍ਰਗਟ ਚਿੱਤਰ ਹੈ ਇਹਨੂੰ ਵੇਖਣਾ ਹੋਵੇ ਤੇ ਸਵੇਰੇ ਤੁਸੀਂ ਬਹਿ ਜਾਓ ਸ਼ੀਸ਼ੇ ਸਾਹਮਣੇ ਆਪਾਂ ਵੇਖ ਕੇ ਆਇਆ ਪ੍ਰਗਟ ਚਿੱਤਰ ਪੱਗ ਸ਼ੀਸ਼ੇ ਜੀ ਬੰਨਦੇ ਆ ਪਰ ਜਦੋਂ ਗੁਰੂ ਕੋਲ ਆਉਨੇ ਆ ਜੀ ਗੁਰੂ ਦਾ ਸ਼ਬਦ ਜਦੋਂ ਐ ਸਾਹਮਣੇ ਆ ਜੇ ਜਿਵੇਂ ਹੁਣ ਆਇਆ ਸਹੀ ਅਰਥ ਹੋ ਜਾਣ ਐ ਸਾਹਮਣੇ ਆ ਜੇ ਫਿਰ ਇਹ ਜਿਹੜਾ ਅੰਦਰ ਵਾਲਾ ਸ਼ੀਸ਼ਾ ਹੈ ਅੰਦਰ ਵਾਲਾ ਗੁਪਤ ਚਿੱਤਰ ਹੈ ਉਹਦੀ ਫੋਟੋ ਖਿੱਚ ਦਿੰਦਾ ਸਾਹਮਣੇ ਦਿਸਣ ਲੱਗ ਜਾਂਦਾ ਵੀ ਆ ਹੈ ਆ ਕਰਤੂਤ ਖੰਡਾਈ ਹੈ ਜਿਵੇਂ ਆਪਾਂ ਬਾਹਰ ਸ਼ੀਸ਼ਾ ਵੇਖਾਂਗੇ ਤੇ ਮਨ ਵਿੱਚ ਆਏਗਾ ਓਏ ਪੱਗ ਟੇਢੀ ਐ ਸਿੱਧੀ ਕਰ ਲੈ 50 ਟੇਢੀ ਐ ਸਿੱਧੀ ਕਰ ਲੈ ਇਹਨੂੰ ਐ ਨੂੰ ਕਰ ਲੈ ਆ ਇੱਥੇ ਦਾਗ ਲੱਗਿਆ ਧੋ ਲੈ ਜਦੋਂ ਐਦਾਂ ਗੁਰੂ ਗੁਪਤ ਚਿੱਤਰ ਵਿਖਾ ਦਵੇ ਫਿਰ ਨਾਲ ਦੀ ਨਾਲ ਆਉਂਦਾ ਹੋਵੇ ਇਹਨੂੰ ਠੀਕ ਕਰ ਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਫੇਰ ਆਉਣਾ ਹੈ ਫੇਰ ਬੰਦੇ ਦੇ ਮਨ ਚ ਆਉਂਦਾ ਵੀ ਇੱਥੇ ਹੈ ਘਾਟ ਕੱਢੋ ਅੰਦਰ ਵਾਲਾ ਬਦਲਣਾ ਹੀ ਇੱਥੇ ਆ ਗਿਆ ਅਸੀਂ ਅਸੀਂ ਕੀ ਹੈ ਜੀ ਆ ਨਹੀਂ ਹੈ ਜੋ ਦਿਸਦੇ ਆ ਅਸੀਂ ਉਹ ਆ ਜੋ ਵਿਚਾਰ ਮੈਂ ਕੀ ਹਾਂ ਜੋ ਮੇਰੇ ਵਿਚਾਰ ਨੇ ਅਸਲ ਮੈਂ ਆ ਨਹੀਂ ਆ ਮੇਰੇ ਵਿਚਾਰ ਨੇ ਉੱਥੇ ਆ ਮੈਂ ਉਹ ਆ ਤੇ ਵਿਚਾਰ ਬਦਲ ਗਏ ਜੇ ਮੇਰੇ ਵਿਚਾਰ ਨਾ ਬਦਲੇ ਬਾਹਰੋਂ ਬਦਲਣ ਦਾ ਬੋਲੋ ਬਾਹਰੋਂ ਬਦਲਣ ਦਾ ਕੀ ਫਾਇਦਾ ਵੇਦ ਕਿਤੇ ਬਥੇਰੇ ਪੜ ਲੈ ਕਦੇ ਆਪਣੇ ਆਪ ਨੂੰ ਵਿਚਾਰ ਪੜ ਆਪਣੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਕਹਿੰਦੇ ਬਾਹਰ ਉਹ ਆਪਣੇ ਲੇਖ ਪੜ ਤੇਰੇ ਵਿਚਾਰ ਕੀ ਚੱਲਦੇ ਨੇ ਇਹਨਾਂ ਨੂੰ ਪੜਨਾ ਸਿੱਖ ਤੇਰੇ ਗੁਪਤ ਚਿੱਤਰ ਕਿੱਦਾਂ ਦਾ ਵਿਚਾਰਾਂ ਨੂੰ ਪੜਨਾ ਵਿਚਾਰਾਂ ਨੂੰ ਵੇਖਣਾ ਆਪਣੇ ਗੁਪਤ ਚਿੱਤਰ ਨੂੰ ਵੇਖਣਾ ਹੀ ਹੁੰਦਾ ਹੈ ਵਿਚਾਰ ਹੀ ਗੁਪਤ ਚਿੱਤਰ ਨੇ ਮਾਨੀ ਗੁਪਤ ਚਿੱਤਰ ਹੈ ਆਪਣੇ ਵਿਚਾਰਾਂ ਨੂੰ ਪੜੋ ਆਪਣੇ ਵਿਚਾਰਾਂ ਨੂੰ ਪੜ ਇਦੋਂ ਫਿਰ ਗੁਰੂ ਸਾਹਿਬ ਨੇ ਇਹ ਕਟਾਕਸ਼ ਕੀਤਾ ਹੈ ਇਹ ਸ਼ਬਦ ਅੱਗੇ ਨਾ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਕਾਏ ਜੋਗੀ ਜੁਗਤ ਨਾ ਜਾਣੈ ਅੰਧ ਤੀਨੇ ਉਜਾੜੇ ਕਾ ਬੰਦ ਇਹਦੀਆਂ ਸ਼ੁਰੂ ਵਾਲੀਆਂ ਪੰਕਤੀਆਂ ਨੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਕਹਿੰਦੇ ਲੋਕਾਂ ਦੇ ਲੇਖ ਪੜਦਾ ਫਿਰਦਾ ਐ ਹੱਥ ਵੇਖਦਾ ਫਿਰਦਾ ਐ ਪਰ ਤੈਨੂੰ ਆ ਨਹੀਂ ਪੜਨੇ ਆਉਂਦੇ ਆਪਣੇ ਅੰਦਰ ਵੇਖ ਕੀ ਕੁਝ ਚੱਲਦਾ ਹੈ ਇਹ ਅੰਦਰ ਵਾਲਾ ਗੰਦਮੰਦ ਇਹਨੂੰ ਸਾਫ਼ ਕਰ ਭਾਈ ਵਿਚਾਰ ਬਦਲ ਵਿਚਾਰਾਂ ਨੂੰ ਚੇਂਜ ਕਰ ਤੇ ਗੁਰੂ ਸਾਹਿਬ ਮਿਹਰ ਕਰਦੇ ਨੇ ਹੁਣ ਸੁਣੋ ਜੀ ਇਹ ਬਦਲ ਸਕਦੇ ਨੇ ਬਿਲਕੁਲ ਬਦਲ ਸਕਦੇ ਨੇ ਲੇਖ ਵਿਚਾਰ ਬਦਲ ਸਕਦੇ ਨੇ ਚਿੱਤਰ ਗੁਪਤ ਜਿਹੜਾ ਹੈ ਉਹ ਸੋਹਣਾ ਹੋ ਸਕਦਾ ਹੈ ਅੱਖਾਂ ਬੰਦ ਕਰਾਂਗੇ ਆਪਣੇ ਆਪਣੇ ਕਰਮਾਂ ਨੂੰ ਵੇਖ ਕੇ ਸ਼ਰਮ ਨਹੀਂ ਆਏਗੀ ਤਾਂ ਕਰਕੇ ਤੇ ਆਪਾਂ ਪੜਦੇ ਆਂ ਕਿ ਕੋਈ ਕੀ ਮਾਰੇਗਾ ਤੈਨੂੰ ਦੱਦਾ ਦੋਸ਼ ਨਾ ਦੋਸ਼ ਕਰਮਾ ਕਿਸੇ ਦਾ ਕੀ ਦੋਸ਼ ਹੈ ਜੀ ਕੀਤੇ ਤੇ ਆਪ ਨੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਣਾ ਜੈਸਾ ਬੀਜੇਗਾ ਵੱਡੇਗਾ ਮਨ ਮੇਰਿਆ ਫਲ ਤੇਰੇ ਕਰਮਾਂ ਬੰਦਾ ਵਿਛੜਿਆ ਮਾਲਕ ਤੋਂ ਦੂਰ ਦੂਰ ਦੂਰ ਹੋਈ ਜਾਂਦਾ ਕਿਰਤ ਕਰਮ ਕੇ ਵਿਛੜੇ ਕਰਮਾਂ ਦਾ ਵਿਛੜਿਆ ਹੁੰਦਾ ਜੀ ਐਦਾਂ ਦੂਰੀਆਂ ਵੱਧਦੀਆਂ ਨੇ ਦੂਰੀਆਂ ਬਣਦੀਆਂ ਨੇ ਤੇ ਜਦੋਂ ਗੁਰੂ ਜੀ ਦੇ ਕੋਲ ਆ ਕੇ ਸਾਡਾ ਚਿਹਰਾ ਦਿਸ ਜੇ ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ ਗੁਰਬਾਣੀ ਪੜਾਂਗੇ ਸਾਡਾ ਗੁਪਤ ਚਿੱਤਰ ਜਦੋਂ ਗੁਰੂ ਨੇ ਵਿਖਾਤਾ ਫਿਰ ਆਪਾਂ ਕਹਿਣਾ ਆ ਮੈਲਾ ਇਹਨੂੰ ਸਾਫ਼ ਕਰੋ ਫਿਰ ਅੰਦਰੋਂ ਆਵਾਜ਼ ਆਉਣੀ ਹੈ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਹਮ ਮੂਰਖ ਤੂੰ ਸਰਬ ਕਲਾ ਕਾ ਮਾਦੋ ਹਮ ਐਸੇ ਹਮ ਪਾਪੀ ਨੀਕੋ ਠਾਕੁਰ ਦੇ ਫਿਰ ਇਦਾਂ ਅਰਦਾਸਾਂ ਨਿਕਲਣ ਲੱਗ ਜਾਂਦੀਆਂ ਅੰਦਰਲੀ ਮੈਲ ਦਿਸਦੀ ਨਹੀਂ ਜੀ ਇਹਦੇ ਮੈਲ ਦਿਸਦੀ ਨਹੀਂ ਸੰਗਤ ਵਿੱਚ ਆ ਕੇ ਇੱਥੇ ਆ ਕੇ ਹੌਲੀ ਹੌਲੀ ਫਿਰ ਸ਼ੁੱਧ ਹੋਣ ਲੱਗਦਾ ਹੈ ਇੱਥੇ ਆ ਕੇ ਸਫਾਈ ਹੋਣ ਲੱਗਦੀ ਹੈ ਪੰਜ ਪਿਆਰਿਆਂ ਨੂੰ ਜੀ ਆਇਆਂ ਕਹਿਣਾ ਭਾਈ ਉੱਠਣਾ ਨਹੀਂ ਸੰਗਤ ਬੈਠੇ ਰਹੋ ਸਾਰੇ ਉੱਠਿਓ ਨਾ ਜਿਹੜੇ ਗੁਰੂ ਵਾਲੇ ਬਣੇ ਸਿੰਘ ਸਜੇ ਆਓ ਉਹਨਾਂ ਨੂੰ ਜੀ ਆਇਆਂ ਕਹੀਏ ਵਧਾਈ ਦਈਏ ਜਿਨ੍ਹਾਂ ਨੇ ਦਾਖਲਾ ਲਿਆ ਸਤਿਗੁਰੂ ਜੀ ਦੇ ਦਰ ਘਰ ਨਾਲ ਜੁੜੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ ਕਿਤੇ ਮੇਰੀ ਵੀ ਨਭਾਈ ਬਾਜਾ ਵਾਲਿਆ ਜਿਵੇਂ ਤੂੰ ਨਭਾਈ ਹੋਰਾਂ ਮੇਰੀ ਵੀ ਬਹਿ ਜਾ ਲੇਖ ਲਾਲੋ ਲੇਖ ਲਾਲੋ ਲਾਲੋ ਲੇਖ ਲਾਲੋ ਲੇਖ ਲਾਲੋ ਲਾਲੋ ਲੇਖ ਲਾਲੋ ਲਾਲੋ ਲੇਖ ਲਾਲੋ ਲਾਲੋ ਲੇਖ ਮਾਰੇ ਦੇਖਿਆ ਲੇਖੇ ਵਿੱਚ ਲਾ ਜੀ ਲੇਖੇ ਵਿੱਚ ਲੇਖੇ ਵਿੱਚ ਲਾ ਜੀ ਜਨਮ ਤੁਮਾਰੇ ਮਾਰੇ ਲੇਖੇ ਵਿੱਚ ਲਾ ਜੀ ਜਨਮ ਤੋਂ 18 ਪ੍ਰਾਨੀ ਗੁਰੂ ਕੇ ਜਹਾਜ਼ੇ ਚੜੇ ਆ ਸਾਰੇ ਕਿਰਪਾ ਕਰਿਓ ਸਾਰੇ ਸੰਗਿਓ ਨਾ ਬੋਲੋ ਕਿਰਪਾ ਕੀਤੀ ਹੈ 118 ਪ੍ਰਾਨੀ ਅੱਜ ਧਾਰੀ ਬਣੇ ਸਿੰਘ ਸਜੇ ਹਾਂਜੀ ਇੱਥੇ ਜਦੋਂ ਪੰਜ ਪਿਆਰਿਆਂ ਨੇ ਅਰਦਾਸ ਕਰਨੀ ਹੁੰਦੀ ਹੈ ਨਾ ਸੱਚੇ ਪਾਤਸ਼ਾਹ ਅੱਜ ਇਹ ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਆਪ ਜੀ ਦਾ ਸਿੰਘ ਸਜਣ ਵਾਸਤੇ ਆਇਆ ਪਹਿਲਾਂ ਜਿੰਨੀਆਂ ਭੁੱਲਾਂ ਗਲਤੀਆਂ ਹੋ ਗਈਆਂ ਮਾਫ ਕਰ ਦਿਓ ਅੱਗੇ ਤੋਂ ਜੀਵਨ ਬਦਲ ਜਾਏ ਕਿਰਪਾ ਕਰਿਓ ਉਦੋਂ ਫਿਰ ਉਹ ਗੁਪਤ ਚਿੱਤਰ ਮਿਟ ਜਾਂਦੇ ਆ ਵੀ ਮੈਂ ਬਖਸ਼ਬੰਦੀ ਕਰਾ ਲਈ ਮੈਂ ਗਲਤੀਆਂ ਤੋਂ ਤੌਬਾ ਕਰ ਲਈ ਮੈਂ ਗੁਰੂ ਕੋਲ ਜਾ ਕੇ ਜੋ ਹੋਇਆ ਹੈ ਹੋਇਆ ਹੈ ਅਰਦਾਸ ਹੀ ਕੀਤੀ ਹੋਈਆਂ ਨੇ ਗਲਤੀਆਂ ਮੰਨ ਲੀਆਂ ਮੰਨ ਲਿਆ ਮਰ ਦੀ ਹਜ਼ੂਰੀ 'ਚ ਜਾ ਕੇ ਉਸ ਤੋਂ ਬਾਅਦ ਫਿਰ ਬਾਣੀ ਪੜ੍ਹੇ ਕੁਰਬਾਨੀ ਤੋਂ ਅਕਲ ਲੈ ਕੇ ਆਪਣੇ ਕਰਮ ਠੀਕ ਕਰ ਲਵੇ ਤੇ ਗੱਲ ਬਣ ਜੇ ਤੇ ਜੇ ਇਕੱਲੇ ਖੰਡ ਪਾਠ ਹੀ ਕਰਾਈ ਜਾਵੇ ਹੁਣ ਸੁਣੋ ਬੀਜੇ ਕਿੱਕਰ ਖੇਤ ਵਿੱਚ ਬੀਜੇ ਕਿੱਕਰ ਤੇ ਖੰਡ ਪਾਠ ਕਰਾ ਕੇ ਆਖੇ ਸੱਚੇ ਪਾਤਸ਼ਾਹ ਦਾਖਾ ਲਾ ਦਿਓ ਚਲੋ ਖੰਡ ਪਾਠ ਇੱਕ ਕੱਲ ਨੂੰ ਕਰਾਉਣਾ ਤੂੰ ਕੋਤਰੀ ਕਰਾ ਦੇ ਭਾਵੇਂ ਕੋਤਰੀ ਕਰਾ ਦੇ ਦੇਗਾ ਕਰਾ ਰੁਮਾਲੇ ਚੜਾ ਮਹਾਰਾਜ ਨੇ ਪਤਾ ਕੀ ਕਹਿਣਾ ਆ ਮੇਰੇ ਕੋਲ ਤੈਨੂੰ ਅਕਲ ਦਿਆਂ ਆ ਦਾਖ ਬੀਜ ਦਾਖਾਂ ਬੀਜ ਦਾਖਾਂ ਮਿਲਣ ਮਿਲਣਗੀਆਂ ਸੱਚ ਐ ਦਾਖਾਂ ਮਿਲਣ ਮਿਲਣਗੀਆਂ ਜਾਂ ਦਾਖਾਂ ਬੀਜ ਤੂੰ ਦਾਖਾਂ ਬੀਜ ਕੇ ਆਈ ਫਿਰ ਮੈਨੂੰ ਦਸੀ ਅਰਦਾਸ ਕਰੀ ਵੀ ਦਾਖਾਂ ਲੱਗ ਜਾਣ ਤੇ ਲੱਗਣ ਲੱਗਣਗੀਆਂ ਬੀਜ ਕੇ ਕਿੱਕਰ ਆਉਣਾ ਮੈਨੂੰ ਕਹਿੰਦਾ ਦਾਖਾਂ ਲਾ ਦਿਓ ਫਿਰ ਤੇ ਭਾਵੇਂ ਤੂੰ 100 ਖੰਡ ਪਾਠ ਕਰਾ ਦੇ ਜੇ ਬੀਜ ਕਿੱਕਰਾਂ ਦੇ ਨੇ ਫਿਰ ਦਾਖਾਂ ਨਹੀਂ ਬਣ ਜਾਣੀਆਂ ਗੁਰੂ ਤੋਂ ਅਕਲ ਲੈ ਕੇ ਬੀਜ ਬਦਲ ਆਖੋ ਸਤਨਾਮ ਵਾਹਿਗੁਰੂ ਆਪਣੇ ਵਿਚਾਰ ਬਦਲੋ ਆਪਣੇ ਕਰਮ ਬਦਲੋ ਆਪਣੀ ਸੋਚ ਬਦਲੋ ਆਪਣੀ ਮੈਂਟੈਲਿਟੀ ਚੇਂਜ ਕਰੋ ਅਕਲ ਲੈ ਕੇ ਜੇ ਸੋਚ ਬਦਲਣੀ ਨਹੀਂ ਵਿਚਾਰ ਵੀ ਮਾੜੇ ਕਰਮ ਵੀ ਮਾੜੇ ਤੇ ਫਿਰ ਅਸੀਂ ਕਹੀਏ ਅਰਦਾਸਾਂ ਕਰਾ ਕੇ ਵੀ ਸਾਨੂੰ ਦਾਖਾਂ ਮਿਲ ਜਾਣ ਸੁੱਖ ਮਿਲ ਜਾਣ ਫਿਰ ਕਿਵੇਂ ਮਿਲ ਜਾਣਗੇ ਤੂੰ ਭਾਵੇਂ 100 ਖੰਡ ਪਾਠ ਕਰਾ ਦੇ ਆਪਾਂ ਕਰਾ ਕਰਾ ਵੇਖੇ ਹੀ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੇ ਹੀ ਨੇ ਕਰਾ ਕਰਾ ਕੇ ਕਰਮ ਬਦਲਨੇ ਪੈਣਗੇ ਕਰਮ ਜੀਵਨ ਬਦਲਣਾ ਪੈਣਾ ਹੈ ਸਤਿਗੁਰਾਂ ਤੋਂ ਅਕਲ ਲੈ ਕੇ ਜੀਵਨ ਬਦਲੋ ਫੇਰ ਗੱਲ ਬਣਦੀ ਹੈ ਫੇਰ ਵੇਖਿਓ ਮੌਜ ਲੱਗਦੀ ਇਸ ਕਰਕੇ ਇਹ ਆਪਣੇ ਆਪ ਦਾ ਸੁਧਾਰ ਕਰਨਾ ਹੈ ਸੰਗਤ ਵਿੱਚ ਆ ਕੇ ਜੀਵਨ ਬਦਲਦਾ ਜੀ ਇੱਥੇ ਆ ਕੇ ਅਕਲ ਆ ਜਾਂਦੀ ਹੈ ਇੱਥੇ ਆ ਕੇ ਜ਼ਿੰਦਗੀ ਜਿਉਣ ਦਾ ਚੱਜ ਆਉਂਦਾ ਹੈ ਸੰਗਤ ਵਿੱਚ ਗੁਰੂ ਸਾਹਿਬ ਗਿਆਨ ਕਰਾਉਂਦੇ ਨੇ ਸਮਝ ਪੈਂਦੀ ਹੈ ਗੁਰੂ ਨੂੰ ਸੁਣਨਾ ਹੀ ਗੁਰੂ ਦੇ ਦਰਸ਼ਨ ਨੇ ਸਤਿਗੁਰ ਜੀ ਨੂੰ ਟਿਕ ਕੇ ਸੁਣੋ ਜਿਨ੍ਹਾਂ ਨੇ ਗੁਰੂ ਨੂੰ ਸੁਣ ਲਿਆ ਉਹਨਾਂ ਨੇ ਸਮਝ ਲਓ ਗੁਰੂ ਨੂੰ ਵੇਖ ਲਿਆ ਜਿਨ੍ਹਾਂ ਨੇ ਗੁਰੂ ਨੂੰ ਸੁਣਿਆ ਨਹੀਂ ਭਾਵੇਂ ਐਦਾਂ ਵੇਖਿਆ ਵੀ ਸੀ ਉਹਨਾਂ ਨੇ ਤਵੀਆਂ ਤੇ ਬੈਠਿਆਂ ਨੇ ਉਹਨਾਂ ਨੇ ਕੋਈ ਦਰਸ਼ਨ ਨਹੀਂ ਕੀਤੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਵੇਖਿਆ ਮਤਲਬ ਵੇਖਣਾ ਜਿਨ੍ਹਾਂ ਨੇ ਸੁਣ ਲਿਆ ਉਹਨਾਂ ਨੇ ਗੁਰੂ ਨੂੰ ਵੇਖ ਲਿਆ ਤੇ ਜਿਹੜਾ ਬੰਦਾ ਆਪਣੇ ਗੁਰੂ ਜੀ ਨੂੰ ਸੁਣਦਾ ਨਹੀਂ ਮਾਫ ਕਰਨਾ ਉਹਨੇ ਗੁਰੂ ਨੂੰ ਕਦੀ ਨਹੀਂ ਵੇਖਿਆ ਉਹਨੇ ਦੇਹ ਵੇਖੀ ਹੈ ਗੁਰੂ ਨਹੀਂ ਵੇਖਿਆ ਦੇਹ ਵੇਖੀ ਹੈ ਗੁਰੂ ਨਹੀਂ ਵੇਖਿਆ ਗੁਰੂ ਸੁਰਤ ਨੇ ਵੇਖਣਾ ਹੈ ਇੰਨਾ ਅੱਖਾਂ ਨੇ ਦੇਹ ਵੇਖਣੀ ਹੈ ਆ ਅੱਖਾਂ ਨੇ ਪਰ ਮਨ ਨੇ ਗੁਰੂ ਵੇਖਣਾ ਸੁਰਤ ਨੇ ਕਿ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਅੱਖਾਂ ਸੁਰਤ ਇਹਦੇ ਨਾਲ ਤਾਂ ਹੀ ਆਪਾਂ ਪੜਦੇ ਆ ਨਾ ਨਾਨਕ ਸੇ ਅਖੜੀਆਂ ਵਿਅਨ ਜਿੰਨੀ ਦਸੰਦੋ ਮਾਪੀਰੀ ਕਹਿੰਦੇ ਇਹਨਾਂ ਅੱਖਾਂ ਨਾਲ ਦੇ ਦੇਸੂ ਅੰਦਰ ਵਾਲੀਆਂ ਨਾਲ ਗੁਰੂ ਦਿਸਣਾ ਤੇ ਜਿੰਨਾ ਚਿਰ ਯਾਦ ਰੱਖੋ ਗੁਰੂ ਦਿਸਿਆ ਨਹੀਂ ਉਹਨਾਂ ਚਿਰ ਗੁਰੂ ਤੇ ਭਰੋਸਾ ਕਿਵੇਂ ਵੱਜੂ ਭਰੋਸਾ ਕਿਵੇਂ ਵੱਜੂ ਜਿੰਨਾ ਚਿਰ ਗੁਰੂ ਦਿਸਿਆ ਹੀ ਨਹੀਂ ਉਹਨਾਂ ਚਿਰ ਗੁਰੂ ਤੇ ਭਰੋਸਾ ਕਿਵੇਂ ਵੱਜੂ ਜਿੱਦਣ ਸਾਨੂੰ ਗਿਆਨ ਸਰੂਪ ਸਤਿਗੁਰੂ ਦੀ ਸਮਝ ਪੈਣ ਲੱਗ ਗਈ ਸਾਡਾ ਫਿਰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਵੱਜ ਜਾਣਾ ਹੈ ਫਿਰ ਵੱਡੇ ਵੀ ਜਾਈਏ ਅਸੀਂ ਕਿਸੇ ਦੇਹਧਾਰੀ ਪਖੰਡੀ ਕਿਸੇ ਮੜੀ ਕਬਰ ਤੇ ਮੱਥਾ ਨਹੀਂ ਟੇਕਾਂਗੇ ਜਿੱਦਣ ਗੁਰੂ ਦੀ ਸੁਰਤ ਨੂੰ ਦਰਸ਼ਨ ਹੋ ਗਏ ਆਖੋ ਸਤਨਾਮ ਅਜੇ ਗੁਰੂ ਦਿਸਿਆ ਨਹੀਂ ਇਥੇ ਤੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਦਿਸਿਆ ਨਹੀਂ ਅਜੇ ਤਾਂ ਹੀ ਮੈਲ ਹੈ ਤਾਂ ਮੈਂ ਬੇਨਤੀ ਕੀਤੀ ਹੈ ਵੀ ਜੇ ਤੁਸੀਂ ਇਹਦੀ ਇਹਨੂੰ ਸਹੀ ਕਰ ਲਓ ਇਹ ਬੇਸਿਕ ਜੀਆਂ ਗੱਲਾਂ ਨੇ ਸਮਝ ਸਮਝ ਆ ਜੇ ਜੇ ਸਾਡੇ ਤੇ ਸਾਨੂੰ ਗੁਰੂ ਦੀ ਸਮਝ ਪੈਣ ਲੱਗ ਜੇ ਫੇਰ ਜ਼ਿੰਦਗੀ ਬਦਲਦੀ ਹੈ ਨਹੀਂ ਤੇ ਉਹਨਾਂ ਚਿਰ ਵਿਸ਼ਵਾਸ ਵੱਜਦਾ ਨਹੀਂ ਭਰੋਸਾ ਵੱਜਦਾ ਨਹੀਂ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰਨ ਵਾਲਾ ਇਤਿਹਾਸ ਆਪਾਂ ਪੜ੍ਹਦੇ ਹਾਂ ਜਦੋਂ ਆ ਕੇ ਦੱਸਿਆ ਕਹਿੰਦੇ ਜੀ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੀ ਹੈ ਵੇਖੋ ਇੱਕ ਹੈ ਪਸ਼ੂ ਹਾਥੀ ਉਹਨੂੰ ਵੀ ਸ਼ਰਾਬ ਪਿਆਈ ਹਾਥੀ ਨੂੰ ਵੀ ਸ਼ਰਾਬ ਪਿਆਉਂਦੇ ਨੇ ਕਿਉਂ ਬਈ ਹਾਥੀ ਨੂੰ ਵੀ ਸ਼ਰਾਬ ਪਿਆਉਂਦੇ ਨੇ ਪਾਗਲ ਹੋ ਜਾਵੇ ਪਾਗਲ ਪਾਗਲ ਹੋ ਜਾਵੇ ਪਸ਼ੂ ਦੱਸਦੇ ਨੇ ਕਹਿੰਦੇ ਮਰਦ ਹਾਥੀ ਨੂੰ ਸ਼ਰਾਬ ਪਿਆ ਰਹੇ ਨੇ ਮੇਨ ਦਰਵਾਜ਼ਾ ਹਾਥੀ ਦੇ ਮੱਥੇ ਦੇ ਨਾਲ ਲੋਹਾ ਮੜ ਰਹੇ ਨੇ ਤਵੇ ਹੀ ਤਵੇ ਮੜਤੇ ਹਾਥੀ ਮਾਰੂਗਾ ਕੰਧ 'ਚ ਟੱਕਰ ਕੰਧ ਟਹਿ ਜਾਣੀ ਹੈ ਸਾਰੀਆਂ ਫੌਜਾਂ ਨੇ ਅੰਦਰ ਆ ਵੜਨਾ ਹੈ ਗੁਰੂ ਜੀ ਕਹਿੰਦੇ ਫਿਕਰ ਨਾ ਕਰੋ ਉਹਨਾਂ ਕੋਲ ਵੀ ਹਾਥੀ ਹੈ ਸਾਡੇ ਕੋਲ ਵੀ ਹਾਥੀ ਹੈ ਕਹਿੰਦੇ ਹਾਥੀ ਕਿਹੜਾ ਹੈ ਸੁਣੋ ਸਾਡੇ ਕੋਲ ਵੀ ਕਹਿੰਦੇ ਹਾਥੀ ਹੈ ਕਹਿੰਦੇ ਤੁਹਾਡੇ ਮਹਾਰਾਜ ਆਪਣੇ ਕੋਲ ਕਿਹੜਾ ਹਾਥੀ ਕਹਿੰਦੇ ਆ ਦੁਨੀ ਚੰਦ ਮੋਟਾ ਇੱਡਾ ਹੈ ਹਰੇਕ ਨੂੰ ਕਹਿੰਦਾ ਰਹਿੰਦਾ ਮੇਰੇ ਨਾਲ ਘੁਲਣਾ ਹੈ ਮੇਰੇ ਨਾਲ ਘੁਲਣਾ ਕਹਿੰਦੇ ਇਹਨੂੰ ਭੁਲਾਵਾਂਗੇ ਹਾਥੀ ਵਰਗਾ ਹੀ ਹੈ ਇਹਨੂੰ ਭੁਲਾਵਾਂਗੇ ਖਾਂਦਾ ਬਹੁਤ ਹੈ ਭਾਰਾ ਵੀ ਹੈ ਖਾਣਾ ਮਾੜਾ ਨਹੀਂ ਸਰੀਰ ਦੇ ਹਿਸਾਬ ਨਾਲ ਬੰਦਾ ਖਾਂਦਾ ਹੀ ਹੈ ਪਰ ਚੇਤਾ ਰੱਖਿਓ ਖਾਏ ਖਾਏ ਕਰੇ ਬਦਫੈਲੀ ਜਾਨ ਵਿਸੂਕੀ ਬਾੜੀ ਜੀਓ ਖਾ ਕੇ ਬਦਫੈਲੀਆਂ ਕਰਨੀਆਂ ਮਾੜੀਆਂ ਹੁੰਦੀਆਂ ਨੇ ਜਿਹੜੇ ਬੰਦੇ ਨੇ ਇੱਥੇ ਵੇਖੋ ਜੀ ਭੱਜ ਭੱਜ ਕੇ ਸਵੇਰ ਦੇ ਉਹਨੇ ਵੱਡੇ ਵੱਡੇ ਦੇਗੇ ਚੁੱਕੇ ਨੇ ਬਾਲਟੀਆਂ ਚੁੱਕਦਾ ਫਿਰਦਾ ਸਵੇਰ ਦਾ 4 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲੰਗਰ ਵਿੱਚ ਭੱਜ ਭੱਜ ਕੇ ਸੇਵਾ ਕਰਦਾ ਹੈ ਉਹੋ ਜੇ ਬੰਦੇ ਨੂੰ ਤੇ 4-5 ਪ੍ਰਸ਼ਾਦਿਆਂ ਦੀ ਭੁੱਖ ਲੱਗ ਜਾਣੀ ਕੋਈ ਵੱਡੀ ਗੱਲ ਨਹੀਂ ਉਹਦਾ ਪਚ ਵੀ ਜਾਣਾ ਤੇ ਜਿਹੜਾ ਮੇਰੇ ਵਰਗਾ ਵਿਹਲੜ ਹੈ ਜਿਹਦਾ ਕੰਮ ਹੀ ਬਹਿਣਾ ਜਿਵੇਂ ਮੈਂ ਇੱਥੇ ਚੌਂਕੜਾ ਮਾਰ ਕੇ ਬੈਠਾ ਮੇਰੇ ਵਰਗਾ ਚਾਰ ਖਾਏਗਾ ਤੇ ਔਖਾ ਹੀ ਹੋਊ ਇਸ ਗੱਲ ਨੂੰ ਸਮਝ ਲਿਓ ਖਾਣਾ ਲੋੜ ਮੁਤਾਬਕ ਲੋੜ ਅਨੁਸਾਰ ਖਾਣਾ ਖਾਣਾ ਠੀਕ ਹੈ ਪਰ ਖਾ ਕੇ ਕੀਤਾ ਕੀ ਵੇਖਿਆ ਇਹ ਜਾਣਾ ਖਾਣਾ ਖਾਦਾ ਮਾੜਾ ਨਹੀਂ ਪਰ ਖਾ ਕੇ ਕੀਤਾ ਕੀ ਇਹ ਵੇਖਿਆ ਜਾਣਾ ਤੇ ਗੁਰੂ ਜੀ ਕਹਿੰਦੇ ਨੇ ਜਿਹੜੇ ਬੰਦੇ ਖਾ ਕੇ ਸਿਰਫ ਬਦਫੈਲੀਆਂ ਕਰਦੇ ਨੇ ਆਪਣੇ ਲਈ ਜ਼ਹਿਰ ਦੀ ਬਾੜੀ ਬੀਜਦੇ ਨੇ ਚੇਤਾ ਰੱਖੋ ਜੀ ਆਪਣੇ ਲਈ ਆਪਣੇ ਵਾਸਤੇ ਆਪ ਹੀ ਜ਼ਹਿਰ ਦੀ ਬਾੜੀ ਨਹੀਂ ਬੀਜੀ ਦੀ ਅੱਜ ਬੀਜਾਂਗੇ ਫਿਰ ਖਾਣੀ ਵੀ ਪੈਣੀ ਹੈ ਆਖੋ ਸਤਨਾਮ ਤੁਸੀਂ ਕਹੋਗੇ ਵੀ ਕਿਵੇਂ ਬਾੜੀ ਕਿਵੇਂ ਜਦੋਂ ਆਪਾਂ ਸਪੈਸ਼ਲ ਕਦੇ ਆਹ ਖਾ ਲਓ ਕਦੇ ਆਹ ਖਾ ਲਓ ਕਦੇ ਆਹ ਖਾ ਲਓ ਸਾਲ 10 ਨਹੀਂ ਲੰਘਣੇ ਫਿਰ ਗੋਡਿਆਂ 'ਚ ਦਰਦ ਪੇਟ 'ਚ ਦਰਦ ਸਾਰੇ ਸਰੀਰ ਤਕਲੀਫਾਂ ਹੋਣ ਲੱਗ ਜਾਣਗੀਆਂ ਕਿਉਂਕਿ ਭੋਜਨ ਭੈੜਾ ਖਾ ਖਾ ਕੇ ਬਦਫੈਲੀਆਂ ਕੀਤੀਆਂ ਨੇ ਚੰਗਾ ਕੰਮ ਤੇ ਕੋਈ ਕੀਤਾ ਨਹੀਂ ਆਖੋ ਸਾਧਨਾ ਹਾਂ ਵਾਹ ਫਿਰ ਔਖੇ ਹੋਵਾਂਗੇ ਖਾਣਾ ਮਾੜਾ ਨਹੀਂ ਪਰ ਬਦਫੈਲੀਆਂ ਕਰਨੀਆਂ ਖਾ ਖਾ ਕੇ ਗੁਰੂ ਜੀ ਕਹਿੰਦੇ ਨੇ ਜਿਹੜੇ ਬੰਦੇ ਖਾ ਕੇ ਬਦਫੈਲੀਆਂ ਕਰਨਗੇ ਆਪਣੇ ਲਈ ਜ਼ਹਿਰ ਬੀਜਣਗੇ ਆਪਣੇ ਲਈ ਜ਼ਹਿਰ ਬੀਜਣਗੇ ਜ਼ਹਿਰ ਤਾਂ ਕਰਕੇ ਧਿਆਨ ਰੱਖਣਾ ਭਾਈ ਖਾ ਪੀ ਕੇ ਬਦਫੈਲੀਆਂ ਨਹੀਂ ਚੰਗੇ ਕੰਮ ਕਰੋ ਖਾਣਾ ਮਾੜਾ ਨਹੀਂ ਰੱਜ ਕੇ ਖਾ ਲਓ ਪਰ ਕੰਮ ਤੇ ਚੰਗਾ ਕਰੋ ਜਦੋਂ ਗੁਰੂ ਸਾਹਿਬ ਕਹਿੰਦੇ ਵੀ ਆ ਹਰੇਕ ਨੂੰ ਕਹਿੰਦਾ ਰਹਿੰਦਾ ਮੇਰੇ ਨਾਲ ਭੁੱਲ ਕੇ ਵੇਖਣਾ ਹੈ ਕਹਿੰਦੇ ਇਹਨੂੰ ਭੇਜਾਂਗੇ ਕਿਉਂ ਤੂੰ ਨਹੀਂ ਚੰਦਾ ਜਾਏਗਾ ਭਾਈ ਹਾਥੀ ਦਾ ਮੁਕਾਬਲਾ ਕਰਨਾ ਤੂੰ ਰੋਕ ਦੇਗਾ ਹੁਣ ਹੁਣ ਕਹਿਣਾ ਹੀ ਸੀ ਉਹ ਤੇ ਠੀਕ ਹੈ ਮਹਾਰਾਜ ਕੋਈ ਕੋਈ ਜਿਵੇਂ ਜਿਵੇਂ ਤੁਹਾਡੀ ਆਗਿਆ ਜਿਵੇਂ ਤੁਹਾਡੀ ਸਲਾਹ ਉਵੇਂ ਕਰ ਲਾਂਗੇ ਮਹਾਰਾਜ ਕਹਿੰਦੇ ਜਾਏਗਾ ਨਾ ਨਾ ਮਹਾਰਾਜ ਜਿਵੇਂ ਚਲੋ ਜਿਵੇਂ ਤੁਹਾਡਾ ਹੁਕਮ ਢਿੱਲੀ ਜੀ ਹਾਂ ਕੀਤੀ ਹੈ ਢਿੱਲੀ ਜੀ ਤੇ ਗੁਰੂ ਸਾਹਿਬ ਤੇ ਚਲੇ ਗਏ ਇਹ ਕਦੇ ਕਿਸੇ ਤੰਬੂ 'ਚ ਕਦੇ ਕਿਸੇ 'ਚ ਲੈ 10 ਫਸਾਦ ਤਾਂ ਗਰੀਬ ਜਰਦੇ ਨਹੀਂ ਲਾਤੀ ਲੂਤੀ ਕਹਿਤਾ ਬਸ ਜਰਦੇ ਨਹੀਂ ਨਾ ਮੈਨੂੰ ਬਸ ਜਾ ਕੇ ਕਹਿਤਾ ਹੋਣਾ ਇਹਨੂੰ ਇਹਨੂੰ ਫਸਾਓ ਮੈਨੂੰ ਹੀ ਕਰਦਾ ਹਾਥੀ ਤੇ ਉਹਨੂੰ ਕਈ ਬੰਦੇ ਸਿਆਣੇ ਕਹਿਣ ਉਹ ਗੁਰੂ ਨੇ ਭੇਜਣਾ ਹੈ ਕਹਿੰਦਾ ਲੈ ਭੇਜਣਾ ਠੀਕ ਹੈ ਪਰ ਹਾਥੀ ਯਾਰ ਅੱਗੇ ਵੇਖੋ ਹਾਥੀ ਹਾਥੀ ਦਾ ਮੁਕਾਬਲਾ ਕਿਤੇ ਖੇਡ ਪਈ ਹੈ ਸੌਖਾ ਹੈ ਕਿਤੇ ਹਾਥੀ ਦਾ ਮੁਕਾਬਲਾ ਕਿਵੇਂ ਕਰੂੰ ਮੈਂ ਉਹ ਕਹਿੰਦੇ ਕੋਈ ਨਹੀਂ ਮਹਾਰਾਜ ਨੇ ਭੇਜਿਆ ਤੂੰ ਬਾ ਚੱਲ ਜੀ ਕਹਿੰਦਾ ਐ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਦੇ ਢੈਂਦੀ ਕਲਾ 'ਚ ਹੋਣ ਉਹਨੂੰ ਸਲਾਹ ਦੇਣ ਵਾਲੇ ਵੀ ਉਦਾਂ ਦੇ ਮਿਲ ਪੈਂਦੇ ਨੇ ਤੇ ਜਿਹੜਾ ਚੜ੍ਹਦੀ ਕਲਾ 'ਚ ਉਹਨੂੰ ਫਿਰ ਬੰਦੇ ਵੀ ਗਾਂ ਉਦਾਂ ਦੇ ਮਿਲ ਹੀ ਪੈਂਦੇ ਨੇ ਕੈਮ ਬੰਦਿਆਂ ਨੂੰ ਕੈਮ ਨੇ ਮਿਲਣਾ ਢਿੱਲੜਾਂ ਨੂੰ ਢਿੱਲੜ ਮਿਲ ਪੈਣਗੇ ਲੱਭ ਪੈਣਗੇ ਕੋਈ ਨਾ ਕੋਈ ਹੁਣ ਜਿਹੜੇ ਅੱਜ ਜਿਵੇਂ ਹੁਣ ਬੈਠੇ ਕੋਈ ਤੁਹਾਨੂੰ ਕੈਮ ਇੱਥੇ ਵੀ ਲੈ ਕੇ ਆਏ ਜਿਹੜਾ ਬੰਦਾ ਅੱਜ ਡੋਲਿਆ ਜਾਂ ਫਿਰਦਾ ਹੈ ਵੀ ਠੰਡ ਤੇ ਲੰਗੀ ਜਾਂਦੀ ਹੈ ਰੱਜ ਵੀ ਲਾ ਲਈਏ ਘੁੱਟ ਗਾਂ ਤੇ ਗਰਮੀ ਆ ਜਾਣੀ ਹੁਣ ਛਾਂ ਪੈ ਗਈ ਜਿਹੋ ਜੀ ਸੋਚ ਹੈ ਉਦਾਂ ਦਾ ਮਿਲ ਪੈਣਾ ਹੈ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਜਿੱਦਾਂ ਦੀ ਸੋਚ ਬਣਾਓਗੇ ਉਦਾਂ ਦੇ ਲੱਭ ਪੈਣਗੇ ਅੱਗੇ ਬੈਠੇ ਹੋਣਗੇ ਯਾਰ ਬੇਲੀ ਉਦਾਂ ਦੇ ਹੀ ਤਾਂ ਤੇ ਆਪਾਂ ਅਰਦਾਸ ਕੀ ਕਰਦੇ ਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪਾਂ ਤਾਂ ਹੀ ਅਰਦਾਸ ਕਰਦੇ ਆ ਨਾ ਵੀ ਮਹਾਰਾਜ ਜਿੰਨਾ ਦਿਸੰਦੜਿਆ ਦੁਰਮਤ ਮੰਨੈ ਮਿੱਤਰ ਅਸਾਡੜੇ ਸੇਈ ਕਾਰ ਸੰਗਿਆ ਦੁਰਮਤ ਮੰਨੈ ਮਿੱਤਰ ਅਸਾਡੜੇ ਜਿਨ੍ਹਾਂ ਦੇ ਸੰਦੜਿਆ ਦੁਰਮਤ ਮੰਨੈ ਮਿਲਿਆ ਨਾਮ ਅਰਦਾਸ ਕਰਦੇ ਆਪਾਂ ਵੀ ਸਾਨੂੰ ਚੜਦੀ ਕਲਾ ਵਾਲੇ ਮਲਾਈ ਸਾਨੂੰ ਬਦਫੈਲੀਆਂ ਕਰਨ ਵਾਲੇ ਨਹੀਂ ਤੇਰੇ ਨਾਲ ਪਿਆਰ ਪਾਉਣ ਵਾਲੇ ਮਲਾਈ ਸਾਨੂੰ ਤੋੜਨ ਵਾਲੇ ਨਹੀਂ ਜੋੜਨ ਵਾਲੇ ਮਲਾਈ ਸਾਨੂੰ ਗਲਤ ਰਾਹ ਦੱਸਣ ਵਾਲੇ ਨਹੀਂ ਚੰਗਾ ਰਸਤਾ ਦੱਸਣ ਵਾਲੇ ਮਲਾਈ ਘੋਲ ਘਮਾਈ ਤੇ ਸਮਿੱਤਰ ਵਿਚੋਲੇ ਜਹ ਮਿਲ ਕੰਤ ਪਛਾਣਾ ਸਾਨੂੰ ਗਲਤ ਨਾ ਮਿਲੇ ਕੋਈ ਸਾਡਾ ਪਿਆਰ ਪਵੇ ਪਿਆਰ ਵਧੇ ਆ ਹੁਣ ਜਿਵੇਂ ਆਪਾਂ ਸਾਰਾ ਦੀਵਾਨ ਲਾਇਆ ਤੁਸੀਂ ਤਿੰਨੇ ਸੁਣ ਲਓ ਤਿੰਨ ਨਹੀਂ 13 ਸੁਣ ਲਓ 13 ਨਹੀਂ 30 ਸੁਣ ਲਓ 30 ਨਹੀਂ 300 ਸੁਣ ਲਓ ਹਰੇਕ ਦੀਵਾਨ ਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕੋ ਹੀ ਰੌਲਾ ਪਾਈ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਪੜੋ ਗੁਰਬਾਣੀ ਨੂੰ ਪੜੋ ਗੁਰਬਾਣੀ ਦੇ ਅਰਥ ਪੜੋ ਸਹੀ ਦਰਸ਼ਨ ਕਰੋ ਆਪਣਾ ਜੀਵਨ ਬਦਲੋ ਗੁਰੂ ਗ੍ਰੰਥ ਸਾਹਿਬ ਬਦਲਣਗੇ ਧੰਨ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਨਹੀਂ ਤੇ ਕਈ ਬੰਦੇ ਅੱਜ ਕੱਲ ਕਹਿਣਗੇ ਇਹ ਤੇ ਜੀ ਗਲਤ ਗੱਲਾਂ ਕਰਦੇ ਨੇ ਇਹ ਤੇ ਜੀ ਸ਼ਰਧਾ ਭੰਗ ਸ਼ਰਧਾ ਭੰਗ ਹੁੰਦੀ ਹੈ ਕਿ ਬਣਦੀ ਹੈ ਜਿਸ ਸੁਣਿਓ ਜਿਸ ਗੁਰੂ ਪੀਰ ਦੇ ਵਿਚਾਰਾਂ ਨੂੰ ਦੱਬਣਾ ਹੋਵੇ ਆ ਪੁਆਇੰਟ ਨੋਟ ਕਰਿਓ ਪਹਿਰੇਦਾਰੋ ਤਕੜੇ ਹੋ ਕੇ ਬੈਠਿਆ ਕਰੋ ਸਾਰਿਆਂ ਦਾ ਧਿਆਨ ਹਿੱਲ ਜਾਂਦਾ ਫਿਰ ਮਿੰਟ ਤੇ 5-7 ਹੀ ਰਹਿ ਗਏ 10 ਹੁਣ ਕਾਇਮ ਰਹੋ ਬਾਬਾ ਜੀ ਬਹਿ ਜਾਓ ਧਿਆਨ ਇੱਧਰ ਰੱਖਿਓ ਹੁਣ ਹੁਣ ਸੁਣ ਲਓ ਆਪਾਂ ਇੱਧਰ ਰੱਖੋ ਕੋਈ ਨਹੀਂ ਜਿਸ ਮਹਾਪੁਰਖ ਗੁਰਮੁਖ ਦੇ ਵਿਚਾਰਾਂ ਨੂੰ ਦੱਬਣਾ ਹੋਵੇ ਦੱਬਣਾ ਹੋਵੇ ਵੀ ਦੱਬ ਦਿਓ ਦੱਬ ਦਿਓ ਦੱਬ ਦਿਓ ਪਤਾ ਹੀ ਨਾ ਲੱਗੇ ਫੈਲਣ ਹੀ ਨਾ ਉਹਦੇ ਵਿਚਾਰ ਕਾਦੇ ਥੱਲੇ ਦੱਬੇ ਜਾਂਦੇ ਨੇ ਬੜਾ ਸੌਖਾ ਤਰੀਕਾ ਹੈ ਉਹਦੇ ਵਿਚਾਰ ਦੱਬ ਦਿਓ ਉਸੇ ਦੀ ਮੂਰਤੀ ਦੇ ਥੱਲੇ ਉਸੇ ਦੀ ਮੂਰਤੀ ਦੇ ਥੱਲੇ ਦੱਬ ਦਿਓ ਦੱਬ ਜਾਣਗੇ ਉਸੇ ਦੀ ਫੋਟੋ ਬਣਾ ਦਿਓ ਲੋਕੀ ਫੋਟੋ ਨੂੰ ਪੂਜੀ ਜਾਣਗੇ ਮੱਥੇ ਟੇਕੀ ਜਾਣਗੇ ਸਾਰੀ એનર્ਜੀ ਉਧਰ ਹੀ ਚਲੇ ਜਾਣੀ ਹੈ ਵਿਚਾਰ ਕਿਸੇ ਨੇ ਪੜਨੇ ਹੀ ਨਹੀਂ ਆਖੋ ਸਤਨਾਮ ਵਾਹ ਜੇ ਵਿਚਾਰ ਦੱਪਣੇ ਹੋਣ ਉਸੇ ਦੀ ਫੋਟੋ ਥੱਲੇ ਦੱਬ ਇਹ ਸੁਣਿਓ ਨੋਟ ਕਰਿਓ ਪੁਆਇੰਟ ਭਗਤ ਰਵਿਦਾਸ ਜੀ ਦੀ ਮੂਰਤੀ ਦੇ ਥੱਲੇ ਰਵਿਦਾਸ ਜੀ ਦੇ ਵਿਚਾਰ ਦੱਬਤੇ ਗੁਰੂ ਨਾਨਕ ਦੀ ਫੋਟੋ ਦੇ ਥੱਲੇ ਗੁਰੂ ਨਾਨਕ ਦੇ ਵਿਚਾਰ ਦੱਬਤੇ ਸਾਡੇ ਲੋਕ ਫੋਟੋ ਹੀ ਵੇਖੀ ਜਾਂਦੇ ਨੇ ਗੁਰੂ ਨਾਨਕ ਦੇ ਵਿਚਾਰ ਨਹੀਂ ਪੜ੍ਹਦੇ ਤੇ ਇੱਕ ਗੱਲ ਸੁਣਿਓ ਡਰਦੇ ਆਪਾਂ ਫੋਟੋਆਂ ਤੋਂ ਉਸੇ ਕਮਰੇ ਵਿੱਚ ਫੋਟੋ ਲੱਗੀ ਹੈ ਉੱਥੇ ਹੀ ਜੋਤ ਲਾਉਂਦਾ ਹੈ ਉੱਥੇ ਹੀ ਧੂਫ ਲਾਉਂਦਾ ਹੈ ਉੱਥੇ ਹੀ ਮੱਥੇ ਟੇਕਦਾ ਹੈ ਤੇ ਉੱਥੇ ਹੀ ਟੇਬਲ ਦੇ ਉੱਤੇ ਬੋਤਲ ਖੋਲ ਕੇ ਵੀ ਪੀਂਦਾ ਕਹਿੰਦੇ ਬਾਬਾ ਹੁਣ ਵੇਖ ਲਈ ਨਹੀਂ ਡਰਦੇ ਆਪਾਂ ਫੋਟੋਆਂ ਤੋਂ ਮੂਰਤੀਆਂ ਨੂੰ ਉਹਦੇ ਵੱਲ ਧਿਆਨ ਚਲਿਆ ਗਿਆ ਬਚਨ ਪੜਨੇ ਭੁੱਲੀ ਗਏ ਕਿਹਾ ਕੀ ਹੈ ਹੁਣ ਮੇਰੀ ਯਾਦ ਧਿਆਨ ਨਾਲ ਗੱਲ ਸੁਣਿਓ ਬਹੁਤ ਵਾਰ ਇਹ ਬੇਨਤੀ ਕੀਤੀ ਹੈ ਨਵੇਂ ਸਰੋਤੇ ਹੁੰਦੇ ਨੇ ਗੁਰਮਖੋ ਬਹੁਤ ਵਾਰ ਇਹ ਮੈਂ ਕਿਹਾ ਵੀ ਤੇਰੇ ਘਰ ਦੀਆਂ ਕੰਧਾਂ ਇੱਕ ਕੰਧ ਤੇ ਗੁਰੂ ਨਾਨਕ ਦੀਆਂ 20 ਫੋਟੋਆਂ ਲਾ ਦੇ 20 ਫੋਟੋਆਂ ਦਾ ਭਾਰ ਚੱਲ ਲਈਗੀ 50 ਫੋਟੋਆਂ ਦਾ ਤੇਰੇ ਘਰ ਦੀ ਕੰਧ ਗੁਰੂ ਨਾਨਕ ਦੀਆਂ ਫੋਟੋਆਂ ਦਾ ਭਾਰ ਚੱਲ ਲੂ 100 ਫੋਟੋ ਦਾ ਭਾਰ ਤੇਰੇ ਘਰ ਦੀ ਕੰਧ ਝੱਲ ਲੂ ਜਿੱਦਣ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਨਾਨਕ ਬੋਲਣਗੇ ਫੋਟੋਆਂ ਤੇ ਪੰਜਾਬ ਦਾ ਕੰਧ ਭਾਰ ਝੱਲ ਲੂ ਜਦੋਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਚੋਂ ਬੋਲਣਗੇ ਉਦੋਂ ਫਿਰ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਜਿਵੇਂ ਹੁਣ ਮੰਨ ਲਓ ਵੀ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਆ ਕਬੀਰ ਸਾਹਿਬ ਦੀ ਫੋਟੋਆਂ ਤੇ ਕੰਧਾਂ ਹੀ ਕੰਧਾਂ ਭਰ ਲਓ ਪਰ ਜਦੋਂ ਬੋਲਣਗੇ ਲੱਤਾਂ ਉਦੋਂ ਨਹੀਂ ਭਾਰ ਚੱਲਦੀਆਂ ਸਾਡੀਆਂ ਕੰਬਣ ਲੱਗ ਜਾਂਦੀਆਂ ਨੇ ਤਾਂ ਹੀ ਫਿਰ ਸਾਡੇ ਵਾਲੇ ਲੋਕ ਆਪਾਂ ਪਤਾ ਕੀ ਕਹਿੰਦੇ ਆ ਯਾਰ ਫੋਟੋ ਵਾਲਾ ਬਾਬਾ ਹੀ ਚੰਗਾ ਏ ਕਿਹੜਾ ਬੋਲਦਾ ਆਖੋ ਸਤਨਾਮ ਵਾਹ ਵਿਆਹੀ ਠੀਕ ਹੈ ਵਿਚਾਰ ਇੱਕ ਹੁੰਦੇ ਨੇ ਸੁਣੋ ਵਿਚਾਰ ਇੱਕ ਹੁੰਦੇ ਨੇ ਫੋਟੋਆਂ ਤੇ 50 ਨੇ ਕਿਤੇ ਦਾੜਾ ਈਡਾ ਈਡਾ ਕਿਤੇ ਦਾੜਾ ਈਡਾ ਈਡਾ ਕਿਤੇ ਪੱਕ ਗੋਲ ਬੰਨੀ ਆ ਕਿਤੇ ਵੱਡੀ ਸਾਰੀ ਬੰਨੀ ਆ ਕਿਤੇ ਕੱਦ ਛੋਟਾ ਜਿਹਾ ਬਣਾਇਆ ਕਿਤੇ ਵੱਡਾ ਸਾਰਾ ਬਣਾਇਆ ਕਿਹੜੀ ਦਾ ਧਿਆਨ ਤਰੇਗਾ ਗੁਰੂ ਨਾਨਕ ਕਿਦਾਂ ਦਾ ਸੀ ਸੁਣਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟਿਕ ਕੇ ਸੁਣੋ ਸਮਝੋ ਫਿਰ ਇੱਕ ਤਸਵੀਰ ਬਣੇਗੀ ਤੇਰੇ ਅੰਦਰ ਅੰਦਰ ਬਣੇਗੀ ਉਹੋ ਜਿਹਾ ਸੀ ਗੁਰੂ ਨਾਨਕ ਅੰਦਰ ਇੱਕ ਤਸਵੀਰ ਬਣਦੀ ਹੈ ਗੁਰੂ ਦੇ ਬਚਨ ਸੁਣ ਸੁਣ ਕੇ ਨਾ ਅੰਦਰ ਇੱਕ ਤਸਵੀਰ ਬਣ ਗਈ ਉਹੋ ਜਿਹੇ ਸੀ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦੇ ਬਚਨ ਪੜੋ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੇ ਗੁਰੂ ਬਚਨ ਹੁੰਦਾ ਹੈ ਬਾਣੀ ਗੁਰੂ ਬੋਲੋ ਅੱਗੇ ਦੂਰੀ ਵਾਲੀ ਕਹਿਤੀ ਨਾ ਗੱਲ ਪਹਿਲਾਂ ਕਿਹਾ ਗੁਰੂ ਜੀ ਨੇ ਸਤਗੁਰ ਬਚਨ ਬਚਨ ਹੈ ਸਤਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਦੇ ਬਚਨ ਗੁਰੂ ਨੇ ਦੇ ਗੁਰੂ ਨਹੀਂ ਬਚਨ ਵਿਚਾਰ ਸਰੀਰ ਨਹੀਂ ਵਿਚਾਰ ਵਿਚਾਰਾਂ ਨਾਲ ਜੁੜਨਾ ਹੈ ਸਰੀਰ ਨਾਲ ਨਹੀਂ ਵਿਚਾਰਾਂ ਨਾਲ ਵਿਚਾਰਾਂ ਦੀ ਫੋਟੋ ਅੰਦਰ ਬਣਾ ਦੇ ਦੀ ਫੋਟੋ ਨਹੀਂ ਵਿਚਾਰਾਂ ਦੀ ਤੂੰ ਭਗਤ ਰਵਿਦਾਸ ਜੀ ਦੇ ਵਿਚਾਰਾਂ ਨਾਲ ਜੁੜਨਾ ਹੈ ਉਹਨਾਂ ਦੀ ਫੋਟੋ ਨਾਲ ਨਹੀਂ ਗੁਰੂ ਨਾਨਕ ਦੇ ਵਿਚਾਰਾਂ ਨਾਲ ਜੁੜਨਾ ਹੈ ਉਹਨਾਂ ਦੀ ਫੋਟੋ ਨਾਲ ਨਹੀਂ ਭਗਤ ਕਬੀਰ ਜੀ ਦੇ ਵਿਚਾਰਾਂ ਨਾਲ ਜੁੜਨਾ ਹੈ ਫੋਟੋ ਨਾਲ ਨਹੀਂ ਫੋਟੋਆਂ ਨੇ ਸਾਡਾ ਸੁਧਾਰ ਨਹੀਂ ਕੀਤਾ ਘਰ ਘਰ 50 50 ਪਈਆਂ ਨੇ ਜਿੱਦਣ ਗੁਰਬਾਣੀ ਦੀਆਂ ਪੋਥੀਆਂ ਦੁੱਖ ਨਿਵਾਰਨ ਤੋਂ ਖਰੀਦ ਕੇ ਲਿਆਏਗਾ ਨਾਲੇ ਆਪ ਅਰਥ ਪੜ੍ਹੇਗਾ ਨਾਲੇ ਬੱਚਿਆਂ ਨੂੰ ਪੜ੍ਹਾਏਗਾ ਫੇਰ ਤੇਰਾ ਪਰਿਵਾਰ ਬਦਲੇਗਾ ਆਖੋ ਸਤਨਾਮ ਪਰਿਵਾਰ ਫੇਰ ਬਦਲੇਗਾ ਫੇਰ ਵੇਖਿਓ ਚੇਂਜ ਆਉਂਦੀ ਹੁਣ ਮੈਂ ਜਦੋਂ ਇਹ ਗੱਲ ਕਰਦਾ ਇੱਥੇ ਸ਼ਰਧਾ ਭੰਗ ਕਰਨ ਵਾਲੀ ਕਿਹੜੀ ਗੱਲ ਹੈ ਇਹ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਦਾ ਰਮਾਲਾ ਚੁੱਕ ਕੇ ਪੜ੍ਹਨਾ ਸ਼ੁਰੂ ਕਰੋ ਛੱਡ ਦਿਓ ਮਟੀਆਂ ਮੜੀਆਂ ਦਾ ਖਿਹੜਾ ਬਜ਼ੁਰਗੋ ਜਿੰਨੇ ਬਜ਼ੁਰਗੋ ਤੁਸੀਂ ਬਜ਼ੁਰਗ ਸੁਣੋ ਬੀਬੀਆਂ ਵੀ ਸੁਣੋ ਖਾਸ ਕਰਕੇ ਸੁਣੋ ਕੰਨ ਖੋਲ ਕੇ ਸੁਣੋ ਤੁਸੀਂ ਨਾ ਆਪਣੇ ਬੱਚਿਆਂ ਨੂੰ ਇਹ ਕਿਹਾ ਕਰੋ ਸਾਰੀਆਂ ਬੀਬੀਆਂ ਨੂੰ ਤੁਸੀਂ ਵੀ ਕਿਹਾ ਕਰੋ ਪੜ੍ਹੇ ਲਿਖੇ ਬੱਚੇ ਤੁਹਾਡੇ ਐਦਾਂ ਕਿਹਾ ਕਰੋ ਵੀ ਨਿਆਣਿਓ ਅਸੀਂ ਤੇ ਸਾਰੀ ਜ਼ਿੰਦਗੀ ਕੱਢਤੀ ਅਨਪੜ੍ਹ ਸੀ ਬਹੁਤਾ ਪੜ੍ਹੇ ਲਿਖੇ ਹੈ ਨਹੀਂ ਤੇ ਸੁਣਿਓ ਸਾਡੇ ਬਾਪੂ ਨੇ ਕਹਿਤਾ ਖੇਤ ਵਾਲੇ ਬਾਬੇ ਨੂੰ ਮੱਥਾ ਟੇਕਿਆ ਸੀ ਉੱਥੇ ਵੀ ਟੇਕ ਸਾਨੂੰ ਸਾਡੀ ਬੇਬੇ ਨੇ ਕਹਿਣਾ ਤੂੰ ਬਾਹਰ ਰੂੜੀ ਵਾਲਾ ਬਾਬਾ ਇੱਕ ਪੀਰ ਦੀ ਜਗ੍ਹਾ ਰੂੜੀਆਂ 'ਚ ਵੀ ਰੂੜੀਆਂ 'ਚ ਬਹੁਤ ਜਗ੍ਹਾ ਬਣਾਈਆਂ ਨੇ ਬਾਬਿਆਂ ਦੀਆਂ ਜਗ੍ਹਾ ਰੂੜੀਆਂ 'ਚ ਥਾਂ ਹੀ ਰੂੜੀਆਂ ਰੂੜੀ ਵਾਲੇ ਬਾਬੇ ਨੂੰ ਟੇਕਿਆ ਮੈਂ ਉਹਨੂੰ ਵੀ ਟੇਕ ਆਇਆ ਬੀਬੀ ਉਹ ਨਾਟ ਨੋਟ ਕਰੇ ਉਹ ਉਥੇ ਕਬੀਰ ਦੀ ਜਗ੍ਹਾ ਉਹਨੂੰ ਟੇਕ ਆਏ ਅਸੀਂ ਤੇ ਪੁਰਾਣੇ ਸੀ ਨਾ ਜਿੱਥੇ ਜਿਵੇਂ ਮਾਂ ਪਿਓ ਕਹਿੰਦੇ ਨੇ ਕਰਦੇ ਸੀ ਸੁਣਿਓ ਸਾਨੂੰ ਤੇ ਨਹੀਂ ਸੀ ਪਤਾ ਬੱਚਿਓ ਅਨਪੜ ਰਹਿ ਗਏ ਪੜ ਨਹੀਂ ਸਕੇ ਜਮਾਨਾ ਹੀ ਇਦਾਂ ਦਾ ਸੀ ਪਰ ਤੁਸੀਂ ਸਾਡੇ ਵਾਂਗੂ ਥਾਂ ਥਾਂ ਤੇ ਫਿਰਦੇ ਨਾ ਰਿਓ ਹੱਥ ਜੋੜ ਕੇ ਕਿਹਾ ਕਰੋ ਬੱਚਿਓ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਪੜਿਓ ਤੁਸੀਂ ਪੜਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੜ੍ਹਨਾ ਹੈ ਬੱਚਿਓ ਸਾਨੂੰ ਤੇ ਨਹੀਂ ਸਮਝ ਲੱਗ ਸਕੀ ਤੁਸੀਂ ਸਮਝ ਜਿਓ ਤੁਹਾਨੂੰ ਪੜਾਇਆ ਕਾਦੇ ਲਈ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਓ ਪਰ ਸਾਡੀਆਂ ਬੀਬੀਆਂ ਪਤਾ ਕੀ ਕਹਿੰਦੀਆਂ ਨੇ ਲੈ ਇਹ ਨਹੀਂ ਪੀਰ ਦੇ ਮੱਥਾ ਟੇਕਦਾ ਸਾਡਾ ਪੁੱਤ ਨਹੀਂ ਜਾਂਦਾ ਸਾਡਾ ਮੁੰਡਾ ਨਹੀਂ ਜਾਂਦਾ ਸਾਡੇ ਖੇਤ ਵਾਲੇ ਬਾਬੇ ਨਹੀਂ ਜਾਂਦਾ ਤੈਨੂੰ ਪਤਾ ਨਹੀਂ ਬਾਬਾ ਬਾਹਲੀ ਕਰਨੀ ਵਾਲਾ ਹੈ ਜੇ ਨਾ ਪੀਰ ਨੂੰ ਮੰਨਿਆ ਉਹਨੇ ਮੱਝ ਨੇ ਦੁੱਧ ਨਹੀਂ ਦੇਣਾ ਵੀ ਮੱਝ ਦਾ ਕੀ ਕਸੂਰ ਹੈ ਮੰਨਦਾ ਤੂੰ ਨਹੀਂ ਦੁੱਧ ਮੱਝ ਨੇ ਨਹੀਂ ਦੇਣਾ ਅੱਗੇ ਮੱਝ ਮੰਨਦੀ ਸੀ ਵੀ ਹੁਣ ਮੰਨਣੋਂ ਹਟ ਗਈ ਮੱਝਾਂ ਦਾ ਕੀ ਕਸੂਰ ਹੈ ਇਹ ਕਬਰਾਂ ਮੜੀਆਂ ਨੂੰ ਮੰਨਣਾ ਇਹ ਤੁਸੀਂ ਕਹਿਣਾ ਹੈ ਵੀ ਸਾਡੀ ਤੇ ਜ਼ਿੰਦਗੀ ਲੰਘ ਗਈ ਪੁੱਤ ਪੋਤਿਆਂ ਨੂੰ ਕਿਹਾ ਕਰੋ ਆ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਹੁੰਦਾ ਹੈ ਚਵਰ ਦੇ ਮਾਲਕ ਛਤਰ ਦੇ ਮਾਲਕ ਤਖਤ ਦੇ ਮਾਲਕ ਰਮਾਲੇ ਚੜਾ ਚੜਾ ਕੇ ਅਸੀਂ ਸਾਰੀ ਜ਼ਿੰਦਗੀ ਲੰਘਾਤੀ ਲੈ ਪੁੱਤਰੋ ਤੁਸੀਂ ਰਮਾਲਾ ਚੁੱਕ ਕੇ ਜ਼ਰੂਰ ਪੜਿਓ ਤੁਸੀਂ ਅਕਲ ਲੈ ਲਿਓ ਅਸੀਂ ਤੇ ਲੰਘਾ ਲਈ ਜਿਹੋ ਦੀ ਲੰਘਣੀ ਸੀ ਇਦਾਂ ਕਿਹਾ ਕਰੋ ਆਪਣੇ ਬੱਚਿਆਂ ਨੂੰ ਤੁਸੀਂ ਨਾ ਐਵੇਂ ਪੀਰਾਂ ਕਬਰਾਂ ਦੇ ਡਰ ਪਾਇਆ ਕਰੋ ਸੱਪ ਨੂੰ ਮੰਨ ਲੈ ਸੱਪ ਬਾਬਾ ਜੀ ਹੁੰਦਾ ਲੈ ਗੁੱਗਾ ਬਾਬਾ ਜੀ ਹੁੰਦਾ ਸੱਪ ਵੀ ਬਾਬਾ ਹੁੰਦਾ ਹੈ ਐਡੀ ਐਡੇ ਡਾਊਨ ਆ ਆਪਾਂ ਵੀ ਸੱਪਾਂ ਨੂੰ ਵੀ ਬਾਬੇ ਬਣਾਉਨੇ ਆ ਉਥੇ ਮੱਥਾ ਟੇਕ ਕੇ ਆਉਂਦਾ ਜੇ ਖੇਤ ਵਿੱਚ ਸੱਪ ਦੇ ਦਰਸ਼ਨ ਹੋ ਜਾਣ ਫੇਰ ਲਿਆਓ ਡਾਂਗ ਕਹਿੰਦੇ ਸਰੀ ਫੇਣੀ ਚੰਗੀ ਤਰ੍ਹਾਂ ਫੇਰ ਉਹੀ ਬੇਬੇ ਕੋਲ ਖੜੀ ਹੁੰਦੀ ਹੈ ਪੁੱਤ ਚੰਗੀ ਤਰ੍ਹਾਂ ਮਾਰ ਇਹਦੇ ਹਜੇ ਹਿੱਲਦਾ ਹੈ ਚੰਗੀ ਤਰ੍ਹਾਂ ਫੇਰ ਹਿੱਲਦਾ ਹੈ ਜੇ ਫੇਰ ਉਹੀ ਬੀਬੀ ਐ ਕਹਿੰਦੀ ਹੁੰਦੀ ਹੈ ਉਹ ਤੇ ਉਹ ਤੇ ਲੱਸੀ ਚੁੱਕੀ ਫਿਰਦੀ ਕਹਿੰਦੀ ਬਾਬਾ ਜੀ ਦੁੱਧ ਪੀਣਗੇ ਤੇ ਜੇ ਬਾਬਾ ਜੀ ਅਸ਼ੀਰਵਾਦ ਦੇਣ ਆਗੇ ਫੇਰ ਸੱਪ ਵੀ ਬਾਬਾ ਹੁੰਦਾ ਹੈ ਗੁਰਮਖੋ ਸੁਣੋ ਸ਼ਰਮ ਕਰੀਏ ਆਪਾਂ ਸਿਆਣੇ ਬਣੀਏ ਮਨ ਨਾ ਵੇਖੋ ਵੇਖਿਓ ਖੇਡਦਾ ਵੇਖਿਓ ਖੇਡਦਾ ਸਾਡੇ ਬਾਬੇ ਸਾਡੇ ਬਾਬੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਚੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਦੀਪ ਸਿੰਘ ਬਾਬਾ ਜਰਨੈਲ ਸਿੰਘ ਸਵਾਦ ਆ ਜਾਂਦਾ ਬਾਬਾ ਕਹਿਣ ਸ੍ਰੀਆ ਕਾਲ ਆਉਂਦਾ ਕਿ ਨਹੀਂ ਸਵਾਦ ਬਾਬਾ ਆਨੰਦ ਆਉਂਦਾ ਬਾਬਾ ਕਹਿਣ ਦਾ ਗੁਰਮਖੋ ਇਸ ਕਰਕੇ ਸਾਡੇ ਬਾਬੇ ਨਹੀਂ ਬਸ ਅਸੀਂ ਗੁਰਬਾਣੀ ਨੂੰ ਸਮਝਣਾ ਹੈ ਪਿਆਰ ਗੁਰੂ ਗ੍ਰੰਥ ਸਾਹਿਬ ਨਾਲ ਪਾਉਣ ਵਾਸਤੇ ਬੇਨਤੀਆਂ ਕਰਦਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਪਾਓ ਭਾਈ ਛੱਡ ਦਿਓ ਤੁਸੀਂ ਹੈਰਾਨ ਹੋ ਜਾਓਗੇ ਜਿਵੇਂ ਜਿਵੇਂ ਗੁਰਬਾਣੀ ਪੜੋਗੇ ਸਮਝੋਗੇ ਐਸੀ ਸੁਰਤ ਗਤੀ ਕਰੇਗੀ ਅੰਦਰ ਡਿਵੈਲਪਮੈਂਟ ਇੰਨੀ ਹੋਣੀ ਹੈ ਕਿ ਜ਼ਿੰਦਗੀ ਬਦਲ ਜਾਏਗੀ ਸਭ ਰੋਣੇ ਧੋਣੇ ਮੁੱਕ ਜਾਣਗੇ ਆਓ ਮਨ ਬਣਾਓ ਵੇਖਿਓ ਉਹ ਦੁਨੀ ਚੰਦ ਕਦੇ ਕਿਸੇ ਕੋਲ ਜਾਵੇ ਕਦੇ ਕਿਸੇ ਕੋਲ ਜਾਵੇ ਓਏ ਲਾ ਮੇਰੇ ਵਾਸਤੇ ਪਵਾੜਾ ਪੈ ਗਿਆ ਮੈਨੂੰ ਕਹਿੰਦੇ ਨੇ ਹਾਥੀ ਨਾਲ ਮੱਥਾ ਲਾਉਣਾ ਹਾਥੀ ਕਿੱਥੇ ਮੈਂ ਉਹਨੂੰ ਨਾ ਜੀ ਫਿਰ ਕਿਸੇ ਨੇ ਉਹੋ ਜਿਹਾ ਮਿਲ ਪਿਆ ਢਿੱਲੜ ਜਾ ਉਹ ਕਹਿੰਦਾ ਭੱਜ ਜਾ ਰਾਤ ਨੂੰ ਕੰਧ ਟੱਪ ਜਾ ਨਹੀਂ ਤੇ ਹਾਥੀ ਥੱਲੇ ਮਾਰਿਆ ਜਾਏ ਸਲਾਹ ਵਾਲੇ ਨੇ ਇਹਨਾਂ ਦੀ ਦੇਤੀ ਸਲਾਹ ਉਹਨੇ ਰਾਤ ਵੇਲੇ ਕੰਧ ਟੱਪੀ ਟੱਪਦੇ ਕੰਧ ਟੱਪਦਿਆਂ ਸਾਰੀ ਜਦੋਂ ਡਿੱਗਿਆ ਉੱਤੋਂ ਠਾ ਡਿੱਗਿਆ ਲੱਤ ਟੁੱਟ ਗਈ ਲੱਤ ਤੋਂ ਟੁੱਟੀ ਦੇ ਵਿੱਚ ਘੜੀਸਦਾ ਹੋਇਆ ਪਿੰਡ ਤੇ ਪਹੁੰਚ ਗਿਆ ਪਰ ਥੋੜੇ ਚਿਰ ਬਾਅਦ ਉਹਦੀ ਮੌਤ ਹੋ ਗਈ ਸਵੇਰ ਹੋਈ ਕਹਿੰਦੇ ਹਾਥੀ ਆਉਣ ਵਾਲਾ ਮਹਾਰਾਜ ਆ ਗਏ ਦਰਬਾਰ 'ਚ ਆਪਣੇ ਵਾਲਾ ਹਾਥੀ ਕਿੱਥੇ ਆ ਲਿਆਓ ਉਹਨੂੰ ਕਹਿੰਦੇ ਜੀ ਭੱਜ ਗਿਆ ਰਾਤ ਦਾ ਗੁਰੂ ਸਾਹਿਬ ਨੂੰ ਕਹਿੰਦੇ ਭੱਜ ਗਿਆ ਗੁਰੂ ਜੀ ਕਹਿੰਦੇ ਅੱਛਾ ਚਲੋ ਹਾਥੀ ਦਾ ਸਰੀਰ ਤਕੜਾ ਹੁੰਦਾ ਹੈ ਤੇ ਸ਼ੇਰ ਦਾ ਦਿਲ ਤਕੜਾ ਸਾਡੇ ਕੋਲ ਸ਼ੇਰ ਹੈ ਦੁਨੀ ਚੰਦ ਦੇਹ ਕੋਲ ਪਹੁੰਚਿਆ ਹੋਇਆ ਹੈ ਸਰੀਰ ਕੋਲ ਪਹੁੰਚਿਆ ਹੋਇਆ ਹੈ ਇਤਿਹਾਸ ਨੂੰ ਸਮਝੋ ਆਪਾਂ ਦੇਹ ਕੋਲ ਆਏ ਆ ਗੁਰੂ ਕੋਲ ਜਾਣਾ ਗਿਆਨ ਤੱਕ ਜਾਣਾ ਹੈ ਦੁਨੀ ਚੰਦ ਦੇਹ ਕੋਲ ਆਇਆ ਗੁਰੂ ਜੀ ਨੇ ਕਿਹਾ ਸਾਹਮਣੇ ਬਹਿ ਕੇ ਕਿਹਾ ਮੰਨਿਆ ਨਹੀਂ ਭਰੋਸਾ ਹੀ ਨਹੀਂ ਬੱਜਿਆ ਉਹ ਸਿਰਫ ਦੇਹ ਨੂੰ ਵੇਖਦਾ ਹੈ ਸਰੀਰ ਨੂੰ ਵੇਖਦਾ ਹੈ ਤੇ ਗੁਰੂ ਜੀ ਕਹਿੰਦੇ ਹਾਥੀ ਹੈ ਹਾਥੀ ਦਾ ਮੁਕਾਬਲਾ ਸ਼ੇਰ ਕਰੂ ਕਹਿੰਦੇ ਜੀ ਕਿਹੜਾ ਸ਼ੇਰ ਮਹਾਰਾਜ ਕਹਿੰਦੇ ਉਠੋ ਹੁਣ ਜਿਹੜਾ ਦੇਹ ਨਹੀਂ ਸੀ ਵੇਖਦਾ ਵਿੱਚੋਂ ਗੁਰੂ ਵੇਖਦਾ ਸੀ ਉੱਠ ਕੇ ਖੜਾ ਹੋ ਗਿਆ ਕੌਣ ਭਾਈ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਜਾਵਾਂ ਨਾਲ ਦੇ ਚੋਲਾ ਫੜ ਕੇ ਥੱਲੇ ਨੂੰ ਖਿੱਚਦੇ ਨੇ ਤੂੰ ਆਪਣਾ ਕੱਦ ਕਾਠ ਤੇ ਵੇਖ ਲੈ ਛੋਟੇ ਜਿਹੇ ਕੱਦ ਦਾ ਸੀ ਬਚਿੱਤਰ ਸਿੰਘ ਬਹੁ ਰੂਪੀਆ ਕਹਿੰਦੇ ਸੀ ਕਈ ਕਈ ਬਾਣੇ ਬਦਲਦਾ ਸੀ ਦਿਨ ਚ ਕਦੇ ਕਿਸੇ ਰੰਗ ਦਾ ਕਦੇ ਕਿਸੇ ਰੰਗ ਦਾ ਉਹ ਹੱਸਦੇ ਸੀ ਉਹਨੂੰ ਵੇਖ ਵੇਖ ਸਾਰੇ ਬਹੁਤ ਪਿਆਰ ਕਰਦੇ ਸੀ ਬਚਿੱਤਰ ਸਿੰਘ ਜਦੋਂ ਉੱਠਣ ਲੱਗਾ ਉਹਦੇ ਨਾਲ ਦੇ ਉਹ ਬਹਿ ਜਾ ਤੂੰ ਖੜਾ ਕਿੱਧਰ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਹੁਣ ਉਹਨੂੰ ਦਿਸਦੇ ਨੇ ਉਹ ਗਿਆਨ ਉਹ ਅਕਲ ਸਮਝ ਵੀ ਜੇ ਭੇਜਣਗੇ ਕੋਈ ਤਕੜਾ ਹੀ ਇਸ਼ਾਰਾ ਕਰਕੇ ਭੇਜਣਗੇ ਆਖੋ ਸਤਨਾਮ ਵਾਹਿਗੁਰੂ ਕੋਈ ਵੱਡੀ ਕਿਰਪਾ ਕਰਕੇ ਭੇਜਣਗੇ ਬਖਸ਼ਿਸ਼ ਕਰਕੇ ਭੇਜਣਗੇ ਭਰੋਸਾ ਹੈ ਉਹਦਾ ਉਹਾਂ ਤਾਂ ਜਾਈਏ ਜੇ ਇਹਾਂ ਨਾ ਹੋਏ ਦੂਜੇ ਥਾਂ ਤੇ ਉਹ ਜਾਂਦਾ ਜਿਹਦਾ ਆਪਣੇ ਗੁਰੂ ਤੇ ਭਰੋਸਾ ਨਾ ਹੋਵੇ ਗੁਰੂ ਸਾਹਿਬ ਤੇ ਭਰੋਸਾ ਹੈ ਦੂਜੇ ਕਨੀ ਵੇਖ ਹੀ ਨਹੀਂ ਸਕਦੇ ਆਪ ਤੇ ਜਿਹੜੀ ਦੂਜੇ ਵੱਲ ਵੇਖੇ ਮਾਫ ਕਰਨਾ ਉਸ ਇਸਤਰੀ ਨੂੰ ਪਤੀ ਵਰਤਾ ਨਹੀਂ ਉਹਨੂੰ ਕਮਜਾਤ ਕਿਹਾ ਗੁਰਬਾਣੀ ਨੇ ਆਖੋ ਸਤਨਾਮ ਦੂਜਾ ਦਿਮਾਗ 'ਚ ਨਹੀਂ ਆਉਂਦਾ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਤੇ ਹੁਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਬੈਠੇ ਇਹ ਉੱਠ ਪਿਆ ਕਹਿੰਦਾ ਮਹਾਰਾਜ ਆਗਿਆ ਕਰੋ ਸੱਚੇ ਪਾਤਸ਼ਾਹ ਕਹਿੰਦੇ ਜਾਏਗਾ ਕਹਿੰਦਾ ਹਾਂ ਮਹਾਰਾਜ ਪਰ ਇੱਕ ਛੋਟੀ ਜੀ ਬੇਨਤੀ ਹੈ ਮੇਰੀ ਉਹ ਸਾਰੇ ਨਾਲ ਵਾਲੇ ਕਹਿੰਦੇ ਲੈ ਹੁਣੇ ਪਤਾ ਕੀ ਕੋ ਵੀ ਪੰਜ ਚਾਰ ਨਾਲ ਭੇਜੋ ਮੇਰੇ ਕੱਲਾ ਨਹੀਂ ਜਾਂਦਾ ਮਾਰ ਕਹਿੰਦੇ ਕੀ ਦੱਸ ਕਹਿੰਦਾ ਸੱਚੇ ਪਾਤਸ਼ਾਹ ਤਕੜਾ ਜਿਹਾ ਥਾਪੜਾ ਦੇ ਕੇ ਭੇਜਿਓ ਹਾਥੀ ਤਕੜਾ ਹੈ ਤਕੜਾ ਥਾਪੜਾ ਦੇ ਕੇ ਹਾਥੀ ਬਹੁਤ ਤਕੜਾ ਹੈ ਗੁਰੂ ਸਾਹਿਬ ਨੇ ਫਿਰ ਬੁਲਾਇਆ ਘੁੱਟ ਕੇ ਛਾਤੀ ਨਾਲ ਲਾਇਆ ਕੰਨ ਵਿੱਚ ਕੁਝ ਸਮਝਾਇਆ ਭੇਜਿਆ ਹੁਣ ਆਹ ਗੱਲ ਸੁਣ ਲਿਓ ਇਤਿਹਾਸਕਾਰਾਂ ਨੇ ਬਹੁਤਿਆਂ ਨੇ ਤੇ ਸੱਤ ਤਵੇ ਚੀਰਨ ਵਾਲੀ ਵੀ ਗੱਲ ਕੀਤੀ ਪਰ ਕੁਝ ਇਸ ਇਤਿਹਾਸਕਾਰਾਂ ਨੇ ਦੱਸਿਆ ਕਹਿੰਦੇ ਗੁਰੂ ਜੀ ਨੇ ਕੰਨ ਵਿੱਚ ਸਮਝਾਇਆ ਇੱਕੋ ਹੀ ਚੀਜ਼ ਵੇਖੀ ਤੂੰ ਹਾਥੀ ਦੀ ਵੇਖਣਾ ਤਵੇ ਨਹੀਂ ਵੇਖਣੇ ਤੂੰ ਵੇਖੀ ਵੀ ਇੱਕੋ ਹੀ ਥਾਂ ਖਾਲੀ ਹੈ ਉਹ ਹੈ ਹਾਥੀ ਦੀ ਅੱਖ ਇੱਕੋ ਹੀ ਥਾਂ ਖਾਲੀ ਹੈ ਅੱਖ ਤੈਨੂੰ ਕੁਛ ਨਾ ਦਿਸੇ ਜਿਉਂ-ਜਿਉਂ ਹਾਥੀ ਨੇੜੇ ਆਉ ਇੰਨਾ ਧਿਆਨ ਰੱਖੀ ਵੀ ਤੈਨੂੰ ਅੱਖ ਜਿਵੇਂ ਅਰਜਨ ਨੂੰ ਕਹਿੰਦੇ ਮੱਛੀ ਦੀ ਅੱਖ ਦਿਸਦੀ ਸੀ ਮੱਛੀ ਨਹੀਂ ਅੱਖ ਤੈਨੂੰ ਹਾਥੀ ਦੀ ਅੱਖ ਦਿਸੇ ਬਾਹਰ ਨਿਕਲਿਆ ਜਾ ਰਿਹਾ ਉਹਨੇ ਨਹੀਂ ਕੁਝ ਵੇਖਿਆ ਉਹਦਾ ਧਿਆਨ ਬਸ ਉੱਥੇ ਹੀ ਹੈ ਤੇ ਜਦੋਂ ਪਹੁੰਚਿਆ ਬਰਾਬਰ ਉਹ ਵੇਖ ਕੇ ਹੱਸਦੇ ਨੇ ਕਹਿੰਦੇ ਲੈ ਆਹ ਕੀ ਹੋਈ ਇਹ ਕੀ ਕਰਨੇ ਆ ਕਿਹੋ ਜਿਹਾ ਬੰਦਾ ਭੇਜਤਾ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਜਕਾਰਾ ਜਕਾਰੇ ਲਾਉਂਦਾ ਹੋਇਆ ਆਇਆ ਹਾਥੀ ਦੇ ਬਿਲਕੁਲ ਬਰਾਬਰ ਆ ਕੇ ਸਾਹਮਣੇ ਜਦੋਂ ਹਾਥੀ ਆ ਗਿਆ ਘੋੜੇ ਨੇ ਇਸ਼ਾਰਾ ਘੋੜੇ ਨੂੰ ਕੀਤਾ ਉਹਨੇ ਅਗਲੇ ਪੌੜ ਉੱਚੇ ਚੁੱਕ ਲਏ ਇਹਨੇ ਸਾਰਾ ਜ਼ੋਰ ਲਾ ਕੇ ਨਾਗਨੀ ਹਾਥੀ ਦੇ ਮੱਥੇ ਵਿੱਚ ਮਾਰੀ ਇੱਕ ਇਤਿਹਾਸਕਾਰ ਲਿਖਦੇ ਨੇ ਸੱਤ ਤਵੇ ਚੀਰ ਦੀ ਮੱਥੇ 'ਚ ਵੱਜੀ ਇਹਨੇ ਜ਼ੋਰ ਨਾਲ ਮਾਰੀ ਪਰ ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ ਇੰਨੇ ਜ਼ੋਰ ਨਾਲ ਹਾਥੀ ਦੀ ਅੱਖ ਨੂੰ ਹੀ ਵੇਖਿਆ ਅੱਖ ਦੇ ਵਿੱਚ ਜਦੋਂ ਨਾਗਲੀ ਧਸ ਗਈ ਚੀਕਾਂ ਮਾਰਦਾ ਹੋਇਆ ਹਾਥੀ ਪਿੱਛੇ ਮੁੜ ਗਿਆ ਸ੍ਰੀ ਅਕਾਲ ਇੱਕ ਮੁਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲੇ ਆਦੀ शुरू तो पड़ी है एक कोट पी के तेरे बाटे चौपरे ਬਾਟੇ ਚੋਂ ਪ੍ਰੇਮ ਵਾਲਾ ਭੂਰ ਪੂਰ ਮੌਤ ਨੂੰ ਡਰਾਵੇ ਤੇਰਾ ਇੱਕ ਮੁਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਲਾਵੇ ਤੇਰਾ ਖਾਲਸਾ ਉਹੀ ਪਹੁੰਚੇਗਾ ਜਿਹੜਾ ਗੁਰੂ ਤੱਕ ਪਹੁੰਚਿਆ ਹੈ ਗਿਆਨ ਹੋਇਆ ਜਿਹਨੂੰ ਸਮਝ ਹੈ ਜਿਹਨੂੰ ਪਤਾ ਵੀ ਮਰ ਕੇ ਵੀ ਨਹੀਂ ਮਰਨਾ ਜੇ ਬਚਨ ਕਮਾ ਗਏ ਮੇਰੇ ਗੁਰੂ ਮੇਰਾ ਅੰਗ ਸੰਗ ਹੈ ਮੇਰੇ ਨਾਲ ਹੈ ਇਸ ਕਰਕੇ ਭਾਈ ਗੁਰਬਾਣੀ ਤੇ ਪੂਰਨ ਸ਼ਰਧਾ ਭਰੋਸਾ ਰੱਖੋ ਆਪਣੇ ਸਤਿਗੁਰ ਤੇ ਪੂਰਨ ਵਿਸ਼ਵਾਸ ਰੱਖੋ ਜੋ ਮਰਜ਼ੀ ਹੋਵੇ ਮੜੀਆਂ ਮਸਾਣਾ ਕਬਰਾਂ ਦੇ ਚੱਕਰਾਂ 'ਚ ਨਹੀਂ ਪੈਣਾ ਧਾਗੇ ਤਵੀਤਾਂ ਦਾ ਖਹਿੜਾ ਛੱਡੋ ਬਥੇਰੀ ਦੁਨੀਆ ਧਾਗਿਆਂ ਨੂੰ ਅਮਰੀਕਾ ਕੈਨੇਡਾ 'ਚ ਮੈਂ ਕਿਸੇ ਗੋਰਿਆਂ ਦੇ ਧਾਗੇ ਬੰਨੇ ਵੇਖੇ ਹੀ ਨਹੀਂ ਨਾਲੇ ਆਪਣੇ ਸਾਰਿਆਂ ਤੋਂ ਤਰੱਕੀ ਵਿੱਚ ਨੇ ਇੱਥੇ ਬੱਚਾ ਬੱਚਾ ਧਾਗਾ ਬੰਨੀ ਫਿਰਦਾ ਮਰਦੇ ਹੀ ਫਿਰਦੇ ਆ ਆਖੋ ਸਤਨਾਮ ਬੁਰਾ ਹੀ ਹਾਲ ਹੈ ਸਾਡਾ ਤਾਂ ਕਰਕੇ ਆਪਾਂ ਇਹਨਾਂ ਧਾਗਿਆਂ ਤਵੀਤਾਂ ਦੇ ਚੱਕਰਾਂ 'ਚ ਨਹੀਂ ਪੈਣਾ ਐਵੇਂ ਵੇਖੋ ਹਜ਼ਾਰਾਂ ਰੁਪਏ ਦੇ ਨਗ ਨੇ ਹੱਥਾਂ ਵਿੱਚ ਪਾਈ ਫਿਰਦੇ ਆ ਇਹਨਾਂ ਨਗਾਂ ਨਾਲ ਕੁਝ ਨਹੀਂ ਬਣਨਾ ਬਾ ਕਰਮ ਸਹੀ ਕਰੋ ਗੁਰਬਾਣੀ ਤੋਂ ਗਿਆਨ ਲਓ ਕੰਮ ਕਰੋ ਮਿਹਨਤ ਕਰੋ ਮਾਇਆ ਤੇ ਮਗਰ ਮਗਰ ਭੱਜੀ ਫਿਰੇਗੀ ਆਖੋ ਸਤਨਾਮ ਦੁਨੀਆ ਦੇ ਸੁੱਖ ਤੇ ਮਗਰ ਮਗਰ ਫਿਰਨਗੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਜੋ ਕਿ ਦੀਵਾਨ ਅੱਜ ਸਟਾਰਟ ਹੋਏ ਨੇ ਗਾਜੇਵਾਸ ਪਿੰਡ ਵਿੱਚ ਅੱਜ ਪਹਿਲਾ ਦਿਨ ਸੀ ਉੱਥੇ ਜਥਾ ਗਿਆ ਤੇ ਕੱਲ ਨੂੰ ਦੋ ਦਿਨ ਦਾਸ ਨੇ ਹਾਜ਼ਰੀ ਭਰਨੀ ਹੈ ਕੱਲ ਤੇ ਪਰਸੋਂ ਗਾਜੇਵਾਸ ਨਮਾਦਾਂ ਆਪਣੇ ਏਰੀਏ ਵਿੱਚ ਭਵਾਨੀਗੜ੍ਹ ਦੀਵਾਨ ਨੇ 11 12 13 ਫਰਵਰੀ ਦੇ ਜਿੱਥੇ ਕਿਤੇ ਵੀ ਸਮਾਗਮ ਹੋਵੇ ਲਾਹਾ ਲਓ 30 31 ਜਨਵਰੀ 10 ਤੋਂ 12 ਵਜੇ ਤੱਕ ਸਵੇਰੇ ਪਿੰਡ ਹਸਨਪੁਰ ਨੇੜੇ ਦੇਵੀਗੜ੍ਹ ਜਥੇ ਨੇ ਜਾਣਾ ਉੱਥੇ ਦਾਸ ਨੇ ਨਹੀਂ ਸਾਡੇ ਜਥਿਆਂ ਨੂੰ ਜੋ ਕਿ ਐਤਵਾਰ ਦੇ ਐਤਵਾਰ 25 ਜਗ੍ਹਾ ਸਮਾਗਮ ਤਕਰੀਬਨ ਹੁੰਦੇ ਨੇ ਹਰ ਐਤਵਾਰ 25 ਜਗ੍ਹਾ ਸਾਡੇ ਜਥੇ ਜਾਂਦੇ ਨੇ ਕੋਈ ਭੇਟਾ ਨਹੀਂ ਬਸ ਪ੍ਰੋਗਰਾਮ ਪਿੰਡਾਂ ਪਿੰਡਾਂ ਵਿੱਚ ਕਰਦੇ 12 ਜਥੇ ਨੇ ਦੋ ਦੋ ਪ੍ਰੋਗਰਾਮ ਇੱਕ ਦਿਨ 'ਚ ਕਰਦੇ ਸੋ ਸ਼ਨੀਵਾਰ ਐਤਵਾਰ 25 25 ਸਮਾਗਮ ਹੁੰਦੇ ਨੇ ਸੋ ਬਾਕੀ ਆ ਦੀਵਾਨ ਤੇ ਜਿਹੜੇ ਚੱਲ ਰਹੇ ਨੇ ਤੇ ਚੱਲ ਹੀ ਰਹੇ ਨੇ ਸੋ ਸੰਗਤ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਨੇੜੇ ਜਿੱਥੇ ਕਿਤੇ ਵੀ ਗੁਰਮਤ ਸਮਾਗਮ ਹੋਵੇ ਲਾਹਾ ਲਓ ਪਰਮੇਸ਼ਰ ਦਵਾਰ ਗੁਰਮਤ ਕਾਲਜ ਵੀ ਬਣਾਇਆ ਜਾ ਰਿਹਾ ਭਾਈ ਜਿਹੜੇ ਮੇਰੇ ਵੀਰ 2 ਸਾਲ ਦੀ ਟ੍ਰੇਨਿੰਗ ਪੂਰੀ ਕਰਨੀ ਚਾਹੁੰਦੇ ਨੇ ਪਲੱਸ 2 ਪਾਸ ਘੱਟ ਤੋਂ ਘੱਟ ਬੱਚੇ ਹੋਣ ਜਿਨ੍ਹਾਂ ਦਾ ਜੀ ਕਰਦਾ ਗੁਰਮਤ ਪੜ੍ਹਨੀ ਹੈ ਕਈਆਂ ਕੋਲ ਜ਼ਮੀਨਾਂ ਜਾਇਦਾਦਾਂ ਬਥੇਰੀਆਂ ਨੇ ਬੱਚੇ ਦੋ ਨੇ ਸ਼ੌਂਕ ਰੱਖਦੇ ਨੇ ਉਹ ਉਹ ਚਾਹੀਦਾ ਉਹਨਾਂ ਨੂੰ ਵੀ ਇੱਕ ਆਪਣੇ ਘਰ ਦੀ ਸੇਵਾ ਕਰ ਲਵੇ ਦੂਜੇ ਨੂੰ ਕੌਮ ਦਾ ਪ੍ਰਚਾਰਕ ਬਣਾਓ ਪੰਥ ਦੀ ਸੇਵਾ ਕਰੇ ਕਿਉਂਕਿ ਜੇ ਜਾਇਦਾਦ ਪੈਸਾ ਸਭ ਕੁਝ ਰੱਬ ਦਾ ਦਿੱਤਾ ਹੋਵੇ ਮਾਲਕ ਦਾ ਦਿੱਤਾ ਹੈ ਫਿਰ ਉਹ ਲਾਲਚ ਨਹੀਂ ਕਰਦਾ ਸੱਚ ਬੋਲਦਾ ਹੈ ਮਟੀਰੀਅਲ ਦੇ ਪਿੱਛੇ ਨਹੀਂ ਭੱਜਦਾ ਸੋ ਮੈਂ ਬੇਨਤੀ ਕਰਾਂਗਾ ਵੀ ਇਹ ਸਰਮਾਏਦਾਰੀਆਂ ਨਾ ਸੋਚੋ ਵੀ ਸਾਡਾ ਬੇਟਾ ਭਾਈ ਬਣ ਜੂ ਭਾਈਆਂ ਵਿੱਚ ਵੀ ਫਰਕ ਹੁੰਦਾ ਹੈ ਸੱਚ ਬੋਲਣ ਵਾਲੇ ਜੁਰਤ ਵਾਲੇ ਪ੍ਰਚਾਰਕ ਪੈਦਾ ਹੋਣ ਸੋ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਪਰਮੇਸ਼ਰ ਦਵਾਰ ਗੁਰਮਤ ਕਾਲਜ ਕਾਲਜ ਬਣਾਇਆ ਜਾ ਰਿਹਾ ਹੈ ਨੀ ਰੱਖ ਦਿੱਤੀ ਹੈ ਸੱਤ ਕਮਰਿਆਂ ਦਾ ਲੈਂਟਰ ਪਿਆ ਹੈ 14 ਦਾ ਫੇਰ ਪੈਣਾ 14 ਦਾ ਫੇਰ ਪੈਣਾ ਤਕਰੀਬਨ ਇਹ 35 ਕਮਰਿਆਂ ਦਾ ਜੋ ਕਿ ਹੋਸਟਲ ਜਿਹਦੇ ਚ ਰਹਿਣਾ ਸਿੰਘਾਂ ਨੇ ਫਿਰ ਕਾਲਜ ਦੀ ਇਮਾਰਤ ਬਿਲਡਿੰਗ ਜੋ ਕਿ ਉਹਦੇ ਕਲਾਸ ਰੂਮ ਵਗੈਰਾ ਸਭ ਬਣਨੇ ਨੇ ਪਹਿਲੇ ਦਿਨ ਤੋਂ ਇੰਗਲਿਸ਼ ਪੀਰੀਅਡ ਉਹਨਾਂ ਦਾ ਲੱਗਣਾ ਹੈ 2 ਸਾਲਾਂ ਵਿੱਚ ਪ੍ਰੋਪਰ ਇੰਗਲਿਸ਼ ਵਿੱਚ ਵੀ ਕਥਾ ਕਰ ਸਕਣਗੇ ਕਾਲਜਾਂ ਵਿੱਚ ਜਾ ਕੇ ਸਕੂਲਾਂ 'ਚ ਜਾ ਕੇ ਹਰੇਕ ਪਿੰਡ ਦੇ ਹੁਣ ਵੇਖੋ ਹੁਣ ਤੇ ਸਾਨੂੰ ਇਹ ਔਖਾ ਆਉਣ ਵਾਲੇ 2 ਸਾਲਾਂ ਤੱਕ ਜੇ ਮੈਂ ਡਕਾਲੇ ਦੀਵਾਨ ਲਾਣ ਆਇਆ ਜਿਉਂਦਾ ਰਿਹਾ ਤੇ ਆਪਾਂ ਇੱਥੇ ਸਟੇਜ ਤੇ ਇਦਾਂ ਬੋਲਿਆ ਕਰਾਂਗੇ ਜਿੱਥੇ ਵੀ ਦੀਵਾਨ ਲੱਗਿਆ ਕਰਨਗੇ ਕਿ ਭਾਈ ਅਸੀਂ ਦੀਵਾਨ ਲਾ ਕੇ ਚੱਲੇ ਆ ਆ ਸਾਡਾ ਕਥਾਵਾਚਕ ਤੁਹਾਡੇ ਇਲਾਕੇ ਵਿੱਚ 1 ਮਹੀਨਾ ਰਹੂ ਹਰੇਕ ਪਿੰਡ ਵਿੱਚ ਪ੍ਰੋਗਰਾਮ ਕਰਾਓ ਕੱਲੇ ਕੱਲੇ ਪਿੰਡ ਵਿੱਚ ਕੋਈ ਪੈਸਾ ਨਹੀਂ ਕੋਈ ਖਰਚਾ ਨਹੀਂ ਇਹ ਇਹ ਜਿਹੜੇ ਜਿਹੜੇ ਅੰਮ੍ਰਿਤ ਛਕਣ ਉਹਨਾਂ ਨੂੰ ਵੇਖਣਾ ਚੈੱਕ ਕਰਨਾ ਵੀ ਪੱਕੇ ਨੇ ਕਾਇਮ ਨੇ ਉਹਨਾਂ ਨੂੰ ਕੱਲੇ ਕੱਲੇ ਨਾਲ ਗੱਲ ਕਰਨੀ ਹੁਣ ਇੰਨਾ ਸਮਾਂ ਨਹੀਂ ਹੁੰਦਾ ਪ੍ਰਚਾਰਕ ਇਦਾਂ ਦੇ ਹੋਣ ਸੈਂਕੜੇ ਹਰੇਕ 2 ਸਾਲ ਬਾਅਦ 100 ਤਿਆਰ ਹੋ ਜਾਣਾ ਕਰਨਾ ਹੈ 150 ਬਣ ਜਾਣਾ ਕਰਨਾ ਹਰੇਕ 2 ਸਾਲ ਬਾਅਦ ਤੇ ਜੇ 10 ਸਾਲ ਵੀ ਇਦਾਂ ਚੱਲਦਾ ਰਿਹਾ 5-700 ਪ੍ਰਚਾਰਕ ਪੈਦਾ ਹੋ ਸਕਦਾ ਹੈ ਇੰਗਲਿਸ਼ ਵਿੱਚ ਬੋਲਣ ਵਾਲੇ ਕਥਾ ਵੀ ਕਰਨ ਕੀਰਤਨ ਵੀ ਕਰਨ ਗੁਰਬਾਣੀ ਦੀ ਵਿਚਾਰ ਵੀ ਸਮਝਾਉਣ ਸਹੀ ਢੰਗ ਨਾਲ ਸਾਨੂੰ ਸਮਝ ਆਵੇ ਪਿੰਡਾਂ ਪਿੰਡਾਂ ਵਿੱਚ ਕਲਾਸਾਂ ਲਾਉਣ ਪਿੰਡਾਂ ਪਿੰਡਾਂ ਵਿੱਚ ਅੱਗੇ ਤੋਂ ਅੱਗੇ ਕਲਾਸਾਂ ਵੀ ਲਾਉਣ ਆ ਕੇ ਵੀ ਭਾਈ ਡਕਾਲੇ ਵਿੱਚ ਮਹੀਨਾ ਕੈਂਪ ਲੱਗੂ ਕੈਂਪ ਲੱਗਣਾ ਸਾਡੇ ਦੋ ਕਥਾਵਾਚ ਕੌਣ ਉਹ ਪਿੰਡ ਪਿੰਡ ਕੈਂਪ ਲਾਉਣ ਬੱਚਿਆਂ ਨੂੰ ਪੜਾਉਣ ਲਈ ਇਹਦੇ ਵਾਸਤੇ ਉਪਰਾਲਾ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਸ਼ੇਖ ਵਿਖੇ ਕਾਲਜ ਦਾ 1 ਰੁਪਈਆ ਖਰਚਾ ਨਹੀਂ 1 ਰੁਪਈਆ ਜਿਨੇ 2 ਸਾਲ ਰਹਿਣਾ ਹੈ 1 ਰੁਪਈਆ ਸਭ ਕੱਪੜੇ ਲੀੜੇ ਦਾ ਰਹਿਣ ਦਾ ਹਰ ਚੀਜ਼ ਦਾ ਸਭ ਕਿਤਾਬਾਂ ਦਾ 1 ਰੁਪਈਆ ਨਹੀਂ ਖਰਚਾ ਆਓ ਜਿਹੜੇ ਬੱਚੇ ਚਾਹੁੰਦੇ ਆ ਉਹ ਗੁਰਮਤਿ ਦੀ ਸਿੱਖਿਆ ਲੈਣ 2 ਸਾਲ ਦੀ ਪੜ੍ਹਾਈ ਕਰਨ ਜਿਹੜੇ ਐਕਟਿਵ ਮਾਈਂਡ ਦੇ ਨੇ ਐਕਟਿਵ ਨਹੀਂ ਤੇ ਆਮ ਅਸੀਂ ਵੇਖਦੇ ਹੁੰਨੇ ਆ ਬਾਬਾ ਜੀ ਪੜਨੇ ਪਾਇਆ ਪੜਿਆ ਨਹੀਂ ਅੱਛਾ ਇਹਨੂੰ ਅਸੀਂ ਕੰਮ ਸਿਖਾਇਆ ਸਿੱਖਿਆ ਨਹੀਂ ਫਿਰ ਇਹ ਕਿਸੇ ਕੰਮ ਦਾ ਨਹੀਂ ਫਿਰ ਇਹਨੂੰ ਤੁਸੀਂ ਲੈ ਜਾਓ ਇਹਨੂੰ ਤੁਸੀਂ ਲੈ ਜਾਓ ਨਾਲ ਚਲੋ ਉੱਥੇ ਹੋਰ ਨਹੀਂ ਕੁਝ ਪਾਠ ਤੇ ਸਿੱਖ ਲੂ ਇਹਨੂੰ ਕੋਈ ਸਮਝਦੇ ਨੇ ਚੱਲ ਹੋਰ ਨਹੀਂ ਬੰਦਾ ਪਾਠ ਤੇ ਸਿੱਖ ਲੂ ਵੀ ਪਾਠ ਤੇ ਐਵੇਂ ਹੀ ਐ ਜਿਹੜਾ ਕਿਸੇ ਕਹਿੰਦੇ ਪਰ ਚਲ ਪਾਠ ਤਾਂ ਕਰ ਹੀ ਲਊ ਚੱਲ ਯਾਰ ਗ੍ਰੰਥੀ ਤੇ ਬਣ ਗਈ ਲੈ ਆ ਹਾਲ ਸਾਡਾ ਹੋਇਆ ਨਹੀਂ ਭਾਈ ਇਦਾਂ ਦੀ ਸੋਚ ਨਾ ਰੱਖੋ ਗੁਰੂ ਘਰ ਦੇ ਵਜ਼ੀਰਾਂ ਦਾ ਬਣਦਾ ਸਤਕਾਰ ਕਰੀਦਾ ਜਿਹੜੇ ਸਤਕਾਰ ਯੋਗ ਹਨ ਇਹ ਵੀ ਧਿਆਨ ਚ ਰੱਖਿਓ ਸਤਕਾਰ ਯੋਗ ਜਿਹੜੇ ਗ੍ਰੰਥੀ ਆਪ ਨਗ ਪਾਈ ਫਿਰਦੇ ਨੇ ਆਪ ਪੇੜੇ ਕਰ ਕਰਕੇ ਦੇਣ ਲਿਆ ਬੀਬੀ ਮੈਂਸ ਤੇਰੀ ਮਿਲਦੀ ਨਹੀਂ ਮੈਂ ਪੇੜਾ ਕਰ ਦਿੰਦਾ ਜਿਹੜੇ ਇਦਾਂ ਦੇ ਬੰਦੇ ਨੇ ਉਹਨਾਂ ਤੋਂ ਤੇ ਆਪਾਂ ਖਿਹੜਾ ਛਡਾਉਣਾ ਹੈ ਇਹ ਤੇ ਠੀਕ ਨਹੀਂ ਪਰ ਜਿਹੜੇ ਸਹੀ ਬੰਦੇ ਗ੍ਰੰਥੀ ਹੋਣ ਕਥਾ ਸੋਹਣੀ ਕਰਦੇ ਨੇ ਕੀਰਤਨ ਕਰਦੇ ਨੇ ਗੁਰਮਤ ਨੂੰ ਸਮਝਦੇ ਨੇ ਫਿਰ ਭਾਈ ਤੁਹਾਨੂੰ ਸਮਝਾਉਂਦੇ ਨੇ ਉਹੋ ਜੇ ਗ੍ਰੰਥੀਆਂ ਨੂੰ ਸਾਂਭ ਕੇ ਰੱਖਿਆ ਉਹਨਾਂ ਨੂੰ ਭਾਵੇਂ 10000 20000 ਵੀ ਤਨਖਾਹ ਪਿੰਡ ਨੂੰ ਦੇਣੀ ਪਵੇ ਨਾ ਗੁਰਦੁਆਰੇ ਤੇ ਲਾ ਦੇਣਗੇ 1 ਕਰੋੜ ਤੇ ਗਰੰਟੀ ਰੱਖਣਗੇ 3000 ਵਾਲਾ ਹੀ ਠੀਕ ਹੈ ਉਹਨੂੰ 10000 ਰੁਪਈਆ ਨਹੀਂ ਦੇਣਾ ਸੰਗਮਰਮਰ ਪੱਥਰ ਲਾਇਆ 2 ਕਰੋੜ ਰੁਪਈਆ ਲਾਤਾ ਐਡਾ ਗੁੰਬਦ ਹੈ ਜੀ ਐਡਾ ਵਧੀਆ ਹੈ ਜੀ ਤੇ ਗਰੰਟੀ 2000 ਵਾਲਾ 2000 ਰੁਪਏ ਹੀ ਦੇਣਾ ਬਸ ਵੱਧ ਨਹੀਂ ਭਾਈ ਗ੍ਰੰਥੀਆਂ ਦੀਆਂ ਆਪਣੀਆਂ ਲੋੜਾਂ ਨੇ ਬੱਚਿਆਂ ਦੀਆਂ ਫੀਸਾਂ ਭਰੋ ਉਹਨਾਂ ਦੀਆਂ ਚੰਗਾ ਗ੍ਰੰਥੀ ਲਿਆ ਕੇ ਬੱਚੇ ਪੜਾਓ ਉਹਦੇ 20000 ਰੁਪਇਆ ਜੇ ਵੇਖੋ ਸੁਣੋ 100 ਘਰ ਹੈ ਇੱਕ ਪਿੰਡ 'ਚ 100 ਘਰ ਜੇ 100-100 ਰੁਪਇਆ ਦੇਵੇ ਤੇ 10000 ਬਣ ਜਾਂਦਾ ਸਿਰਫ 100 ਰੁਪਇਆ ਕੱਢਣਾ ਤੇ ਗ੍ਰੰਥੀ ਤੁਹਾਡੇ ਬੱਚਿਆਂ ਦੀਆਂ ਕਲਾਸਾਂ ਲਾਵੇ ਉਹਨਾਂ ਨੂੰ ਪੜਾਵੇ ਪਿੰਡ-ਪਿੰਡ ਉਹ ਗਰੰਟੀ ਲਿਆਓ ਜਿਹੜਾ ਸੰਥਿਆ ਕਰਾਵੇ ਸਾਨੂੰ ਗੁਰਬਾਣੀ ਬਾਰੇ ਨੌਲੇਜ ਦੇਵੇ ਸਮਝ ਦੇਵੇ ਬੱਚਿਆਂ ਨੂੰ ਸੰਥਿਆ ਵੀ ਕਰਾਵੇ ਕਲਾਸਾਂ ਲਾਵੇ ਉਹਨੂੰ 20000 ਰੁਪਇਆ ਦਿੱਤਾ ਵੀ ਕੋਈ ਮਾੜਾ ਨਹੀਂ ਬੱਚੇ ਬਣੇ ਰਹਿਣਗੇ 200 ਰੁਪਇਆ ਮਹੀਨਾ ਦੇ ਦੇਾਂਗੇ ਕੋਈ ਫਰਕ ਨਹੀਂ ਪੈਂਦਾ ਬੱਚਿਆਂ ਦੀ ਜ਼ਿੰਦਗੀ ਬਦਲ ਦੇਗਾ ਚੰਗਾ ਗਰੰਟੀ ਹੋਵੇ ਜੇ ਚੰਗੇ ਗਰੰਟੀ ਲੱਭ ਕੇ ਲਿਆਓ ਸੋ ਇਸ ਕਰਕੇ ਭਾਈ ਸੂਝਵਾਨ ਜਿਹੜੇ ਇਲਾਕੇ ਦੇ ਗ੍ਰੰਥੀ ਸਤਕਾਰਯੋਗ ਨੇ ਉਹਨਾਂ ਦਾ ਬਣਦਾ ਸਤਕਾਰ ਕਰਨਾ ਚਾਹੀਦਾ ਹੈ ਬਾਕੀ ਜਿਹੜੇ ਐਵੇਂ ਤੁਹਾਨੂੰ ਪਤਾ ਹੈ ਬਸ ਵੀ ਚੱਲ ਲੱਗ ਕੇ ਪਾਠ ਕਰ ਸਿਬਾ ਐਦਾਂ ਹੀ ਉਹ ਉਹਨਾਂ ਤੋਂ ਉਹਦਾ ਤੋਂ ਕਿਨਾਰਾ ਕਰ ਬਣਦੇ ਚੰਗੇ ਗ੍ਰੰਥੀਆਂ ਦਾ ਸਤਕਾਰ ਜ਼ਰੂਰੀ ਸੋ ਬਾਕੀ ਇਹ ਵੀ ਗੱਲ ਪਿੰਡ ਵਾਲਿਆਂ ਨੇ ਮੈਨੂੰ ਵੀਰਾਂ ਨੇ ਦੱਸਿਆ ਹੈ ਕਮੇਟੀ ਵਾਲਿਆਂ ਨੇ ਵਿਚਾਰ ਕਰਕੇ ਪਿੰਡ ਨਾਲ ਜੋ ਕਿ ਗੁਰਦੁਆਰਾ ਸਾਹਿਬ ਦਾ ਨਾਮ ਇੰਦਰਪੁਰੀ ਗੁਰਦੁਆਰਾ ਇੰਦਰਪੁਰੀ ਸਾਹਿਬ ਰੱਖਿਆ ਸੀ ਹੁਣ ਇਹਨਾਂ ਨੇ ਬਦਲ ਕੇ ਅੱਜ ਸਵੇਰੇ ਫੈਸਲਾ ਕਰਕੇ ਗੁਰਦੁਆਰਾ ਕਲਗੀਧਰ ਸਾਹਿਬ ਨਾਮ ਰੱਖ ਦਿੱਤਾ ਸ੍ਰੀ ਅਕਾਲ ਸੋ ਇਹ ਬਹੁਤ ਚੰਗੀ ਗੱਲ ਹੈ ਭਾਈ ਗੁਰਦੁਆਰਾ ਕਲਗੀਧਰ ਸਾਹਿਬ ਕਿਉਂਕਿ ਇੰਦਰ ਤੇ ਕਹਿੰਦੇ ਹੁਣ ਸਾਖੀ ਨਾਲ ਇਦਾਂ ਸੁਣਾਉਣਗੇ ਇੰਦਰ ਕੀ ਹੈ ਜੀ ਦੇਵਤਾ ਹੈ ਕੀ ਕੀਤਾ ਸੀ ਉਹਨੇ ਕਹਿੰਦੇ ਇੰਦਰ ਨਾ ਜੀ ਫਿਰ ਉਹ ਇੱਕ ਵਾਰੀ ਨਾ ਗੌਤਮ ਦੇ ਰਿਸ਼ੀ ਦੇ ਘਰ ਜਾ ਵੜਿਆ ਫਿਰ ਚੰਦਰਮਾ ਵੇਲੇ ਨਾਲ ਹੀ ਚੜ ਗਿਆ ਤੇ ਉੱਥੇ ਮੁਰਗਾ ਬਣ ਗਿਆ ਚੰਦਰਮਾ ਮੁਰਗਾ ਬਣ ਗਿਆ ਉਹਨੇ ਬਾਗ ਦੇਤੀ ਕਹਿੰਦੇ ਸਭ ਤੋਂ ਸੋਹਣੀ ਇਸਤਰੀ ਕਿਹਦੀ ਹੈ ਗੌਤਮ ਉਹਦੇ ਘਰ ਵਾਲੀ ਤੇ ਉਸ ਵੇਲੇ ਕਹਿੰਦੇ ਉਹ ਗੌਤਮ ਨਹਾਉਣ ਚਲਿਆ ਗਿਆ ਇੰਦਰ ਦੇਵਤਾ ਬਣ ਕੇ ਚਲਿਆ ਗਿਆ ਗੌਤਮ ਉਹਦੇ ਘਰ ਜਦੋਂ ਉਹ ਜਾ ਕੇ ਨਹਾਉਣ ਲੱਗਿਆ ਰਿਸ਼ੀ ਅੱਗੋਂ ਆਵਾਜ਼ ਆਈ ਕਹਿੰਦੇ ਓਏ ਤੇਰੇ ਘਰ ਤੇ ਸੰਨ ਲੱਗ ਗਈ ਤੂੰ ਕਿੱਧਰ ਆ ਗਿਆ ਗੌਤਮ ਦਾ ਰੂਪ ਧਾਰ ਕੇ ਕਹਿੰਦੇ ਉਹਨੇ ਉੱਥੇ ਮਾੜਾ ਕੰਮ ਕੀਤਾ ਰਿਸ਼ੀ ਆਇਆ ਉਹਨੇ ਆ ਕੇ ਪਰਨਾ ਮਾਰਿਆ ਚੰਦਰਮਾ ਦੇ ਕਹਿੰਦੇ ਦਾਗ ਪਾਤਾ ਉਹ ਕਹਿੰਦੇ ਦਾਗ ਹੁਣ ਤੱਕ ਪਿਆ ਹੋਇਆ ਮੁਰਗੇ ਨੇ ਵੇਲੇ ਨਾਲ ਬਾਗ ਦੇ ਦਿੱਤੀ ਸੀ ਮੁਰਗੇ ਨੇ ਵੇਲੇ ਨਾਲ ਬਾਗ ਦੇ ਦਿੱਤੀ ਮੁਰਗੇ ਤੂੰ ਫਿਰ ਕਹਿਤਾ ਤੇਰੀ ਬਾਗ ਤੇ ਕੋਈ ਭਰੋਸਾ ਨਹੀਂ ਕਰੂ ਹੁਣ ਕਹਿੰਦੇ ਤਾਂ ਕਰਕੇ ਮੁਰਗੇ ਦੀ ਬਾਂਗ ਤੇ ਹੁਣ ਲੋਕੀ ਭਰੋਸਾ ਨਹੀਂ ਕਰਦੇ ਇਹ ਇਦਾਂ ਦੀਆਂ ਸਾਖੀਆਂ ਪ੍ਰਚਲਿਤ ਹੁਣ ਗੱਲ ਸਮਝਣ ਇਹ ਤੇ ਐਗਜ਼ੈਂਪਲਾਂ ਨੇ ਐਗਜ਼ੈਂਪਲਾਂ ਨੇ ਇੰਦਰ ਦੇ ਸੰਨ ਲਾਈ ਹੈ ਕੀ ਹੈ ਦੇਵਤਾ ਤੇ ਜੇ ਇਹੋ ਜਿਹਾ ਕੰਮ ਕੋਈ ਆਮ ਬੰਦਾ ਕਰੇ ਲਫ਼ਜ਼ ਕਹਿ ਰਿਹਾ ਮਾਫ ਕਰਨਾ ਵੀਰ ਭਰਾ ਲਫ਼ਜ਼ ਕਹਿਣਾ ਪੈਂਦਾ ਜੇ ਕੋਈ ਆਮ ਬੰਦਾ ਕਿਸੇ ਦੇ ਘਰ ਇਦਾਂ ਜਾ ਵੜੇ ਉਹ ਬਲਾਦਕਾਰੀ ਤੇ ਇੰਦਰ ਦੇਵਤਾ ਕਿਵੇਂ ਬਣ ਗਿਆ ਇੰਦਰ ਦੇਵਤਾ ਕਿਵੇਂ ਬਣ ਗਿਆ ਉਹ ਕਿਸੇ ਦੇ ਘਰ ਜਾਵੇ ॠषि ਦੇ ਘਰ ਜਾ ਕੇ ਇਦਾਂ ਕਰੇ ਉਹ ਕਹਿੰਦੇ ਜੀ ਦੇਵਤਾ ਹੈ ਇਹ ਜਦੋਂ ਆਪਾਂ ਸੋਚਣ ਲੱਗ ਜਾਾਂਗੇ ਨਾ ਫਿਰ ਸਾਡਾ ਦਿਮਾਗ ਕੰਮ ਕਰੇਗਾ ਵੀ ਯਾਰ ਐਵੇਂ ਗੁੰਮਰਾਹ ਕਰੀ ਗਏ ਸਾਰੇ ਆਖੋ ਸਤਨਾਮ ਵੀ ਐਵੇਂ ਹੀ ਉਲਝਾਈ ਰੱਖਿਆ ਨਾਲੇ ਕਹਿੰਦੇ ਨੇ ਉਹਦੇ ਘਰ ਗਿਆ ਨਾਲੇ ਦੇਵਤਾ ਕਾਦਾ ਹੋਇਆ ਫਿਰ ਦੇਵਤਾ ਕਾਦਾ ਹੋਇਆ ਇਹਦਾ ਮਹਿਕਮਾ ਕਹਿੰਦੇ ਮੀਂਹ ਪਾਉਣ ਦਾ ਹੈ ਬਥੇਰੀ ਦੁਨੀਆ ਇੰਦਰ ਦੇਵਤੇ ਨੂੰ ਮੰਨਦੀ ਹੋਈ ਨਹੀਂ ਵੀ ਇੰਦਰ ਨੂੰ ਅਸੀਂ ਨਹੀਂ ਮੰਨਦੇ ਇਹ ਜਲ ਸਪਲਾਈ ਬੰਦ ਕਰ ਦਿੰਦਾ ਉਹਨੂੰ ਤੇ ਫਿਰ ਸਾਡੀ ਜਿਹੜੇ ਇੰਦਰ ਨੂੰ ਮੰਨਦੇ ਨਹੀਂ ਉਹਦੇ ਤੇ ਖੇਤ 'ਚ ਮੀਂਹ ਨਾ ਪਵੇ ਉਹ ਮੀਂਹ ਪਿਆ ਪਰਮੇਸ਼ਰ ਪਾਇਆ ਜੀ ਜੰਤ ਇਹ ਕੋਈ ਮਹਿਕਮੇ ਨਹੀਂ ਦਿੱਤੇ ਇੰਦਰ ਨੂੰ ਤੇ ਫਲਾਣੇ ਨੂੰ ਫਲਾਣੇ ਨੂੰ ਇਹ ਮਹਿਕਮਾ ਇੱਕ ਅਕਾਲ ਪੁਰਖ ਕੋਲ ਹੈ ਜਿੱਦਣ ਉਹਨੇ ਪਾਣਾ ਉਹਨੇ ਪਾਣਾ ਉਹਨੇ ਕਿਰਪਾ ਕਰਨੀ ਹੈ ਕੋਈ ਫਰਕ ਨਹੀਂ ਇਸ ਕਰਕੇ ਗੁਰਦੁਆਰਾ ਕਲਗੀਧਰ ਸਾਹਿਬ ਸੋਹਣਾ ਲੱਗਦਾ ਹੈ ਸਾਡੇ ਕਲਗੀ ਵਾਲੇ ਸੱਚੇ ਪਾਤਸ਼ਾਹ ਦੇ ਨਾਂ ਤੇ ਬੋਲੀਆਂ ਨਾ ਮਾਰੋ ਲੋਕੋ ਹਾਂਜੀ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਜਹਾਨ ਵਿੱਚ ਆਨ ਵਿੱਚ ਹੈ ਕੋਈ ਮਾਨ ਵਿੱਚ ਸ਼ਾਨ ਵਿੱਚ ਤਾਨ ਵਿੱਚ ਦੁਖੜੇ ਉਠਾਨ ਵਿੱਚ ਹੈ ਕੋਈ ਬਚੜੇ ਕੁਹਾਨ ਵਿੱਚ ਵਲੀਆਂ ਚੋਂ ਵਲੀ ਪੂਰਾ ਜੋਧਿਆਂ ਚੋਂ ਜੋਧਾ ਮਾਹੀ ਕਵੀਆਂ ਚੋਂ ਕਵੀ ਤੇ ਗਿਆਨੀ ਹੈ ਗਿਆਨ ਵਿੱਚ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜਿਹਾ ਦੱਸੋ ਹੋਰ ਕੌਣ ਹੈ ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਤੇ ਇੰਦਰ ਜਿਹੜੀ ਕੋਈ ਹਸਤੀ ਹੋਈ ਨਹੀਂ ਉਹਦੇ ਨਾਂ ਤੇ ਕਿਉਂ ਬਹੁਤ ਚੰਗਾ ਕੀਤਾ ਵਧਾਈ ਪਿੰਡ ਵਾਲਿਆਂ ਨੂੰ ਡਕਾਲੇ ਵਾਲਿਆਂ ਨੂੰ ਵਧਾਈ ਤੁਸੀਂ ਚੰਗਾ ਕੰਮ ਕੀਤਾ ਹੈ ਆ ਗੁਰਮਤ ਅਨੁਸਾਰ ਜੋ ਗੁਰਬਾਣੀ ਮੰਨੇ ਉਹਦੇ ਮੁਤਾਬਕ ਚੱਲਣਾ ਆਪਾਂ ਉਲਟ ਨਹੀਂ ਚੱਲਣਾ ਗੁਰੂ ਸਾਹਿਬ ਤੋਂ ਉਲਟ ਨਹੀਂ ਚੱਲਣਾ ਆਓ ਜੀ ਸਾਰੀ ਸੰਗਤ ਦਾ ਧੰਨਵਾਦ ਇਥੋਂ ਦੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਬੜੇ ਚਾਅ ਨਾਲ ਬੜੇ ਸ਼ੌਂਕ ਨਾਲ ਪ੍ਰੋਗਰਾਮ ਕਰਦੇ ਨੇ ਮੇਰਾ ਖਿਆਲ ਹੈ 4 4 ਸਾਲ ਹੋ ਗਏ ਲਗਾਤਾਰ ਦੀਵਾਨ ਲੱਗਦਿਆਂ ਨੂੰ ਇੱਥੇ ਹਰ ਸਾਲ ਇੱਥੇ ਆ ਹੀ ਜਾਈਦਾ ਨੇੜੇ ਹੋਣ ਕਰਕੇ ਨਹੀਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਅੱਗੇ ਤੋਂ ਵੀ ਚੜ੍ਹਦੀ ਕਲਾ ਨਾਲ ਇਲਾਕੇ ਨੂੰ ਵੀ ਬੇਨਤੀ ਹੈ ਵੀ ਸਹਿਯੋਗ ਦਿਆ ਕਰੋ ਤਕੜੇ ਹੋ ਕੇ ਨੌਜਵਾਨੋ ਘਰਾਂ 'ਚ ਬਾਣੀ ਪੜ੍ਹਨੀ ਸ਼ੁਰੂ ਕਰ ਦਿਓ ਸਮਝ ਇੰਨੀ ਵੱਧ ਜੇ ਇਲਾਕੇ ਨੂੰ ਆਪੇ ਸਮਝਾ ਲਓ ਦੀਵਾਨਾਂ ਦੀ ਲੋੜ ਹੀ ਨਾ ਪਵੇ ਆਪ ਹੀ ਸਮਝਾ ਦਿਆ ਕਰੋ ਸਮਝ ਕੇ ਅੱਕੇ ਸਮਝਾਈ ਚੱਲੋ ਘਰ ਘਰ ਪੋਥੀਆਂ ਲੈ ਆਓ ਲੋੜ ਹੀ ਨਾ ਪਵੇ ਖਰਚਾ ਵੀ ਨਾ ਕਰਿਆ ਕਰੋ ਪੋਥੀਆਂ ਹੀ ਲੈ ਆਇਆ ਕਰੋ ਆਪ ਹੀ ਪੜ੍ਹ ਲਿਆ ਕਰੋ ਸਿੱਧਾ ਹੀ ਇਹਦੀ ਵੀ ਨਾ ਲੋੜ ਪਵੇ ਸੋ ਕੋਸ਼ਿਸ਼ ਕਰੋ ਹੌਲੀ ਹੌਲੀ ਅੱਗੇ ਨੂੰ ਵਧੋ ਭਾਈ ਆਪਾਂ ਆਪਣੇ ਆਪਣੇ ਭਲੇ ਵਾਸਤੇ ਪੜਨਾ ਆਪਣੇ ਲਈ ਕਰਨਾ ਕਰਮੀ ਆਪੋ ਆਪਣੀ ਆਪਣੇ ਆਪਣੇ ਕਰਮ ਸੋ ਸਮਝੀਏ ਮੰਨੀਏ ਧੰਨਵਾਦ ਬੜੇ ਪਿਆਰ ਨਾਲ ਸੁਣਿਆ ਬੀਬੀਓ ਬੱਚਿਆਂ ਨੂੰ ਕਹਿਣਾ ਸਾਰੀਆਂ ਬੀਬੀਆਂ ਇਹ ਕਿਹਾ ਕਹਿਣਾ ਬੱਚਿਆਂ ਨੂੰ ਵੀ ਭਾਈ ਬਾਣੀ ਪੜਿਆ ਕਰੋ ਸਾਡੀ ਤੇ ਲੰਘੀ ਲੰਘੀ ਤੁਸੀਂ ਬਾਣੀ ਪੜ ਲਓ ਪੋਥੀਆਂ ਪੜੋ ਪੋਥੀਆਂ ਕੁੜੀਆਂ ਨੂੰ ਕਿਹਾ ਕਰੋ ਕੁੜੀਏ ਤੈਨੂੰ ਪੜਾਇਆ ਕਿਉਂ ਐ ਧੀਏ ਤੈਨੂੰ ਕਿਉਂ ਪੜਾਇਆ ਤੂੰ ਪਾਠ ਸੁਣਾ ਲੈ ਫੜ ਪੋਥੀ ਸਾਨੂੰ ਸੁਣਾ ਪਾਠ ਤੈਨੂੰ ਪੜਾਇਆ ਕਾਦੇ ਲਈ ਐ ਪਾਠ ਸੁਣਾ ਗੁਰਬਾਣੀ ਸੁਣਾਓ ਗੁਰਬਾਣੀ ਨਾਲ ਜੁੜੋ ਇਦਾਂ ਸਾਡੇ ਘਰਾਂ 'ਚ ਭਲਾ ਹੋਣਾ ਹੈ ਕੱਲ ਵਾਲੀ ਬੇਨਤੀ ਸੁਣ ਲਓ ਜਦੋਂ ਗਿਆਨ ਲੈ ਕੇ ਅਸੀਂ ਦੇਵਤੇ ਬਣ ਜਾਾਂਗੇ ਤੇ ਧਰਤੀ ਸਵਰਗ ਬਣ ਜਾਏਗੀ ਇੱਥੇ ਹੀ ਸਵਰਗ ਅਬ ਦੂਜਾ ਸਵਰਗ ਨਹੀਂ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਚਰਨ ਕਮਲ ਕੀ ਹੈ ਗੁਰੂ ਦੇ ਸ਼ਬਦ ਗਿਆਨ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੇ ਚਰਨਾਂ 'ਚ ਰਹਿਣਾ ਬਸ ਅਸੀਂ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਹਰ ਆਦ ਬਸ ਅਸੀਂ ਗੁਰੂ ਦੇ ਚਰਨਾਂ 'ਚ ਹੀ ਰਹਿਣਾ ਭਾਈ ਧੰਨਵਾਦ ਸਾਰੀ ਸੰਗਤ ਨੂੰ ਬੇਨਤੀ ਹੈ ਸ਼ਨੀਵਾਰ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਅੱਗੇ ਸੰਗਰਾਮ ਦਾ ਹੁੰਦਾ ਸੀ ਹੁਣ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹੈ ਕੀ ਫਰਵਰੀ ਮਹੀਨੇ ਭਾਈ ਦਿਨ ਦਾ ਦੀਵਾਨ ਲੱਗਣਾ ਹੈ ਵਿਸਾਖੀ ਵਾਲਾ ਅਪ੍ਰੈਲ ਦਾ ਜਿਹੜਾ ਮਹੀਨਾ ਹੈ ਉਹ ਆਪਾਂ ਦੀਵਾਨ ਰਾਤ ਦਾ ਨਹੀਂ ਲਾਉਣਾ ਦੋ ਸ਼ਨੀਵਾਰ ਦਾ ਨਹੀਂ ਲਾਉਣਾ ਉਹ ਵਿਸਾਖੀ ਵਾਲੀ ਰਾਤ ਦਾ ਹੀ ਲਾਵਾਂਗੇ ਵਿਸਾਖੀ ਦਾ ਸੰਗਰਾਂਦ ਦਾ ਲਾਵਾਂਗੇ ਉਹ ਵਿਸਾਖੀ ਦਾ ਹੀ ਲਾਵਾਂਗੇ ਅਪ੍ਰੈਲ ਦਾ ਮਹੀਨਾ ਸ਼ਨੀਵਾਰ ਨਹੀਂ ਵਿਸਾਖੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਪਰਮੇਸ਼ਰ ਦੁਆਰ ਹੋਏਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਨੇੜੇ ਹੀ ਪੈਂਦਾ ਹੈ ਵੱਧ ਚੜ ਕੇ ਹਾਜ਼ਰੀ ਭਰਿਆ ਕਰੋ ਜਿਨ੍ਹਾਂ ਨੇ ਸੁਣਨਾ ਹੁੰਦਾ ਜਿਹੜੇ ਆ ਸ਼ੌਂਕ ਰੱਖਦੇ ਨੇ ਸੁਣਨ ਦਾ ਉਹ ਆਓ ਉਹ ਆਉਣ ਜਿਨ੍ਹਾਂ ਨੇ ਸਿਰ ਜੇ ਘਮਾਣੇ ਹੁੰਦੇ ਨੇ ਉਹ ਨਾ ਆਉਣ ਉਹ ਇੱਥੇ ਹੀ ਠੀਕ ਨੇ ਉਹ ਵਡਭਾਗੀਆਂ ਦੇ ਤੁਰੇ ਫਿਰਨ ਗੇੜੇ ਕੱਢਦੇ ਉੱਥੇ ਨਹੀਂ ਸਿਰ ਘਮਾਉਣ ਵਾਲਾ ਕੋਈ ਉਹਦੇ ਜਿਹੜਾ ਦਿਲ ਕਰਦਾ ਇਦਾਂ ਬਹਿ ਕੇ ਜਿਹਨੂੰ ਚੰਗਾ ਲੱਗਦਾ ਉਹ ਸੁਣੋ ਇਦਾਂ ਜਿਹਨੂੰ ਚੰਗਾ ਲੱਗੇ ਆਓ ਜੀ ਆਇਆਂ ਗੱਜ ਕੇ ਆਨੰਦ ਸਾਹਿਬ ਚ ਬੋਲੋ ਗੁਰੂ ਜੀ ਦਾ ਕੋਟਾਨ ਕੋਟਵਾਰ ਸ਼ੁਕਰ ਹੈ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਰਲ ਮਿਲ ਬਹਿਣ ਦਾ ਸਮਾਂ ਦਿੱਤਾ ਤੁਹਾਡੇ ਇਲਾਕੇ ਦੇ ਬਾਬਾ ਨਛੱਤਰ ਸਿੰਘ ਜੀ ਸੰਗਤ ਚ ਆਏ ਉਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਰਹਿ ਗਏ ਭਾਈ ਮੱਥਾ ਨਹੀਂ ਟੇਕਿਆ ਟੇਕੋ ਮੱਥਾ ਆਜੋ ਅੱਗੇ ਆਜੋ ਭਾਈ ਮੱਥਾ ਟੇਕ ਲਓ ਬਾਕੀ ਗੁਰੂ ਜੀ ਜਾਣਗੇ ਫੇਰ ਚੱਲਾਂਗੇ ਪਹਿਲਾਂ ਨਹੀਂ ਜਾਣਾ ਸੰਗਤ ਨੇ ਪਹਿਲਾਂ ਨਹੀਂ ਜਾਣਾ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ ਫੇਰ ਸਾਰਿਆਂ ਨੇ ਚੱਲਾ ਪਾਉਣਾ ਗੱਜ ਕੇ ਪੜੋ ਨਾਮ ਸਾਹਿਬ ਰਾਮ ਕਲੀ ਮਹੱਲਾ ਤੀਜਾ ਨਾਮ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਉ ਰੂਪਾ ਪਾਸ ਹੈ ਸੁਤੀ ਮਨ ਦਿਆ ਸਤਿਗੁਰੂ ਮੈਂ ਪਾਏ ਸਭ ਮੰਗ ਲਾ ਸਤਿਗੁਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਨਾਮ ਰਤਿਆ ਬਾਜੇ ਹੋਈ ਇਹ ਨਾਮ ਸੱਚੇ ਸਾਹਿਬ ਕੀ ਹੈ ਨਾਮ ਹਰ ਚੰਦਾ वारी जपिए एक मिनट मन जो मन ने पढ़ना मन ने बोधी ने नहीं जीव बोले पर मन महसूस करे